ਗਿਆਨ ਧਿਆਨ ਸਭ ਕੋ ਰਵੇ ਬੰਦਨ ਬੰਦਿਆ ਵਿਖਿਆ ਪਵ ਸਭ ਜਗ ਪਵ ਸਭ ਜਗ ਪਵ ਬਾਂਦਰ ਬਾਂਦਿਆ ਸਭ ਜਗ ਪਵ ਫਿਰ ਵੀ ਗਿਆਨ ਧਿਆਨ ਦੀ ਗੱਲ ਲੋਕ ਸਾਰੇ ਕਰਦੇ ਨੇ ਪਰ ਜਿਹੜਾ ਜਿਹੜਾ ਸੂਖਮ ਗਿਆਨ ਹੈ ਸੂਖਮ ਦਾ ਗਿਆਨ ਹੈ ਨਾ ਇਹਦੇ ਵਾਸਤੇ ਬਹੁਤ ਹੀ ਤੇਜ਼ ਤ੍ਰਿਕ ਬੁੱਧੀ ਚਾਹੀਦੀ ਹੈ ਤੀਖਣ ਬੁੱਧੀ ਚਾਹੀਦੀ ਹੈ ਇਹ ਜੀ ਬੁੱਧੀ ਹਰ ਵਕਤ ਨਹੀਂ ਰਹਿੰਦੀ ਹੈ ਇਹ ਬਹੁਤ ਹੀ ਉੱਚੀ ਸਟੇਜ ਹੈ ਬੁੱਧੀ ਦੀ ਬਿਰਲੇ ਬਿਰਲੇ ਆਦਮੀ ਹੁੰਦੇ ਨੇ ਸਟੇਜ ਉੱਚਤਮ ਸਟੇਜ ਕਹ ਸਭ ਤੋਂ ਉੱਚੀ ਸਟੇਜ ਜਿਵੇਂ ਇੱਕ ਅੰਡਾ ਅੰਡੇ ਦੀ ਇੱਕੋ ਸਟੇਜ ਆ ਜਾਂਦੀ ਹੈ ਜਦੋਂ ਬੱਚਾ ਉਹਦੇ ਵਿੱਚ ਵੜ ਜਾਂਦਾ ਅੰਦਰ ਪਹਿਲਾਂ ਅੰਡੇ ਨੂੰ ਭੰਨ ਕੇ ਦੇਖੀ ਵਿੱਚ ਕੁਝ ਨਹੀਂ ਹੁੰਦਾ ਇਹਦਾ ਨਹੀਂ ਪਰ ਜਦ ਬਣ ਜਾਂਦਾ ਬੱਚਾ ਉਹਦੇ ਚ ਖੰਭ ਖੰਭ ਕੁਝ ਨਾ ਕੁਝ ਨਜ਼ਰ ਆਉਣ ਲੱਗ ਜਾਂਦਾ ਸਟਰਕਚਰ ਵੱਖਰਾ ਵੱਖਰਾ ਨਜ਼ਰ ਆਉਣ ਲੱਗ ਜਾਂਦਾ ਉਹਦਾ ਜਿੰਨਾ ਚਿਰ ਉਹ ਸਟਰਕਚਰ ਨਹੀਂ ਨਜ਼ਰ ਆਉਂਦਾ ਉਹਨਾਂ ਚਿਰ ਉਹ ਬੁੱਧੀ ਜਿਹੜੀ ਹੈ ਇਹਦੀ ਪਕੜ ਨਹੀਂ ਕਰਦੀ ਗਿਆਨ ਦੀ ਪਕੜ ਨਹੀਂ ਕਰ ਸਕਦੀ ਅੰਡਾ ਹੋਈ ਹੈ ਉਹ ਸੰਭਿਆ ਹੋਇਆ ਹੈ ਸੰਭਾਲਿਆ ਹੋਇਆ ਅੰਡਾ ਖਰਾਬ ਵੀ ਹੋ ਸਕਦਾ ਉਹ ਐਸੇ ਵਾਤਾਵਰਣ 'ਚ ਆ ਗਿਆ ਬਚ ਕੇ ਕਿ ਉਹਦੇ ਵਿੱਚ ਬੱਚਾ ਬਣ ਗਿਆ ਐਸਾ ਮਾਹੌਲ ਉਹਨੂੰ ਮਿਲ ਗਿਆ ਕਿ ਉਹ ਬੱਚਾ ਬਣ ਗਿਆ ਜਦ ਉਹਦੇ ਖੰਭ ਖੁੰਭ ਸਾਰਾ ਕੁਝ ਅਲੱਗ-ਅਲੱਗ ਦਿਖਣ ਲੱਗ ਗਿਆ ਫਿਰ ਇਸ ਦੀ ਪਕੜ ਕਰ ਲੈਂਦਾ ਫਿਰ ਭਰਮ ਦੇ ਅੰਡੇ ਨੂੰ ਤੋੜ ਕੇ ਅੰਡੇ ਦੇ ਛਿਲਕੇ ਨੂੰ ਤੋੜ ਕੇ ਫਿਰ ਬਾਹਰ ਆ ਜਾਂਦਾ ਉਹ ਤਾਂ ਪਹਿਲਾਂ ਬੜਾ ਮੁਸ਼ਕਲ ਗੱਲ ਹੈ ਇਹੋ ਜੀ ਅਵਸਥਾ ਭਗਤਾਂ ਦੀ ਹੋਈ ਹੈ ਬਾਕੀਆਂ ਨੇ ਕਿਉਂ ਨਹੀਂ ਸਮਝ ਲਈ ਇਹ ਗੱਲ ਗੁਰੂ ਨਾਨਕ ਨੇ ਕਿਉਂ ਸਮਝ ਲਈ ਪਹਿਲਾਂ ਹੈ ਉਹਨਾਂ ਸਾਰਿਆਂ ਕੋਲ ਬਾਣੀ ਗ੍ਰੰਥ ਦਾ ਮਗਰ ਚ ਪਏ ਨੇ ਲੋਕ ਉਹਨਾਂ ਦੀ ਮੰਨਤਾ ਵੀ ਕਰਦੇ ਨੇ ਉੱਥੇ ਰਹਿਣ ਵਾਲੇ ਪੂਜਾ ਵੀ ਕਰਦੇ ਨੇ ਪਰ ਕਬੀਰ ਨੇ ਗੱਲ ਉਹ ਸਮਝ ਲਈ ਕਬੀਰ ਨੇ ਤਾਂ ਸਮਝ ਲਈ ਉਹ ਗੱਲ ਉਹਨਾਂ ਨੇ ਨਹੀਂ ਸਮਝ ਆਈ ਗੁਰਬਾਣੀ ਸਾਡੇ ਕੋਲ ਪਈ ਹੈ ਕਿਉਂ ਨਹੀਂ ਪਕੜ ਚਾਈ ਬੁੱਧੀ ਦੀ ਉਹ ਸਟੇਜ ਨਹੀਂ ਸੀ ਕਿਸੇ ਹੋਰ ਜੇ ਸੀਗੀ ਉਹ ਦਿਸ਼ਾਹੀਨ ਹੋ ਗਈ ਜੇ ਉਸ ਵੇਲੇ ਬਣ ਦੇ ਕਰੀਬ ਬੱਚਾ ਆ ਕੇ ਵੀ ਵਾਤਾਵਰਣ ਨੂੰ ਗਲਤ ਮਿਲ ਜਵੇ ਤਾਂ ਵੀ ਨਸ ਹੋ ਜਾਂਦਾ ਉਹ ਜ਼ਰੂਰੀ ਨਹੀਂ ਕਿ ਡਿਵੈਲਪਮੈਂਟ ਹੋ ਜੂ ਜੇ ਉੱਥੇ ਆ ਕੇ ਪਰਪੰਚ ਰਾਸ਼ਲ ਵਿੱਚ ਤਾਂ ਵੀ ਨਸ ਹੋ ਜਾਂਦਾ ਉਸ ਵੇਲੇ ਪਰਪੰਚ ਗਾਲਦਾ ਉਹ ਜਿਹੜਾ ਹੈ ਨਾ ਪਾਉ ਭਗਤ ਭਗਵਾਨ ਹਿਤ ਮਾਇਆ ਲਿਪਤ ਨਾ ਰੰਚ ਬਿਰਲੇ ਕਹੀਏ ਨਾਨਕਾ ਜੇ ਨਾ ਰਚੇ ਪਰਪੰਚ ਜਿਹੜਾ ਉੱਥੇ ਪਰਪੰਚ ਦੇ ਵਿੱਚ ਗਿਆ ਉਹ ਪੂਰਾ ਹੋ ਜਾਂਦਾ ਹੈ ਬਾਕੀ ਉੱਥੇ ਗਲ ਜਾਂਦਾ ਉੱਥੇ ਗਲ ਜਾਂਦਾ ਬਾਕੀ ਪਿੱਛੇ ਨੂੰ ਮੁੜ ਜਾਂਦਾ ਉੱਥੋਂ ਥੱਲੇ ਨੂੰ ਚਲਾ ਜਾਂਦਾ ਵਾਪਸੀ ਚਲਾ ਜਾਂਦਾ ਉਹਨੂੰ ਕਹਿੰਦੇ ਨਰਕ ਨੂੰ ਚਲਾ ਗਿਆ ਇਹਦੀ ਪਿਛਲੀ ਸਟੇਜ ਵਿੱਚ ਚਲਾ ਗਿਆ ਜਿਹੜੀ ਸਟੇਜ ਤੋਂ ਉੱਪਰ ਆਇਆ ਸੀ ਨਾ ਵਾਪਸ ਚਲਾ ਜਿਹੜੀ ਪੌੜੀਆਂ ਉੱਤੇ ਚੜ ਕੇ ਆਇਆ ਸੀ ਉਹਨੇ ਥੱਲੇ ਗਿਰ ਗਿਆ ਇਹ ਮਨੁੱਖਾ ਜਨਮ ਦੀ ਵੀ ਇੱਕ ਪੌੜੀ ਹੈ ਇਹ ਤੋਂ ਬਾਅਦ ਇਹ ਪੌੜੀ ਤੇ ਹੀ ਉਹ ਸਟੇਜ ਬਣਦੀ ਹੈ ਹੁਣ ਗਿਆਨ ਧਿਆਨ ਸਭ ਕੋ ਰਵੇ ਗਿਆਨ ਅੰਦਰੇ ਸਾਨੂੰ ਕਾਹਦੇ ਦਿੱਤੇ ਨੇ ਪੰਜ ਉਹ ਗਿਆਨ ਰਵਣ ਵਾਸਤੇ ਦਿੱਤੇ ਨੇ ਸਭ ਨੂੰ ਦਿੱਤੇ ਨੇ ਗਿਆਨ ਅੰਦਰੇ ਨਹੀਂ ਵੀ ਦਿੱਤੇ ਜਾ ਸਕਦੇ ਸੀ ਬਹੁਤ ਸਾਰੇ ਜੀਵ ਨੇ ਜਿਨ੍ਹਾਂ ਦੇ ਕੰਨ ਹੁੰਦੇ ਹੀ ਨਹੀਂ ਸੱਪ ਦੇ ਕੰਨ ਹੁੰਦੇ ਹੀ ਨਹੀਂ ਕਰਨ ਸੁਣੇ ਨਹੀਂ ਨਾਦ ਕਰਨ ਮੰਦ ਕਾਲ ਜਿਹੜਾ ਉਸ ਸਟੇਜ ਦੇ ਵਿੱਚ ਪਹੁੰਚ ਕੇ ਨਾਦ ਇਹਨਾਂ ਸੁਣਿਆ ਫਿਰ ਉਹਨੂੰ ਸੱਪ ਬਣਾਤਾ ਗੰਡਗੜੋਆ ਬਣਾਤਾ ਕਹਿੰਦੇ ਇਹਨੂੰ ਕੰਨਾਂ ਦੀ ਲੋੜ ਹੀ ਨਹੀਂ ਹੈ ਜਾਂ ਬਾਣੀ ਨਹੀਂ ਸੁਣੀ ਆ ਬਾਣੀ ਉਹ ਉਹਨਾਂ ਹੈ ਉਹ ਇਹ ਕੰਨਾਂ ਨਾਲ ਸੁਣਨੀ ਜਿਹੜੀ ਅੰਤਰਾਤਮਾ ਦੀ ਆਵਾਜ਼ ਨਹੀਂ ਜੇ ਸੁਣੀ ਹੁਣ ਕੀ ਕਿਹੜੇ ਖਾਨੇ ਜਿਹਨੂੰ ਕਰਾਂਗੇ ਭਗਤੀ ਨੂੰ ਅਰਥ ਕਰਨ ਮੁੰਦ ਕਾ ਲਿਆ ਇਸ ਪੰਕਤੀ ਦੇ ਅਰਥ ਕਿਹੜੇ ਖਾਨੇ 'ਚ ਰੱਖੋਗੇ ਤੁਸੀਂ ਅਗਲੇ ਜਨਮ ਦੇ ਹੀ ਖਾਨੇ 'ਚ ਰੱਖੋਗੇ ਨਾ ਹਾਂਜੀ ਕੰਨ ਮੁੰਦ ਲਿਆ ਅਗਲੇ ਜਨਮ ਦੇ ਰੱਖੋਗੇ ਨਾ ਹੁਣ ਤਾਂ ਕੰਨ ਹੈਗੇ ਹੀ ਨੇ ਇਹਦੇ ਇੱਥੇ ਉਹ ਕੰਨ ਮੁੰਦ ਕੇ ਘਾਲਤਾ ਵੀ ਅਗਲੇ ਜਨਮ ਜਿਹਦੇ ਕੰਨ ਨਹੀਂ ਚਾਹੀਦੇ ਇੱਥੇ ਵੀ ਹੁਕਮ ਹੋ ਗਿਆ ਵੀ ਆ ਜਿਹੜੇ ਕੰਨ ਨੇ ਨਾ ਇਹਦੇ ਇਹਦੇ ਨੇ ਕੰਮ ਲਿਆ ਗਾਹ ਨੂੰ ਨਾ ਲਾਇਓ ਇਹਨੂੰ ਕੰਨ ਕਾਲਿਆ ਆ ਨਾ ਲਾਉਂਦਾ ਨਿਸ਼ਾਨੀ ਲਾ ਕੇ ਕਰਤਾ ਵੀ ਇਹਨੂੰ ਕੰਨ ਨਹੀਂ ਦੇਣੇ ਗਾਂ ਵਾਸਤੇ ਕਾਰਨ ਤਾਂ ਕਾ ਲਿਆ ਇੱਥੋਂ ਕਾ ਲਿਆ ਨਾ ਜਦ ਉਧਰੋਂ ਆਊਗਾ ਔਰ ਇਹਨੂੰ ਫਿਰ ਉਹਦੇ ਕੰਨ ਨਹੀਂ ਹੋਣਾ ਐਸਾ ਜਨਮ ਮਿਲੂਗਾ ਜਿਸ ਕਾਰਨ ਨਹੀਂ ਹੁੰਦਾ ਉਹਨੇ ਕੰਮ ਨਹੀਂ ਲਿਆ ਕਹਿੰਦੇ ਇਹਨੂੰ ਲੋੜ ਨਹੀਂ ਹੈ ਭਾਈ ਫਿਰ ਉਹਨੂੰ ਪਤਾ ਲੱਗੂ ਵੀ ਕਰਨਾ ਦੀ ਕੀਮਤ ਕੀ ਹੁੰਦੀ ਹੈ ਜੇ ਕੋਈ ਚੀਜ਼ ਨਾ ਹੋਵੇ ਨਾ ਕੋਲ ਫਿਰ ਉਹਦੀ ਕੀਮਤ ਦਾ ਪਤਾ ਲੱਗਦਾ ਗਿਆਨ ਧਿਆਨ ਸਭ ਕੋ ਪ੍ਰਭਾ ਬੰਦਨੀ ਬੰਦਿਆ ਸਭ ਜਗ ਭਵੈ ਫਿਰ ਵੀ ਬੰਨਣਾ ਚ ਕਿਉਂ ਪਿਆ ਹੈ ਅਸਰ ਜੇ ਮਾਇਆ ਦਾ ਗਿਆਨ ਇਹ ਲੈਂਦਾ ਜਿਹੜਾ ਗਿਆਨ ਲੈ ਰਿਹਾ ਨਾ ਮਾਇਆ ਦਾ ਕੰਨਾਂ ਥਈ ਅੱਖਾਂ ਤੱਕ ਨੱਕ ਰਸਤੇ ਚਮੜੀ ਦੇ ਰਸਤੇ ਉਹ ਕੌਣ ਹੈ ਮੈਂ ਕੌਣ ਆਪਣਾ ਗਿਆਨ ਨਹੀਂ ਲੈਂਦਾ ਉਹਨੇ ਆਪਣਾ ਗਿਆਨ ਲੈਣਾ ਤਾਂ ਮੈਂ ਕੌਣ ਹੋਰ ਕਿਸੇ ਚੀਜ਼ ਦਾ ਗਿਆਨ ਲੈ ਰਿਹਾ ਆਪਣਾ ਗਿਆਨ ਨਹੀਂ ਲੈ ਰਿਹਾ ਖੋਜ ਕਰਨੀ ਤੇ ਉਹਨੇ ਆਪਣੀ ਖੋਜ ਕਰ ਰਿਹਾ ਹੋਰ ਕਿਸੇ ਦੀ ਅੱਖਾਂ ਦੇ ਤੇ ਜੋ ਦਿਖ ਰਿਹਾ ਉਹਦੀ ਖੋਜ ਕਰ ਰਿਹਾ ਦੇਖਦਾ ਉਹਨੂੰ ਹੋਰ ਕੁਝ ਰਿਹਾ ਅੱਖਾਂ ਦੇ ਦਰਸ਼ਨ ਕਰਦਾ ਹੋਰ ਕਿਸੇ ਦਾ ਕਰਦਾ ਨਾ ਆਪਣਾ ਤਾਂ ਕਰਦਾ ਆਪ ਆਪਣਾ ਦਰਸ਼ਨ ਉਹਨੂੰ ਅੱਖਾਂ ਦੇ ਨਹੀਂ ਹੋਣਾ ਆਪਣੀ ਅੱਖ ਐ ਅੱਖ ਨਹੀਂ ਦੇਦੀ ਆਪਾਂ ਨੂੰ ਉਹ ਅਲੱਗ ਗੱਲ ਆ ਸ਼ੀਸ਼ੇ ਤੇ ਦੇਖ ਲੈਂਦੇ ਸ਼ੀਸ਼ੇ ਤੇ ਅੱਖ ਦਾ ਅਕਸ ਦੇਖਦੇ ਅੱਖ ਨਹੀਂ ਦੇਖਦੇ ਅੱਖ ਦੀ ਫੋਟੋ ਦੇਖਦੇ ਅੱਖ ਨਹੀਂ ਦੇਖਦੇ ਫਿਰ ਵੀ ਆਪਣਾ ਮੂੰਹ ਇਹਨੂੰ ਦੇਦਾ ਸ਼ੀਸ਼ੇ ਤੇ ਜੋ ਦੇਖਦੇ ਹੋ ਫੋਟੋ ਦੇਖਦੇ ਹੋ ਉਹ ਨਹੀਂ ਦੇਖਦੇ ਪਾਣੀ ਦੇ ਦੇਖ ਲਾਂਗੇ ਆਤਮ ਦਰਸ਼ਨ ਕਰਨਾ ਸੀ ਆਤਮ ਦਰਸ਼ਨ ਨੂੰ ਅੰਦਰ ਨੂੰ ਝਾਕਾਂਗੇ ਅੰਦਰ ਨੂੰ ਆਪਣੇ ਗਰਵਾਨ ਵਿੱਚ ਸਿਰ ਨੀਵਾ ਕਰਦੇ ਇਹਦੇ ਅੰਦਰ ਹੈ ਹੋ ਮਨ ਦੇ ਅੰਦਰ ਹੈ ਹੋ ਜਿਹਦਾ ਇਹਨੇ ਦਰਸ਼ਨ ਕਰਨਾ ਕਰ ਰਿਹਾ ਮੂਰਤੀ ਦੇ ਅੰਦਰੋਂ ਦਰਸ਼ਨ ਮੂਰਤੀ ਦੇ ਅੰਦਰ ਤਾਂ ਹੈ ਨਹੀਂ ਫਿਰ ਰਾਮ ਦਾ ਦਰਸ਼ਨ ਕਰਦੇ ਨੇ ਗੁਰੂ ਦਾ ਦਰਸ਼ਨ ਕਰਨਾ ਸੀ ਗੁਰੂ ਵਿਅਕਤੀ ਨੂੰ ਬਣਾ ਲਿਆ ਉਹਦਾ ਦਰਸ਼ਨ ਕਰਨ ਲੱਗੇ ਉਹਦੀ ਫੋਟੋ ਬਣਾ ਲਈ ਉਹਦੀ ਮੂਰਤੀ ਬਣਾ ਲਈ ਇਹ ਗੁਰੂ ਦੇ ਤੋਂ ਪੋਤੀ ਸਾਹਿਬ ਨੂੰ ਰੱਖ ਲਿਆ ਇਹਦਾ ਦਰਸ਼ਨ ਕਰ ਲੋ ਦੇਸ਼ਾਹੀਨ ਹੀ ਗਏ ਸਾਰੇ ਜਦ ਅੱਖਾਂ ਵਾਜੋਂ ਵੇਖਣਾ ਕਿਹਾ ਸੀ ਲਿਖਿਆ ਸੀ ਸੁੱਤੇ ਪਏ ਹੋ ਫਿਰ ਉਹ ਤਾਂ ਲਿਖ ਰਿਹਾ ਹੈ ਲਿਖਿਆ ਹੋਇਆ ਉਹਦੇ ਵਿੱਚ ਤਾਂ ਲਿਖਿਆ ਹੋਇਆ ਅੱਖਾਂ ਵਾਜੋਂ ਵੇਖਣਾ ਤੁਸੀਂ ਅੱਖਾਂ ਨੂੰ ਉਸੇ ਨੂੰ ਦੇਖ ਰਹੇ ਗੱਲ ਤਾਂ ਗੁਰੂ ਦੀ ਨਹੀਂ ਬੰਨੀ ਫਿਰ ਗੱਲ ਉਹਨਾਂ ਦੀ ਬੰਨੀ ਜਿਨ੍ਹਾਂ ਨੇ ਮੂਰਤੀ ਪੂਜਕ ਸੀ ਗੱਲ ਉਹਨਾਂ ਦੀ ਬੰਨੀ ਥਿਉਰੀ ਉਹਨਾਂ ਨੇ ਅਪਣਾਈ ਆ ਗੱਲ ਸੁਣੀ ਜਾਂਦੇ ਨੇ ਇਹਦੀ ਜਾਂ ਫਿਰ ਗੁਰੂ ਘਰ ਦਾ ਇਤਿਹਾਸ ਲਿਖ ਮਾਰਿਆ ਪਰਮ ਗਿਆਨੀਆਂ ਨੇ ਜਿਨ੍ਹਾਂ ਨੇ ਦੇਹਾਹੀਨ ਕਰਨਾ ਸੀ ਜਿਨ੍ਹਾਂ ਨੂੰ ਕੁਝ ਗਿਆਨ ਹੈ ਨਹੀਂ ਸੀ ਇਤਿਹਾਸ ਸੁਣਾਤਾ ਜੋ ਉਹਨਾਂ ਨੇ ਕਿਹਾ ਉਹਦੀ ਸਮਝ ਹੈ ਨਹੀਂ ਸੀ ਨਾ ਤਾਂ ਸਮਝ ਸੀ ਨਾ ਮਨ ਉਹਨਾਂ ਦਾ ਮੰਨਦਾ ਹੀ ਸੀ ਉਹ ਤਾਂ ਉਹ ਰਾਹ ਚੱਲਣ ਨੂੰ ਉਹ ਚੱਲਣ ਨੂੰ ਮਨ ਨਹੀਂ ਸੀ ਬੰਦਾ ਇਤਿਹਾਸ ਪੜ ਕੇ ਸਾਲ ਲਿਆ ਉਹਨਾਂ ਦਾ ਜਦ ਕੇ ਕਿਸੇ ਵੀ ਉਤਰਾਧਿਕਾਰੀ ਨੇ ਉਹਨਾਂ ਮੈਂ ਉਤਰਾਧਿਕਾਰੀ ਲਫ਼ਜ਼ ਵਰਤੇ ਅਸਲ ਦੇ ਵਿੱਚ ਨਾਨਕ ਦਾ ਉਤਰਾਧਿਕਾਰੀ ਹੈ ਅੰਮ੍ਰਿਤ ਉਹਦੇ ਬਾਅਦ ਉਹ ਹੀ ਝੰਡਾ ਚੁੱਕਿਆ ਜਿਹੜਾ ਝੰਡਾ ਨਾਨਕ ਨੇ ਚੁੱਕਿਆ ਸੀ ਨਾ ਸੱਚ ਦਾ ਉਹ ਅੰਗਦ ਨੂੰ ਫੜਾਤਾ ਵੇਲੇ ਭਾਈ ਹੁਣ ਝੰਡਾ ਤੂੰ ਚੁੱਕ ਬੜਾ ਔਖਾ ਸੀ ਚੁੱਕਣਾ ਝੰਡਾ ਇਹ ਸੱਚ ਦੇ ਝੰਡਾ ਵਰਦਾਨ ਨੇ ਸੱਚ ਦਾ ਰਾਜ ਹੈ ਨਾਨਕ ਰਾਜ ਚਲਾਇਆ ਸੱਚ ਇਹ ਸੱਚ ਦੇ ਰਾਜ ਦਾ ਝੰਡਾ ਹੈ ਸੱਚ ਨੂੰ ਉੱਤੇ ਲਿਆਉਣਾ ਝੂਠ ਉੱਤੇ ਹੈ ਕੂੜ ਫਿਰੇ ਪ੍ਰਧਾਨ ਵੇਲਾ ਲੋ ਸੱਚ ਨੂੰ ਪ੍ਰਧਾਨ ਬਣਾਉਣਾ ਸੀ ਜਿਹਦਾ ਝੰਡਾ ਹੁੰਦਾ ਪ੍ਰਧਾਨ ਹੀ ਹੁੰਦਾ ਨਾ ਪ੍ਰਧਾਨਗੀ ਦਾ ਪ੍ਰਤੀਕ ਹੈ ਝੰਡਾ ਰਾਜ ਦਾ ਪ੍ਰਤੀਕ ਹੈ ਝੰਡਾ ਨਾਨਕ ਦਾ ਇਤਿਹਾਸ ਲਿਖਵਾ ਰਿਹਾ ਅੰਗਦ ਨੇ ਤਾਂ ਨਾਨਕ ਦੀ ਗੱਲ ਨਹੀਂ ਕੀਤੀ ਇਤਿਹਾਸ ਦੀ ਨਾਨਕ ਦਾ ਬਾਪ ਕੌਣ ਸੀ ਮਾਂ ਕੌਣ ਸੀ ਕੀਤੀ ਇਹ ਗੱਲ ਕਿਤੇ ਗੁਰੂ ਅਮਰਦਾਸ ਨੇ ਗੁਰੂ ਅੰਗਦ ਦੀ ਗੱਲ ਕੀਤੀ ਕਿਤੇ ਇਹ ਪਰੰਪਰਾ ਜਿਹੜੀ ਬਣਾਈ ਸੀ ਅਸੀਂ ਕਿਉਂ ਛੱਡਤੀ ਖਾਲਸਾ ਨੇ ਕਿਉਂ ਛੱਡਤੀ ਇਹ ਪਰੰਪਰਾ ਛੱਡ ਕੇ ਡੁੱਬੇ ਅਸੀਂ ਜਿਹੜੀ ਪਰੰਪਰਾ ਅਸੀਂ ਫੜ ਲਈ ਨਾ ਇਹ ਡਬੋਣ ਵਾਲੀ ਸੀ ਇਹ ਹਿੰਦੂਵਾਦੀ ਪਰੰਪਰਾ ਸੀ ਸਿਮਰਤ ਵਿੱਚ ਕੀ ਲਿਖਿਆ ਹੈ ਕੀ ਲਿਖਿਆ ਉਹ ਹੀ ਲਿਖਿਆ ਹੈ ਜਿਹੜਾ ਅਸੀਂ ਲਿਖਿਆ ਹੈ ਵੇਦ ਵਿੱਚ ਜਿਹੜਾ ਲਿਖਿਆ ਹੈ ਹੋਰ ਗੱਲ ਸੀ ਸਿਮਰਤੀ ਸ਼ਾਸਤਰਾਂ 'ਚ ਲਿਖਿਆ ਹੈ ਹੋਰ ਗੱਲ ਸਾਡੇ ਇਤਿਹਾਸ 'ਚ ਲਿਖਿਆ ਹੈ ਹੋਰ ਗੱਲ ਹੈ ਗੁਰਬਾਣੀ 'ਚ ਲਿਖਿਆ ਹੈ ਹੋਰ ਗੱਲ ਇਤਿਹਾਸ 'ਚ ਲਿਖਿਆ ਹੈ ਕਾਲੂ ਬਾਪ ਹੈ ਨਾਨਕ ਦਾ ਗੁਰਬਾਣੀ ਕਹਿੰਦੀ ਹੈ ਕਾਲੂ ਨਾਨਕ ਦਾ ਬਾਪ ਹੈ ਨਹੀਂ ਇਹ ਤਾਂ ਆਪਾਂ ਵਿਰੋਧੀ ਨੇ ਦੋਏ ਗੱਲਾਂ ਦੋਏ ਗੱਲਾਂ ਆਪਾਂ ਵਿਰੋਧੀ ਨੇ ਗੁਰਬਾਣੀ ਨੂੰ ਪੜਾਂਗੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਹਰ ਜੀਓ ਪਿਤਾ ਹਰ ਜੀਓ ਮਾਤਾ ਇਤਿਹਾਸ ਨੇ ਹਰ ਜੀਓ ਪਿਤਾ ਹਰ ਜੀਓ ਮਾਤਾ ਤੇ ਭਰਾ ਕੇ ਤੁਹਾਨੂੰ ਕਾਲੂ ਨਾਲ ਜੋੜਦਾ ਗੁਰਮਤੋਂ ਲੀਕ ਲਾ ਕੇ ਖੜੇ ਸੜਦਾ ਜਿਹੜੇ ਲੋਕ ਕਹਿੰਦੇ ਨੇ ਇਤਿਹਾਸ ਤੇ ਬਿਨਾ ਕੌਮਾਂ ਨਹੀਂ ਬਚਦੀਆਂ ਮੈਂ ਕਹਿੰਦਾ ਇਤਿਹਾਸ ਤਾਂ ਕੌਮਾਂ ਨੂੰ ਬੇੜਾ ਗਰਕ ਕਰਦਾ ਜਿਹੜੀਆਂ ਕੌਮਾਂ ਇਤਿਹਾਸ ਦੇ ਸਿਰ ਤੇ ਖੜੀਆਂ ਨੇ ਨਾ ਉਹ ਝੂਠ ਦੇ ਝੂਠੀਆਂ ਕੌਮਾਂ ਨੇ ਝੂਠੀਆਂ ਉਹ ਸੱਚ ਦੀ ਝੰਡਾ ਬਰਦਾਰ ਨਹੀਂ ਹੁੰਦੀ ਕੌਮਾਂ ਦਾ ਆਪਸ ਵਿੱਚ ਹੀ ਲੜਦੀਆਂ ਨੇ ਕਾਦੇ ਵਾਸਤੇ ਲੜਦੀਆਂ ਜ਼ਮੀਨ ਵਾਸਤੇ ਲੜਦੀਆਂ ਰਾਜ ਵਾਸਤੇ ਲੜਦੀਆਂ ਨੇ ਕੋਈ ਕੌਮ ਸੱਚ ਦੀ ਝੰਡਾ ਬਰਦਾਰ ਹੈ ਸੰਸਾਰ 'ਚ ਫਿਰ ਤੁਸੀਂ ਸਿੱਖ ਕੌਮ ਨੂੰ ਕੌਮ ਕਿਉਂ ਕਹਿੰਦੇ ਹੋ ਅਸੀਂ ਤਾਂ ਸੱਚ ਦੇ ਝੰਡਾ ਬਰਦਾਰ ਕੌਮ ਸੱਚ ਦਾ ਝੰਡਾ ਬਰਦਾਰ ਕੋਈ ਵੀ ਨਹੀਂ ਹੈ ਜੇ ਤੁਸੀਂ ਸੱਚ ਦੇ ਝੰਡਾ ਬਰਦਾਰ ਹੋ ਤਾਂ ਕੌਮ ਨਹੀਂ ਹੋ ਕੌਮਾਂ ਤੋਂ ਅਲੱਗ ਕੋਈ ਚੀਜ਼ ਹੋ ਸਾਰੀਆਂ ਕੌਮਾਂ ਤੁਹਾਡੇ ਹੀ ਮਿਲ ਜਾਣਗੀਆਂ ਆ ਕੇ ਜੇ ਤੁਸੀਂ ਕੌਮ ਨਹੀਂ ਹੋ ਸਮੁੰਦਰ 'ਚ ਸਾਰੇ ਦਰਿਆ ਮਿਲ ਜਾਂਦੇ ਨੇ ਸਮੁੰਦਰ ਦਰਿਆਵਾਂ ਦੇ ਨਾਮ ਵੱਖਰੇ ਵੱਖਰੇ ਹੁੰਦੇ ਨੇ ਸਮੁੰਦਰ ਦਾ ਨਾਮ ਸਮੁੰਦਰੇ ਹੁੰਦਾ ਭਾਵੇਂ ਅਸੀਂ ਰੱਖੇ ਹੋਏ ਨੇ ਨਾਮ ਸਮੁੰਦਰਾਂ ਦੇ ਵੀ ਪਰ ਸਮੁੰਦਰ ਦਾ ਨਾਮ ਸਮੁੰਦਰੇ ਹੁੰਦਾ ਦਰਿਆਵਾਂ ਦੇ ਨਾਮ ਵੱਖਰੇ ਵੱਖਰੇ ਹੁੰਦੇ ਨੇ ਕੌਮਾਂ ਦਾ ਦਰਿਆ ਨੇ ਸਿੱਖੀ ਸਮੁੰਦਰ ਦਾ ਨਾਮ ਹੈ ਦਰਿਆ ਨਹੀਂ ਹੈ ਕੋਈ ਗੁਰ ਦਰਿਆ ਹੈ ਸਾਰੇ ਜਿੰਨੇ ਭਗਤ ਨੇ ਦਰਿਆ ਨੇ ਦਰਿਆ ਤਾਂ ਕਿਤੇ ਵੀ ਹੋ ਸਕਦਾ ਭਗਤ ਤਾਂ ਸਾਰੇ ਸੰਸਾਰ 'ਚ ਕਿਤੇ ਵੀ ਪੈਦਾ ਹੋ ਸਕਦੇ ਨੇ ਪਰ ਸਮੁੰਦਰ ਇੱਕ ਹੈ ਜੇ ਤਾਂ ਦੇ ਕੌਮ ਹੋਵੇ ਉਹ ਜਿਹੜੇ ਦਰਿਆ ਵੀ ਨੇ ਉਹ ਵੀ ਵੱਖਰੀ ਕੌਮ ਨਹੀਂ ਹਨ ਵੱਖਰਾ ਵਜੂਦ ਉਹਨਾਂ ਦਾ ਨਹੀਂ ਹੈ ਮੈਂ ਨਹੀਂ ਕਛਾਉ ਨਹੀਂ ਕਛਾਹੇ ਨਾ ਮੋਰਾ ਦਰਿਆ ਦਾ ਵਜੂਦ ਰਹਿ ਗਿਆ ਜਿਵੇਂ ਜਦ ਫਰੀਦ ਕਹਿੰਦੇ ਚੱਲਾਂ ਦੁਨੀਆ ਭੱਤ ਉਹਦਾ ਕੀ ਮਤਲਬ ਸੀ ਮੈਂ ਤਾਂ ਜਿਵੇਂ ਦੁਨੀਆ ਚੱਲਦੀ ਹੈ ਉਹੀ ਮੇਰੀ ਰੀਤ ਹੈ ਚੱਲਣ ਦੀ ਜੇ ਸੰਸਾਰੀ ਰੀਤ ਮਗਰ ਚੱਲਾਂਗੇ ਅਸੀਂ ਸਿੱਖੀ ਖਤਮ ਭਗਤਾਂ ਦੇ ਸਸਾਰੀਆਂ ਜੋੜ ਕਰ ਲਾਇਆ ਅਸੀਂ ਤਾਂ ਉਹਨਾਂ ਨੇ ਜੋੜ ਕਰ ਲਿਆ ਕੌਮ ਬਣਾ ਕੇ ਅਸੀਂ ਉਹਨਾਂ ਦੇ ਸ਼ਰੀਕ ਬਣ ਗਏ ਉਹ ਸਾਡੇ ਸ਼ਰੀਕ ਬਣ ਗਏ ਅਸੀਂ ਤਾਂ ਸ਼ਰੀਕਤ ਖਤਮ ਕਰਨੀ ਹੈ ਸਾਡੀ ਕਿਸੇ ਨਾਲ ਸ਼ਰੀਕਤ ਨਹੀਂ ਹੈ ਕੋਈ ਸਾਡੇ ਨਾਲ ਸ਼ਰੀਕਾ ਕਰੇ ਜਾਂ ਨਾ ਕਰੇ ਅਸੀਂ ਬੈਰ ਵਿਰੋਧ ਤੋਂ ਪਰੇ ਹਾਂ ਕੋਈ ਸਾਡੇ ਨਾਲ ਕਰੇ ਨਾ ਕਰੇ ਸਾਨੂੰ ਕੀ ਰੌਣਾ ਸਾਡੇ ਵਾਸਤੇ ਕੋਈ ਵੈਰੀ ਬਗਾਨਾ ਨਹੀਂ ਹੈ ਸਾਡੇ ਮਨ 'ਚ ਵੈਰ ਵੈਰੀ ਬਗਾਨਾ ਨਹੀਂ ਹੈ ਕੋਈ ਸਾਡੇ ਵਾਸਤੇ ਰੱਖੇ ਰੱਖੇ ਵਟ ਉਹਦੇ ਅੰਦਰ ਵਟ ਹੈ ਨਾ ਸਾਡੇ ਅੰਦਰ ਤਾਂ ਹੈ ਜੀ ਇਹ ਉਪਦੇਸ਼ ਸੀ ਗੁਰਬਾਣੀ ਦਾ ਇਹ ਛੱਡ ਦਿੱਤਾ ਸੰਸਾਰ ਵਾਲੀ ਆਦਤਾਂ ਫੜ ਲਈਆਂ ਸਾਰੀਆਂ ਸਾਰੀ ਮਨਮੁਖਤਾ ਅੰਦਰ ਬਾੜ ਲਈ ਗੁਰਮੁਖਤਾਈ ਵਾਲਾ ਸਤ ਸੰਤੋਖ ਦਾ ਬੰਨ ਸੀ ਜਾਂ ਟੁੱਟਿਆ ਨਾ ਸਾਰਾ ਗੰਦਾ ਪਾਣੀ ਨਾਲੀਆਂ ਦਾ ਅੰਦਰ ਆ ਵੜਿਆ ਬਾਹਰ ਪਾਣੀ ਫਿਰਦਾ ਸੀ ਤੁਰਿਆ ਸੀਵਰੇਜ ਦਾ ਨਿਕਲਿਆ ਹੈ ਸਾਡੇ ਘਰ ਤਾਂ ਵੱਲ ਲਾਤਾ ਸੀ ਨਾ ਸੰਤੋਖ ਦਾ ਸਿੱਖ ਦੇ ਤਾਂ ਘਰ ਸਤ ਸੰਤੋਖ ਦਾ ਵੱਲ ਸੀ ਨਾ ਲੱਗਿਆ ਦਰਾ ਮੂਰੇ ਅਸੀਂ ਤਾਂ ਆਪਣਾ ਵੱਲ ਤੋੜ ਲਿਆ ਉਹ ਸਾਰਾ ਸੀਵਰੇਜ ਦਾ ਗੰਦ ਤੁਹਾਡੇ ਅੰਦਰ ਆ ਬੜਿਆ ਫਿਰ ਤੁਸੀਂ ਸਿੱਖੀ ਭਾਲਦੇ ਹੋ ਫਿਰ ਸਿੱਖੀ ਭਾਲਦੇ ਹੋ ਸਿੱਖੀ ਕਿੱਥੋਂ ਆਜੂ ਦੇਖੋ ਗਲਤੀ ਕਿੱਥੇ ਹੋਈ ਹੈ ਕਰ ਦਰਵੇਸੀ ਗਾਖੜੀ ਉਹਦੇ ਦਰ ਸੱਚਖੰਡ ਦੇ ਵਿੱਚ ਪ੍ਰਵੇਸ਼ ਕਰਨਾ ਜਿਹੜਾ ਹੈ ਨਾ ਜਿਹੜੀ ਭੇਸ ਨਾਲ ਜਿਹੜੇ ਬੇਸ ਨਾਲ ਸੱਚਖੰਡ 'ਚ ਪ੍ਰਵੇਸ਼ ਮਿਲਦਾ ਹੈ ਉਹ ਬੜਾ ਔਖਾ ਧਾਰਨ ਹੁੰਦਾ ਭੇਸ ਸਿੱਖੀ ਦਾ ਭੇਸ ਉਹ ਸਿੱਖ ਦਾ ਭੇਸ ਕੀ ਆ ਭੇਸ ਨਹੀਂ ਹੈ ਸਿੱਖ ਦਾ ਬਿਲਕੁਲ ਇਹ ਤਾਂ ਸਰੀਰ ਇੱਥੇ ਰਹਿ ਜਾਣਾ ਅੰਦਰਲੀ ਆਤਮਾ ਦਾ ਭੇਸ ਕੀ ਬਣਨਾ ਸਵਾਲ ਇਹ ਹੈ ਆਤਮਾ ਨੇ ਜਾਣਾ ਕਹਾ ਤਾਂ ਐਂਟਰੀ ਜਿਹਦੇ ਨਾਲ ਮਿਲਣੀ ਹੈ ਨਾ ਸੱਚਖੰਡ ਦੀ ਉਹ ਭੇਸ ਆਤਮਾ ਦਾ ਬਣਨਾ ਸਰੀਰ ਦੀ ਤਾਂ ਇੱਕ ਨਿਸ਼ਾਨੀ ਹੈ ਭਈ ਇਹ ਗੁਰੂ ਨਾਨਕ ਦਾ ਪੈਰੋਕਾਰ ਹੈ ਗੁਰਬਾਣੀ ਨੂੰ ਮੰਨਣ ਵਾਲਾ ਦੂਰੋਂ ਦੇਖ ਕੇ ਸਾਨੂੰ ਪਤਾ ਲੱਗ ਜੂ ਵੀ ਸਾਡੇ ਕੈਟਾਗਰੀ ਦਾ ਆਦਮੀ ਹੈ ਬਸ ਇਹ ਤੋਂ ਜ਼ਿਆਦਾ ਹੋਰ ਕੁਝ ਨਹੀਂ ਮੋਟੀ ਬਹਾਲੀ ਪਛਾਣ ਹੈ ਬਾਕੀ ਗੱਲ ਕਰੇ ਤਾਂ ਪਤਾ ਲੱਗੂਗਾ ਗੱਲ ਕਰੇ ਤਾਂ ਪਤਾ ਲੱਗੂ ਹੋਰ ਵੀ ਕੋਈ ਹੋ ਸਕਦਾ ਗਾੜੀ ਕੇ ਤਾਂ ਸਭ ਤੇ ਆਉਂਦੇ ਨੇ ਕੋਈ ਵੀ ਰੱਖ ਸਕਦਾ ਬਾਕੀ ਉਹਦੇ ਵਿਚਾਰ ਜਾਣਨ ਤੋਂ ਪਤਾ ਲੱਗੂ ਵੀ ਉਹ ਕਿਹੜੀ ਮਾਤੋਂ ਨੇ ਪੜ੍ਹੀ ਹੈ ਕਿਹੜੀ ਮਾਦਾ ਦਾ ਪੈਰੋਕਾਰ ਹੈ ਕੀ ਗੱਲ ਉਹਨੇ ਸੁਣੀ ਉਹਦੀ ਅਵਸਥਾ ਕੀ ਹੈ ਦਰਦਰ ਦਰਵੇਸੀ ਗਾਖੜੀ ਉਹਦੇ ਵਿੱਚ ਜਿਹੜੀ ਐਂਟਰੀ ਮਿਲਣੀ ਹੈ ਸੱਚਖੰਡ 'ਚ ਤਾਂ ਬੜੀ ਔਖੀ ਹੈ ਉਹ ਤੇ ਸਰੀਰ ਤੇ ਬਿਨਾਂ ਜਾਣਾ ਸਰੀਰ ਤਾਂ ਜਾਣਾ ਨਹੀਂ ਨਾਲ ਤੇ ਮੈਂ ਸਰੀਰ ਨੂੰ ਲੈ ਕੇ ਚੱਲ ਰਿਹਾ ਦੁਨੀਆ ਭੱਤ ਦੁਨੀਆ ਭੱਤ ਕੀ ਹੈ ਸਰੀਰ ਲੈ ਕੇ ਚੱਲਣਾ ਇਤਿਹਾਸ ਦੇ ਉੱਤੇ ਇਹ ਕਹਿਣਾ ਜਿਹੜੇ ਇਤਿਹਾਸ ਛੱਡ ਦਿੰਦੇ ਨੇ ਕੌਮਾਂ ਖਤਮ ਹੋ ਜਾਂਦੀਆਂ ਨੇ ਕੌਮ ਤਾਂ ਫਿਰ ਇੱਥੇ ਹੀ ਰਹੂ ਉਹ ਕੌਮ ਵੀ ਇੱਥੇ ਹੀ ਰਹੂ ਕੌਮਾਂ ਵਾਲੇ ਵੀ ਇੱਥੇ ਰਹਿਣਗੇ ਇੱਥੇ ਵਾਸਤੇ ਨੇ ਕੌਮਾਂ ਸਿੱਖੀ ਨਾਲ ਇਸ ਗੱਲ ਦਾ ਕੀ ਸੰਬੰਧ ਸਿੱਖੀ ਨਾਲ ਇਸ ਗੱਲ ਦਾ ਕੀ ਸੰਬੰਧ ਕੌਮ ਲਫ਼ਜ਼ ਸਿੱਖੀ ਹੈ ਨਹੀਂ ਕੌਮ ਤੇ ਜ਼ੋਰ ਦਿੱਤਾ ਜਾਂਦਾ ਗੁਰਬਾਣੀ ਦਾ ਕਿਤੇ ਕੌਮ ਲਫ਼ਜ਼ ਨਹੀਂ ਹੈ ਕੌਮ ਇੱਕ ਡਿਵੀਜ਼ਨ ਹੈ ਕੌਮ ਮਹਦੂਦ ਕਰਦੀ ਹੈ ਇਸ ਗੱਲ ਨੂੰ ਸਿੱਖੀ ਮਹਦੂਦ ਨਹੀਂ ਹੈ ਤੁਸੀਂ ਤਾਂ ਸਿੱਖੀ ਨੂੰ ਮਹਦੂਦ ਕਰ ਦੋਗੇ ਇਹ ਤਾਂ ਸਗਲ ਸ੍ਰਿਸ਼ਟ ਤਾਰਨ ਕੋ ਛੋਟੀ ਸਗਲ ਸ੍ਰਿਸ਼ਟ ਤਾਰਨ ਕੋ ਗੁਰੂ ਰਾਮਦਾਸ ਕੋ ਤੇਈ ਹੀ ਬੜਿਆ ਸਗਲ ਸ੍ਰਿਸ਼ਟ ਤਾਰਨ ਕੋ ਤੇ ਸਗਲ ਸ੍ਰਿਸ਼ਟ ਦੇ ਨਾਲ ਫਿਰ ਕੌਮ ਜੁੜ ਜੂਗੀ ਮਤ ਮਾਰੀ ਹੋਈ ਇਹਨਾਂ ਲੋਕਾਂ ਦੀ ਇਹ ਸਿੱਖਾਂ ਦੇ ਲੀਡਰ ਬਣੇ ਹੋਏ ਨੇ ਇਹ ਬਿਲਕੁਲ ਲੀਡਰ ਨਹੀਂ ਹਨ ਸਿੱਖਾਂ ਦੇ ਲੀਡਰ ਸਿੱਖੀ ਦੇ ਲੀਡਰ ਨਹੀਂ ਸਿੱਖਾਂ ਦੇ ਵਿਰੋਧੀ ਨੇ ਸਿੱਖੀ ਵਿਰੋਧੀ ਨੇ ਸਾਰੇ ਲੋਕ ਸਾਰੇ ਲੋਕ ਸਿੱਖੀ ਵਿਰੋਧੀ ਨੇ ਹੁਣ ਸਿੱਖੀ ਵਿਰੋਧੀਆਂ ਦੀ ਇਹ ਪਛਾਣ ਕਰਨੀ ਹੈ ਜੇ ਸਿੱਖੀ ਬਚਾਉਣੀ ਹੈ ਤਾਂ ਸਿੱਖੀ ਵਿਰੋਧੀ ਬੰਦਿਆਂ ਦੀ ਪਛਾਣ ਕਰਨੀ ਹੈ ਸਾਡੇ ਸਿੱਖਾਂ ਦੇ ਘਰ 'ਚ ਕੌਣ ਲੋਕ ਨੇ ਜਿਹੜੇ ਸਿੱਖੀ ਵਿਰੋਧੀ ਨੇ ਜਿਹੜੇ ਐਸਾ ਪ੍ਰਚਾਰ ਕਰਦੇ ਨੇ ਵੀ ਸੰਗਤ ਸਿੱਖੀ ਤੇ ਰਾਜ ਵਿੱਚ ਪਹਿਲਾਂ ਉਹਨਾਂ ਦੀ ਪਛਾਣ ਕਰਨ ਦੀ ਲੋੜ ਹੈ ਔਰ ਉਹਨਾਂ ਨੂੰ ਟਕੇ ਵਰਗਾ ਜਵਾਬ ਦੇਣ ਦੀ ਲੋੜ ਹੈ ਸਟੇਜ ਤੇ ਖੜ ਕੇ ਉਹਨਾਂ ਨੂੰ ਝੂਠੇ ਜਿਵੇਂ ਪੜ ਦੇਖੋ ਗੁਰੂ ਨਾਨਕ ਹਿੰਦੂ ਦੇ ਘਰ ਪੈਦਾ ਹੋ ਕੇ ਹਿੰਦੂਵਾਦ ਦਾ ਖਿਲਾਫਤ ਕਰਦੇ ਨੇ ਨਾ ਪੰਡਤ ਕਿਉਂਕਿ ਉਹ ਜਨਮਤ ਹੋਇਆ ਉਹਨਾਂ ਨੇ ਸਿੱਖ ਹਿੰਦੂਆਂ ਜੋ ਬਣਾਉਣੇ ਸੀ ਅੱਜ ਅਸੀਂ ਸਿੱਖਾਂ ਜੋ ਸਿੱਖ ਛੰਟ ਲਏ ਨੇ ਸਾਡੇ ਕੋਲ ਤਾਂ ਆਲਰੇਡੀ ਸਿੱਖ ਹੈਗੇ ਨੇ ਨਾ ਪਹਿਲਾਂ ਤਾਂ ਅਸੀਂ ਇਹਨਾਂ ਜੋ ਦੇਖਣੇ ਨੇ ਵੀ ਖਰੇ ਕੌਣ ਨੇ ਖੋਟੇ ਕੌਣ ਨੇ ਤਾਂ ਪਹਿਲਾ ਹਮਲਾ ਸਾਡਾ ਇਹਨਾਂ ਤੇ ਹੋ ਜਿਹੜੇ ਸਾਡਾ ਘਰ ਦਾ ਪਾਣੀ ਗੰਦਲਾ ਕਰਦੇ ਨੇ ਜਿਹੜੇ ਗੰਦਲ ਪਾਉਂਦੇ ਨੇ ਸਿੱਖੀ 'ਚ ਸਿੱਖ ਹੋ ਕੇ ਪਹਿਲਾ ਸਾਡਾ ਉਹਨਾਂ ਨਾਲ ਮੋਰਚਾ ਪਹਿਲੀ ਸਟੇਜ ਦਾ ਪੰਜਾ ਸਾਡਾ ਉਹਨਾਂ ਨਾਲ ਪੈਣਾ ਵੀ ਆਓ ਬਈ ਸਟੇਜ ਤੇ ਬਹਿ ਕੇ ਆਪਾਂ ਸਿੱਖੀ ਦੀ ਗੱਲ ਕਰੀਏ ਸਿੱਖੀ ਦੀ ਗੱਲ ਕਰੋ ਆ ਤੇ ਗੁਰੂ ਤੁਹਾਡਾ ਜਿਹਨੂੰ ਰੌਲਾ ਪਾਉਂਦੇ ਸ਼ਬਦ ਗੁਰੂ ਸ਼ਬਦ ਗੁਰੂ ਰੌਲਾ ਹੀ ਪਾਉਂਦੇ ਹੋ ਗੱਲ ਵੀ ਮੰਨਦੇ ਹੋ ਕੋਈ ਇਹਦੀ ਇਹਦਾ ਸਤਕਾਰ ਸਤਕਾਰ ਦਾ ਰੌਲਾ ਪਾਉਂਦੇ ਜਿਹੜਾ ਗੱਲੇ ਨਹੀਂ ਕੋਈ ਬੰਨੀ ਸਤਕਾਰ ਕਾਹਦਾ ਰਹਿ ਗਿਆ ਵੀ ਤੁਹਾਡਾ ਤੁਹਾਡਾ ਕਰਦਾਰ ਦਾ ਸਾਰਾ ਗੁਰਬਾਣੀ ਤੋਂ ਖਿਲਾਫ ਹੈ ਤੁਸੀਂ ਕਹਿੰਦੇ ਅਸੀਂ ਸਤਕਾਰ ਕਰਦੇ ਹਾਂ ਰਵਾਲੇ ਦੇ ਕੇ ਸਤਕਾਰ ਕਰਦੇ ਹੋ ਬਹੁਤ ਦੁਨੀਆ ਨੂੰ ਬੇਵਕੂਫ ਹੁਣ ਤੁਸੀਂ ਨਹੀਂ ਬਣਾ ਸਕਦੇ ਇੰਨੇ ਸਿਆਣੇ ਨਹੀਂ ਤੁਸੀਂ ਦੁਨੀਆ ਨੂੰ ਬੇਵਕੂਫ ਸਭ ਜਾਣਦੇ ਨੇ ਲੋਕ ਬੋਲਦੇ ਨਹੀਂ ਇਹ ਨਹੀਂ ਲੋਕ ਜਾਣਦੇ ਨਹੀਂ ਸਭ ਜਾਣਦੇ ਨੇ ਸਾਰੇ ਲੋਕ ਜਾਣਦੇ ਨੇ ਗੱਲ ਪਰ ਬੋਲਦੇ ਨਹੀਂ ਜੇ ਅੰਗਰੇਜ਼ਾਂ ਦੇ ਖਿਲਾਫ ਮੂਵਮੈਂਟ ਚੱਲੀ ਸੀ ਲੋਕ ਦੁਖੀ ਸੀ ਅੰਦਰੋਂ ਅੰਗਰੇਜ਼ਾਂ ਤੋਂ ਲੀਡਰ ਥੋੜੀ ਸੀ ਪਬਲਿਕ ਮਗਰ ਲੱਗੀ ਜਦੇ ਇਹ ਨਹੀਂ ਵੀ ਸਿੱਖ ਸੰਗਤ ਜਾਣਦੀ ਨਹੀਂ ਜਾਣਦੀ ਹੈ ਪਰ ਕੋਈ ਦੀਨਾ ਨਹੀਂ ਮੂਰੇ ਫਿਰ ਕੋਈ ਸਮਝਦਾਰ ਦੇਖੇ ਜਿਹਨੂੰ ਗੁਰ ਜਿਹੜਾ ਗੁਰਬਾਣੀ ਦੇ ਰਾਹ ਨੂੰ ਕਲੀਅਰ ਸਮਝਾ ਸਕੇ ਗੁਰਬਾਣੀ ਤੇ ਲਿਆ ਸਕੇ ਹਲੇ ਤਾਂ ਅਰਥਾਂ ਨੇ ਅਨਰਥ ਕੀਤੇ ਪਏ ਸਮਝ ਨਹੀਂ ਆਉਂਦੀ ਲੋਕਾਂ ਨੂੰ ਸਿੱਖੀ ਕੀ ਹੈ ਪਹਿਲਾਂ ਤਾਂ ਇਹਨਾਂ ਜੋ ਵੱਢਣੇ ਨੇ ਸਾਡੇ ਚ ਖਰੇ ਕਿੰਨੇ ਨੇ ਖੋਟੇ ਕਿੰਨੇ ਨੇ ਜਿਵੇਂ ਅਨੰਦਪੁਰ ਸਾਹਿਬ ਕੱਢੇ ਸੀ ਉਮਰ ਸ਼ਿਕਾਇਆ ਸੀ ਐ ਨਿਕਲਣਗੇ ਜਿੰਨੇ ਵੀ ਨਿਕਲਣਗੇ ਪਰ ਬਹੁਤ ਨਿਕਲੇ ਹੋਣਗੇ ਬਾਣੀ ਨੂੰ ਮੰਨਣ ਚਾਹੇ ਨਾ ਮੰਨਣ ਪਰ ਇਹ ਜ਼ਰੂਰ ਕਹਿਣਗੇ ਵੀ ਆਹ ਗੱਲ ਠੀਕ ਆ ਆਹ ਗੱਲ ਗਲਤ ਹੈ ਜਿਹੜੇ ਨਿਊਟਰਲ ਬੰਦੇ ਵੀ ਹੁੰਦੇ ਨੇ ਜਦ ਬਾਹਰ ਪਬਲਿਕ 'ਚ ਗੱਲ ਹੁੰਦੀ ਹੈ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿਣ ਵਾਲੇ ਬਹੁਤੇ ਆਦਮੀ ਹੁੰਦੇ ਝੂਠ ਦਾ ਪੱਖ ਲੈਣ ਵਾਲੇ ਬਹੁਤ ਥੋੜੇ ਰਹਿ ਜਾਂਦੇ ਨੇ ਮੈਦਾਨ 'ਚ ਆ ਕੇ ਥੋੜੇ ਰਹਿ ਜਾਂਦੇ ਨੇ ਸ਼ਰੇਆਮ ਝੂਠ ਦਾ ਮਦਦ ਕਰਦੇ ਦੀ ਨਹੀਂ ਕਿਸੇ ਦੀ ਪੈਂਦੀ ਭਗਤਾਂ ਨਾਲ ਕਿਹੜਾ ਫੌਜ ਸੀ ਭਗਤਾਂ ਦੀ ਕਿਹੜਾ ਲੋਕਾਂ ਨੇ ਗੱਲ ਮੰਨ ਲਈ ਪਰ ਪੰਡਤ ਨੂੰ ਝੂਠਾ ਕਹਿਤਾ ਵੀ ਪੰਡਤ ਝੂਠਾ ਭਗਤ ਸੱਚੇ ਨੇ ਇਹ ਨਹੀਂ ਗੱਲ ਹੁੰਦੀ ਵੀ ਲੋਕ ਗੱਲ ਨਹੀਂ ਬੰਦੇ ਗੱਲ ਬਣਨੀ ਹੋਰ ਗੱਲ ਹੈ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿਣਾ ਹੋਰ ਗੱਲ ਹੈ ਆਮ ਲੋਕ ਇਸ ਗੱਲ ਤੇ ਬਹੁਤਾ ਕਮਜ਼ੋਰ ਆਪਣੇ ਲੈ ਜੀ ਇਹ ਗੱਲ ਨੂੰ ਕਿਹੜਾ ਕਿਸੇ ਨੇ ਮੰਨਣਾ ਨਾ ਮੰਨਣਾ ਅਪਣਾਉਣਾ ਹੋਰ ਗੱਲ ਹੈ ਪਰ ਸੱਚ ਨੂੰ ਸੱਚ ਮੰਨ ਲੈਣਾ ਇਹ ਕਹਿੰਦਾ ਵੀ ਹਾਂ ਵੀ ਇਹ ਗੱਲ ਠੀਕ ਹੈ ਆ ਗੱਲ ਗੱਲ ਇਸ ਕਰਕੇ ਪਹਿਲੀ ਸਾਡੀ ਜਿਹੜੀ ਹੈ ਇਹਨਾਂ ਲੋਕਾਂ ਤੇ ਹੈ ਜਿਨ੍ਹਾਂ ਨੇ ਮਿਸਯੂਜ਼ ਕੀਤਾ ਹੈ ਸਿੱਖੀ ਨੂੰ ਦਿਸ਼ਾਹੀਨ ਕੀਤਾ ਹੈ ਔਰ ਹਟਦੇ ਨਹੀਂ ਜਾਣ ਬੁੱਝ ਕੇ ਅਸਲ ਦੇ ਵਿੱਚ ਉਹਨਾਂ ਦਾ ਆਪਣਾ ਇੰਟਰਸਟ ਹੈ ਉਹਦੇ ਵਿੱਚ ਆਪਣੇ ਵਾਸਤੇ ਕਰਦੇ ਨੇ ਕੌਮ ਕੂਮ ਦਾ ਰੌਲਾ ਕੋਈ ਨਹੀਂ ਕਿਸੇ ਨੂੰ ਚਿੰਤਾ ਚਿੰਤਾ ਕਰਦਾ ਉਹਨਾਂ ਨੂੰ ਆਪਣੀ ਹੈ ਉਹਦਾ ਹਾਥੀ ਦੇ ਦੰਦ ਨੇ ਦਿਖਾਣ ਵਾਲੇ ਹੋਰ ਖਾਣ ਵਾਲੇ ਹੋਰ ਇਹ ਵੀ ਪਬਲਿਕ ਜਾਣਦੀ ਹੈ ਸਾਰੇ ਜਾਣਦੇ ਨੇ ਕਿੰਨਾ ਕੁਝ ਇਹਨਾਂ ਨੇ ਕਰਕੇ ਕਿੰਨੇ ਮੁੰਡੇ ਸ਼ਹੀਦ ਕਰਾ ਕੇ ਧਰਮ ਵਿੱਚ ਕੀ ਕੀਤਾ ਪਿਛੋਏ ਵੀ ਜਾਣਦੇ ਨੇ ਇਹ ਸਾਰਾ ਡਰਾਮਾ ਹੁਣ ਨਿਕਲ ਲਿਆ ਇਸ ਕਰਕੇ ਹੁਣ ਬੋਲਣਾ ਹੁਣ ਮੌਕਾ ਹੈ ਹੁਣ ਬੋਲਣ ਦਾ ਠੀਕ ਮੌਕਾ ਸੱਚ ਦੀ ਗੱਲ ਹੁਣ ਕਰਨ ਦਾ ਮੌਕਾ ਹੈ ਪਬਲਿਕ ਵੀ ਚਾਹੁੰਦੀ ਹੈ ਸੱਚ ਦੇਖ ਵੀ ਬਹੁਤ ਕੁਝ ਲਿਆ ਝੂਠ ਦਾ ਸਾਰੇ ਪੱਖ ਦੇਖ ਲਏ ਹੁਣ ਗੁਰਮਤ ਦੀ ਗੱਲ ਕਰਨ ਦਾ ਹੁਣ ਮੌਕਾ ਹੈ ਦੂਜੀ ਗੱਲ ਇੱਕ ਹੋਰ ਹੈ ਜਦੋਂ ਧਰਮ ਨੂੰ ਧੰਦਾ ਬਣਾ ਲਈਏ ਸਿਰਫ ਗੁਰਮਤ ਦੇ ਵਿੱਚ ਧਰਮ ਧੰਦਾ ਬਣ ਗਿਆ ਤਾਂ ਬੇਕਾਰ ਹੋ ਜਾਂਦਾ ਧਰਮ ਉਹ ਧਰਮ ਨਹੀਂ ਰਹਿੰਦਾ ਸਿਰਫ ਗੁਰਬਾਣੀ ਦੀ ਗੱਲ ਹੈ ਕਿਸੇ ਸਿਮਰਤ ਸ਼ਾਸਤਰ ਤੇ ਗੱਲ ਨਹੀਂ ਹੈ ਕਿਉਂ ਕਿਉਂ ਨਹੀਂ ਹੈ ਉੱਥੇ ਉਹ ਧੰਦੇ ਥੇਈ ਧੰਦੇ ਹੋ ਫਿਰ ਧੰਦਾ ਕੀ ਹੁੰਦਾ ਹੈ ਧਰਮ ਕਦੋਂ ਧੰਦਾ ਬਣਦਾ ਕਦੋਂ ਨਹੀਂ ਬਣਦਾ ਇਹ ਵੀ ਤਾਂ ਦੱਸਣਾ ਪਊ ਫਿਰ ਗੁਰਬਾਣੀ ਕਹਿੰਦੀ ਹੈ ਧੰਦਾ ਧਾਵਤ ਰਹਿ ਗਏ ਕੋਟ ਖੂਣ ਲੱਖ ਅਸੰਖ ਇੱਕ ਖਸ਼ੂਣੀ ਕਿੰਨੀ ਹੁੰਦੀ ਹੈ 18 ਖਸ਼ੂਣੀਆਂ ਕਹਿੰਦੇ ਨੇ ਇੱਥੇ ਫੌਜ ਮਰੀ ਖੂਣ ਲੱਖ ਅਸੰਖ ਲੱਖਾਂ ਹੀ ਅਸੰਖ ਸੰਖਿਆ ਹੀ ਨਹੀਂ ਐਨੇ ਲੋਕ ਧੰਦਾ ਕਰਦੇ ਧਰਮ ਦੇ ਨਾਂ ਤੇ ਨਰਕਾਂ ਚਲੇ ਗਏ ਇੱਥੇ ਹੀ ਰਹਿ ਗਏ ਧਾਰਮਿਕ ਬੰਦੇ ਹੁੰਦੇ ਹੋਏ ਮਹਾਪੁਰਸ਼ ਕਹੋਦੇ ਹੋਏ ਗੁਰੂ ਬਣੇ ਹੋਏ ਪਬਲਿਕ ਦੀ ਗੱਲ ਨਹੀਂ ਕੀਤੀ ਪਬਲਿਕ ਦੀ ਗੱਲ ਨਹੀਂ ਹੈ ਇਹ ਲੀਡਰਾਂ ਦੀ ਗੱਲ ਹੈ ਧਾਰਮਿਕ ਲੀਡਰਾਂ ਦੀ ਗੱਲ ਹੈ ਧੰਦਾ ਧਾਵਤ ਰਹਿ ਗਏ ਕੋਟਕ ਕਰੋੜਾਂ ਹੀ ਲੱਖ ਕਰੋੜਾਂ ਹੀ ਲੱਖ ਅਸੰਖ ਜਿਹਨਾਂ ਦੀ ਸੰਖਿਆ ਵੀ ਨਹੀਂ ਕਹਿ ਸਕਦੇ ਇਹ ਵੀ ਥੋੜੇ ਹੀ ਕਹਿ ਰਹੇ ਸੀ ਉਹ ਰਹਿ ਗਏ ਸੱਚਖੰਡ ਤੋਂ ਵਾਂਝੇ ਰਹਿ ਗਏ ਕਿਉਂ ਰਹਿ ਗਏ ਬਿਨ ਹੈ ਕਿਉਂ ਛੁੱਟੀ ਹੈ ਨਾਮ ਤੇ ਬਿਨਾ ਛਡਕਾਰਾ ਕਿਵੇਂ ਹੋ ਜਾਂਦਾ ਨਾਮ ਨਹੀਂ ਮਿਲਿਆ ਕਿਸੇ ਨੂੰ ਮਾਲਾ ਫੇਰਨ ਵਾਲਾ ਨਾਮ ਨਹੀਂ ਹੁੰਦਾ ਮੂੰਹ ਨਾਲ ਉਚਾਰਨ ਕਰਨ ਵਾਲਾ ਨਾਮ ਨਾਮ ਨਹੀਂ ਹੁੰਦਾ ਇਹੀ ਹੈ ਸੰਸਾਰ 'ਚ ਹੋਰ ਹੈ ਕੀ ਬਿਨ ਨਾਵੇਂ ਕਿਉ ਛੁੱਟੀਏ ਜਾਇ ਰਸਾਤਲ ਅੰਤ ਅੰਤ ਵੇਲੇ ਨਰਕ ਜਾਵੰਦੇ ਬੁੱਧੀਹੀਨ ਹੋ ਜਾਂਦੇ ਨੇ ਭਰਮ ਗਿਆਨੀ ਹੋ ਜਾਂਦੇ ਨੇ ਉਹਨਾਂ ਨੂੰ ਭਰਮ ਹੋ ਜਾਂਦਾ ਹੈ ਅਸੀਂ ਸਾਨੂੰ ਗਿਆਨ ਹੈ ਸਿੱਖਾਂ 'ਚ ਭਰਮ ਗਿਆਨੀਆਂ ਦਾ ਅੰਤ ਹੀ ਨਹੀਂ ਕੋਈ ਜਿੰਨੇ ਵਿਦਵਾਨ ਨੇ ਸਾਰੇ ਭਰਮ ਗਿਆਨੀ ਜਿੰਨੇ ਸੰਤ ਨੇ ਸਾਰੇ ਭਰਮ ਗਿਆਨੀ ਜਿੰਨੇ ਕੀਰਤਨ ਦਰਬਾਰ ਵਾਲੇ ਨੇ ਸਾਰੇ ਭਰਮ ਗਿਆਨੀ ਧੰਦੇ ਵਾਲੇ ਸਭ ਤੋਂ ਜ਼ਿਆਦਾ ਧੰਦਾ ਅੱਜ ਸਿੱਖਾਂ ਦੇ ਵਿੱਚ ਹੈ ਕਿਰਤੀ ਧੰਦਾ ਕਰਨ ਵਾਲਿਆਂ ਦੀ ਇਹਨਾਂ ਦੀ ਪਰਸੈਂਟੇਜ ਕੱਢ ਲਓ ਸਿੱਖਾਂ ਦੀ ਆਬਾਦੀ ਕਿੰਨੀ ਹੈ ਧੰਦਾ ਕਿੰਨੇ ਲੋਕ ਧਰਮ ਦੇ ਨਾਂ ਤੇ ਕਰ ਰਹੇ ਨੇ ਕੱਢ ਲਓ ਪਰਸੈਂਟੇਜ ਸਾਰੀਆਂ ਕੌਮਾਂ ਨਾਲੋਂ ਜ਼ਿਆਦਾ ਹੈ ਮੁਸਲਮਾਨਾਂ ਨਾਲੋਂ ਜ਼ਿਆਦਾ ਹੈ ਈਸਾਈਆਂ ਨਾਲੋਂ ਜ਼ਿਆਦਾ ਹੈ ਹਿੰਦੂਆਂ ਨਾਲੋਂ ਜ਼ਿਆਦਾ ਹੈ ਹਿੰਦੂਆਂ 'ਚ ਮੰਗਤੇ ਤਾਂ ਜ਼ਿਆਦਾ ਹੋ ਸਕਦੇ ਨੇ ਪਰ ਧਰਮ ਦੇ ਰੋਤੇ ਧੰਦਾ ਕਰਨ ਵਾਲੇ ਜ਼ਿਆਦਾ ਨਹੀਂ ਹੈ ਲੋਕ ਸਾਡੇ ਜ਼ਿਆਦਾ ਨੇ ਅਸੀਂ ਹੀ ਖਰਾਬ ਸੀ ਇਸ ਗੱਲ ਦੇ ਕਿਉਂ ਹੋ ਗਏ ਕਿਉਂ ਕਿਉਂਕਿ ਜਿਹੜੇ ਰਾਖੇ ਸੀ ਲੀਡਰ ਸੀ ਉਹ ਆਪਣੇ ਚੋਰੀ ਕਰਨ ਲੱਗੇ ਉਹ ਕੌਮ ਬਣਾਉਣ ਲੱਗੇ ਇਹ ਉਧਰ ਲੱਗੇ ਕੋਈ ਉਧਰ ਲੱਗ ਗਿਆ ਸੰਤਾ ਪਰਪੰਚ ਚ ਲੱਗੇ ਕੋਈ ਇੱਕ ਦੂਏ ਨੂੰ ਕਹਿਣ ਵਾਲਾ ਕੋਈ ਵੀ ਨਹੀਂ ਰਿਹਾ ਚੋਰ ਚੋਰ ਮਸੇਰੇ ਭਾਈ ਚੋਰ ਨੂੰ ਚੋਰ ਕਿਵੇਂ ਕਹਿ ਦੂਗਾ ਤੂੰ ਚੋਰ ਸਾਰੇ ਚੋਰ ਚੋਰ ਮਸੇਰੇ ਭਾਈ ਨੇ ਦੂਏ ਨੂੰ ਦੂਆ ਕਹਿ ਕਿਵੇਂ ਜਿੰਨਾ ਨੁਕਸਾਨ ਕੀਤਾ ਇਹਨਾਂ ਰਾਗੀਆਂ ਢਾਡੀਆਂ ਨੇ ਕੀਤਾ ਪ੍ਰਚਾਰਕਾਂ ਨੇ ਕੀਤਾ ਜਦੋਂ ਇਹ ਕਿਹਾ ਸੀ ਸਟ੍ਰਿਕਟਲੀ ਕਿਹਾ ਸੀ ਜੋ ਕੁਝ ਸਟ੍ਰਿਕਟਲੀ ਕਿਹਾ ਸੀ ਗੁਰਬਾਣੀ 'ਚ ਜ਼ੋਰ ਦੇ ਕੇ ਜਿਹੜੀਆਂ ਗੱਲਾਂ ਕਹੀਆਂ ਸੀ ਉਹ ਗੱਲਾਂ ਅਸੀਂ ਕਿਉਂ ਨਹੀਂ ਮੰਨੀਆਂ ਇਹ ਕਿਸੇ ਨੇ ਕਿਉਂ ਨਹੀਂ ਵਰਜਿਆ ਹੋਰ ਕਿਸੇ ਸਿਆਣੇ ਨੇ ਕਿਉਂ ਨਹੀਂ ਵਰਜਿਆ ਭਾਈ ਆ ਲਿਖਿਆ ਹੋਇਆ ਤੁਸੀਂ ਇਹ ਕੀ ਕਹਿੰਦੇ ਹੋ ਕਿਉਂ ਕਹਿੰਦੇ ਹੋ ਉਹ ਸਾਖੀ ਦਾ ਅਸੀਂ ਸੁਣਾ ਦਿੰਨੇ ਥੱਪੜ ਮਾਰੇ ਵਾਲੀ ਸਾਖੀ ਸੁਣਾਈ ਜਾਂਦੇ ਥੱਪੜ ਮਾਰਿਆ ਸੀ ਕਹਿ ਜਾਣੇ ਗੁਰਸੂਰਾ ਕਹਿ ਜਾਣੇ ਗੁਰਸੂਰਾ ਕਹੇ ਤੇ ਕਰਤੇ ਕੀ ਮਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ ਕਹਿ ਜਾਣੇ ਗੁਰਸੂਰੇ ਦੀ ਜਗ੍ਹਾ ਕਹਿ ਜਾਣੇ ਗੁਰਸੂਰਾ ਕਹਤਾ ਜੀ ਥੱਪੜ ਮਾਰਿਆ ਪਰ ਅਸੀਂ ਕਹੀ ਵੀ ਜਾਣੇ ਥੱਪੜ ਮਾਰਦਾ ਵੀ ਕੋਈ ਨਹੀਂ ਉਦੋਂ ਵੀ ਗਲਤ ਗੱਲਾਂ ਕਹੀ ਜਾਂਦੇ ਆ ਬਹੁਤ ਜ਼ਿਆਦਾ ਥੱਪੜ ਕੋਈ ਨਹੀਂ ਮਾਰਦਾ ਕਿਸੇ ਟੋਕਦਾ ਵੀ ਥੱਪੜ ਤੱਕ ਪਾਸੇ ਰਹਿ ਗਿਆ ਕੀ ਫਾਇਦਾ ਸੀ ਉਹ ਸਾਖੀ ਦਾ ਉਹ ਸਾਖੀ ਤੋਂ ਸਿੱਖਿਆ ਕੀ ਲਈ ਸਾਖੀ ਰਹਿ ਗਈ ਨਾ ਸਾਖੀ ਆਪਣੀ ਜਗ੍ਹਾ ਸਿੱਖਿਆ ਕੋਈ ਨਹੀਂ ਫਿਰ ਇਹ ਕਿਹਾ ਸੀ ਪ੍ਰਥਮੇ ਮਨ ਪ੍ਰਬੁੱਧ ਆਪਣਾ ਪਾਛੇ ਅਵਰ ਜਾਵੇ ਜਿੰਨਾ ਜਨ ਨੂੰ ਗਿਆਨ ਪੂਰਨ ਨਹੀਂ ਹੋ ਜਾਂਦਾ ਕਮ ਸੇ ਕਮ ਕਿਸੇ ਦੇ ਜਾ ਕੇ ਸਟੇਜ ਤੇ ਬਰਗਲਾਵੇ ਨਾ ਹਾਂ ਡਿਸਕਸ ਕਰ ਸਕਦਾ ਹੈ ਸੰਗਤ ਵਿੱਚ ਡਿਸਕਸ ਕੀਤੀ ਜਾ ਸਕਦੀ ਹੈ ਗੱਲ ਗੱਲ ਐਲਾਨ ਨਾਲ ਨਹੀਂ ਕਹੀ ਜਾ ਸਕਦੀ ਵੀ ਗੁਰਮਤਿ ਦੀ ਗੱਲ ਆਹੀ ਹੈ ਪਰ ਇੱਥੇ ਕੀ ਕੀਤਾ ਇੱਥੇ ਕੀ ਕੀਤਾ ਜਦੋਂ ਟੀਕਾ ਲਿਖਿਆ ਜਾ ਰਿਹਾ ਸੀ ਤਾਰਾ ਸੁਦਾ ਨੌਤਮ ਦਾ ਜਦੋਂ ਲਿਖਾਇਆ ਫਰੀਦਕੋਟ ਨੇ ਟੀਕਾ ਰੌਲਾ ਤਾਂ ਉਦੋਂ ਹੀ ਪੈ ਗਿਆ ਸੀ ਪਿਆ ਨਾ ਰੌਲਾ ਨਾ ਤਾਂ ਰੌਲਾ ਪਾਉਣ ਵਾਲਿਆਂ ਨੂੰ ਪਤਾ ਸੀ ਅਸਲੀ ਗੱਲ ਕੀ ਹੈ ਲਿਖਣ ਵਾਲੇ ਤਾਂ ਜਾਣ ਕੇ ਲਿਖ ਰਹੇ ਸੀ ਨਾ ਉਹ ਰਾਜੇ ਤਾਂ ਤਾਂ ਲਿਖਾ ਰਹੇ ਸੀ ਉਹਨਾਂ ਨੇ ਤਾਂ ਰਲ ਗੱਡ ਕਰਨਾ ਸੀ ਕੰਮ ਉਹਨੇ ਤਾਂ ਪੰਡਤ ਬੁਲਾ ਕੇ ਲਿਖਾ ਲੇ ਜਿਹੜੇ ਕਬੀਰ ਕਹਿ ਰਿਹਾ ਜਿਹੜਾ ਸਗਲ ਜਨਮ ਸ਼ਿਵਪੁਰੀ ਗਵਾਇਆ ਸੁੱਤੇ ਪਏ ਸੀ ਪੰਡਤ ਦੇ ਦਾ ਖਿਲਾਫ ਹੈ ਸਾਰੀ ਉਹ ਗੱਲ ਗੁਰਬਾਣੀ ਦੀ ਵਿਦਵਾਨ ਦੇ ਦਾ ਖਿਲਾਫ ਹੈ ਸਾਰੀ ਉਹ ਗੱਲ ਗੁਰਬਾਣੀ ਦੀ ਵਿਦਵਾਨ ਹੈ ਤੁਸੀਂ ਲਿਆ ਕੇ ਪੂਰੇ ਬਿਠਾਣਤਾ ਅਰਥ ਕਰਨ ਨੂੰ ਵਿਦਵਾਨ ਹੈ ਸੀ ਨਾ ਉਹ ਫਿਰ ਕਾਸ਼ੀ ਦਾ ਪੜਿਆ ਸੀ ਕਾਸ਼ੀ ਮਤ ਦੇ ਖਿਲਾਫ ਬੋਲਤਾ ਹੈ ਭਾਈ ਗੁਰਦਾਸ ਨੂੰ ਵੀ ਕਾਸ਼ੀ ਪੜਿਆ ਹੋਇਆ ਸਾਬਤ ਕਰਤਾ ਪਰ ਕਾਸ਼ੀ ਦਾ ਭਾਈ ਗੁਰਦਾਸ ਉਦੋਂ ਗਿਆ ਜਦ ਸੇਵੇਂ ਪਾਸ਼ਾ ਨੇ ਘੋੜੇ ਲੈਣ ਭੇਜੇ ਉਦੋਂ ਪੰਜਵੇਂ ਪਾਸ਼ਾ ਥੇ ਹੀ ਨਹੀਂ ਤੇ ਬਾਰਾਂ ਲਿਖੇ ਨੇ ਉਦੋਂ ਪਹਿਲਾਂ ਇਹ ਸਾਰਾ ਕੁਝ ਝੂਠ ਹੈ ਕੁਝ ਵੀ ਸੱਚ ਨਹੀਂ ਹੈ ਚ ਤੇ ਕਾਸ਼ੀ ਪੜ ਕੇ ਆ ਕੇ ਪਿੰਗਲ ਸੇਕੇ ਬਾਰਾਂ ਰਚੀਏ ਨੇ ਉਹਨੇ ਤੇ ਫਿਰ ਤਾਂ ਸਿੱਧਾ ਹੀ ਹਿੰਦੂਵਤ ਦੇਤਾ ਤੁਹਾਨੂੰ ਪਰੋਸ ਕੇ ਜੇ ਗੱਲ ਸੱਚ ਹੈ ਕਾਸ਼ੀ ਜਾ ਕੇ ਪੜਿਆ ਉਹ ਆਗੇ ਬਾਰਾਂ ਲਿਖੀਆਂ ਨੇ ਫਿਰ ਤਾਂ ਪਤਾ ਹੀ ਨਾ ਕਾਸ਼ੀ ਮਤ ਦੇਤੀ ਤੁਹਾਨੂੰ ਹਿੰਦੂ ਮਤ ਦੇਤੀ ਫਿਰ ਤੁਸੀਂ ਕਿਸ ਗੱਲ ਦੀ ਉੱਤੇ ਬਹਿਸ ਕਰਦੇ ਹੋ ਵੀ ਭਾਈ ਗੁਰਦਾਸ ਦੀ ਕੁੰਜੀ ਹੈ ਇਹ ਹੈ ਉਹ ਹੈ ਤੇ ਕੁੰਜੀ ਤੁਹਾਡੇ ਕੋਲ ਹੈ ਜਿੰਦਾ ਫੇਰ ਵੀ ਬੰਦ ਹੈ ਗੁਰਬਾਣੀ ਦਾ ਜੋ ਗੁਰਮਤਿ ਦਾ ਗਿਆਨ ਕੋਈ ਨਹੀਂ ਲੋਕਾਂ ਨੂੰ ਜਿੰਦਾ ਕਿਉਂ ਨਹੀਂ ਖੁੱਲਿਆ ਜੇ ਕੁੰਜੀ ਹੈ ਤੁਹਾਡੇ ਕੋਲ ਕਿਹੜੀ ਗੱਲ ਨੂੰ ਕਲੀਅਰ ਕਰ ਰਹੀ ਨੇ ਬਾਰੇ ਮੈਨੂੰ ਦੱਸੇ ਤਾਂ ਕਿਹੜਾ ਇੱਕ ਪੁਆਇੰਟ ਹੈ ਜਿੱਥੇ ਜਿੰਨੇ ਵੀ ਸਾਡੇ ਕੋਲ ਅਜ ਅਨਸੋਲਵਡ ਨੇ ਜਿਹੜੇ ਸ਼ਬਦ ਜਿੱਥੇ ਅਸੀਂ ਸਮਝਦੇ ਰਹੇ ਹੈ ਇੱਥੇ ਪਤਾ ਨਹੀਂ ਲੱਗ ਰਿਹਾ ਉਹਦਾ ਸੋਲੂਸ਼ਨ ਕਿੱਥੇ ਕੀਤਾ ਭਾਈ ਗੁਰਦਾਸ ਨੇ ਬਾਰਾਂ ਕਿੱਥੇ ਕੀਤਾ ਬਾਵਜੂਦ ਇਸ ਦੇ ਕਿ ਦੋ ਸ਼ਬਦ ਦੋ ਪੰਕਤੀਆਂ ਐਸੀਆਂ ਨੇ 12 ਵਿੱਚ ਗੁਰ ਸਤਗੁਰ ਕੋ ਹਰ ਬਖਸ਼ਿਆ ਹਰ ਅੰਮ੍ਰਿਤ ਭਗਤ ਪੜਾਹਾ ਮੂਰਖ ਹੋਏ ਤੇਰੀ ਕੀ ਰੀਸ ਕਰੇ ਤੇ ਸਾਲਤ ਪਲਤ ਮੁਖ ਕਾਲਾ ਕਾਲਾ ਤੇ ਉਸ ਆਦਮੀ ਦਾ ਚਾਹੇ ਉਹ ਭਾਈ ਗੁਰਦਾਸ ਕਹਿ ਲੋ ਚਾਹੇ ਕੋਈ ਹੋਰ ਕਹਿ ਲੋ ਜਿਹਨੇ 12 ਲਿਖਿਆ ਨੇ ਉਹਨੇ ਰੀਸ ਕੀਤੀ ਉਸ ਦਾ ਮੁਖ ਕਾਲਾ ਹੋਣਾ ਚਾਹੀਦਾ ਗੁਰਮਤ ਅਨੁਸਾਰ ਕੀ ਤੁਸੀਂ ਭਾਈ ਗੁਰਦਾਸ ਦਾ ਮੁਖ ਕਾਲਾ ਕਰਨਾ ਚਾਹੁੰਦੇ ਹੋ ਇਹ ਕਹਿ ਕੇ ਬਾਰਾ ਉਹਦੀਆਂ ਨੇ ਅਸੀਂ ਤਾਂ ਨਹੀਂ ਮੰਨਦੇ ਵੀ ਉਹਦੀਆਂ 12 ਨੇ ਅਸੀਂ ਤਾਂ ਉਹਦਾ ਮੁਖ ਕਾਲਾ ਨਹੀਂ ਕਰਨਾ ਚਾਹੁੰਦੇ ਉਹਦਾ ਨੋ ਜ਼ਰੂਰ ਵਰਤਿਆ ਗਿਆ ਜੇ ਭਾਈ ਗੁਰਦਾਸ 12 ਲਿਖਦਾ ਇੱਕ ਤਾਂ ਰਾਗ ਦੇ ਵਿੱਚ ਲਿਖਦਾ ਰਾਗ ਤੇ ਬਿਨਾ ਗੁਰਬਾਣੀ 'ਚ ਬਾਰਾ ਨਹੀਂ ਚੜ ਸਕਦੀ ਗੁਰਬਾਣੀ ਰਾਗਾਂ 'ਚ ਸਾਰੀਆਂ 12 ਰਾਗਾਂ 'ਚ ਨੇ ਜੋ 12 ਗੁਰਬਾਣੀ ਦੇ ਵਿੱਚ ਨੇ ਉਹਦੇ 12 ਦਾ ਇਸ 12 ਦਾ ਕੁਝ ਸੰਬੰਧ ਹੀ ਨਹੀਂ ਉਸੀ ਸ਼ੈਲੀਓ ਹੋਣੀ ਹੈ ਭਾਸ਼ਾ ਉਹ ਨਹੀਂ ਸ਼ੈਲੀ ਉਹ ਨਹੀਂ ਰਾਈਟਰ ਦਾ ਨਾਮ ਰਾਈਟਰ ਦਾ ਨਾਮ ਨਹੀਂ ਇਹ ਤਾਂ ਬਿਲਕੁਲ ਨਹੀਂ ਹੋ ਸਕਦਾ ਇਹ ਤਾਂ ਗੁਰੂ ਘਰ ਦੇ ਸਾਰੇ ਅਸੂਲਾਂ ਦੇ ਖਿਲਾਫ ਹੈ ਗੱਲ ਫਿਰ ਇਹ ਵੀ ਨਹੀਂ ਵੀ ਉਹਨੇ ਉਹੀ ਲਿਖਿਆ ਨੇ ਉਹਨੇ ਤਾਂ ਦਰਜ ਕਰਾਉਣ ਨੂੰ ਲਿਖਿਆ ਸੀ ਨਾ ਵੀ ਮੇਰੀ ਵੀ ਦਰਜ ਕਰ ਦੋ ਇਹ ਵੀ ਤੁਸੀਂ ਕਹਿੰਦੇ ਹੋ ਜੇ ਦਰਜ ਨਹੀਂ ਕੀਤੀਆਂ ਨਾ ਉਹ ਕੱਚੀਆਂ ਸੀ ਕੱਚੀ ਬਣੀ ਸੀ ਕੀ ਕੁਛ ਅਸੀਂ ਸੁਣਦੇ ਆ ਰਹੇ ਹਾਂ ਔਰ ਉਸ ਉਹਨਾਂ ਬਾਰਾਂ ਨੂੰ ਉੱਥੇ ਤੁਸੀਂ ਕਹਿਤਾ ਵੀ ਇੱਥੇ ਇਹਨਾਂ ਕੀਰਤਨ ਹੋ ਸਕਦਾ ਪੜੀਆਂ ਜਾ ਸਕਦੀਆਂ ਨੇ ਉਸ ਪ੍ਰੈਸ਼ਰ ਚ ਕਿਹਾ ਜਿਹੜੇ ਸਨਾਤਨੀ ਸਿੱਖ ਤੁਸੀਂ ਸਿੱਖ ਮੰਨ ਲਏ ਸੀ ਵੋਟਾਂ ਜੋ ਬਣਾਉਣੀਆਂ ਸੀ ਕੌਮ ਜੋ ਬਣਾਉਣੀ ਸੀ ਕੁਰਸੀਆਂ ਜੋ ਲੈਣੀਆਂ ਸੀ ਬਾਬੂ ਤੇਜਾ ਸਿੰਘ ਆਇਆ ਨਹੀਂ ਉਹਦੇ ਖਿਲਾਫ ਤਾਂ ਹੋ ਗਿਆ ਹੁਕਮਨਾਮਾ ਜਾਰੀ ਹੋਇਆ ਹੋਇਆ ਉਹਦਾ ਚੇਲਾ ਨਾਲ ਲੈ ਲਿਆ ਬਾਬੂ ਦੀ ਜਗ੍ਹਾ ਭਾਈ ਕਹਤਾ ਵੀ ਤੂੰ ਬਾਬੂ ਛੱਡ ਦੇ ਭਾਈ ਬਣ ਜਾ ਰਤੀਰ ਸਿੰਘ ਤੇ ਗੱਲ ਤਾਂ ਸਾਰੀ ਉਹਦੇ ਵਾਲੀ ਬਾੜ ਲਈ ਨਾ ਮਹਾਰਾਜ ਉਹਨਾਂ ਵਾਲੀਆਂ ਬਾੜ ਲਈ ਨਾ ਮੂਰਤੀ ਪੂਜਾ ਦਾ ਜੋ ਖੰਡਨ ਕੀਤਾ ਇਤਿਹਾਸ ਤਾਂ ਮੂਰਤੀ ਪੂਜਾ ਵਾਲਾ ਰੱਖ ਲਿਆ ਨਾ ਤੁਸੀਂ ਵਿੱਚ ਭਗਤ ਮਾਲਾ ਤਾਂ ਮੰਨ ਲਈ ਨਾ ਤੁਸੀਂ ਉਹਨਾਂ ਆਪਣੀ ਜਿਹੜੀ ਸੀ ਨਾ ਵਿਚਾਰਧਾਰਾ ਵਿੱਚ ਤੁਹਾਡੇ ਬਾੜਤੀ ਲਿਆ ਕੇ ਰਹਿਤ ਲਫ਼ਜ਼ ਦੇ ਨਾਲ ਮਰਿਆਦਾ ਬਾੜਤੀ ਲਿਆ ਕੇ ਗੁਰਦੁਆਰੇ 'ਚ ਮਰਿਆਦਾ ਦਾ ਕੀ ਮਤਲਬ ਮਰਿਆਦਾ ਮੈਨ ਮੇਡ ਹੁੰਦੀ ਹੈ ਗੁਰੂ ਦੀ ਰਹਿਤ ਬਣਾਈ ਹੋਈ ਹੈ ਕਹਿੰਦਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ ਕਿਉਂਕਿ ਰਹਿਤ ਮਰਿਆਦਾ ਤਾਂ ਹੈ ਨਹੀਂ ਪੰਜ ਕਕਾਰ ਸਾਡੀ ਰਹਿਤ ਹੈ ਪੰਜ ਜਿਹੜੇ ਨੇ ਕਕਾਰ ਰਹਿਤ ਹੈ ਤੇ ਕੋਈ ਝਗੜਾ ਨਹੀਂ ਅਜ ਤੇ ਹੈ ਕੋਈ ਝਗੜਾ ਚਾਰ ਕੁਰੇਤਾ ਨੇ ਇਹਦੇ ਵੀ ਕੋਈ ਝਗੜਾ ਨਹੀਂ ਝਗੜਾ ਪਾਉਣ ਲੱਗਦੇ ਨੇ ਫਿਰ ਪਿੱਛੇ ਹਟ ਜਾਂਦੇ ਨੇ ਉੱਤੇ ਕੁੱਠਾ ਲਿਖਿਆ ਇਹ ਕਹਿੰਦੇ ਕਹਿੰਦੇ ਕਹਿੰਦੇ ਨੇ ਮਾਂ ਸੇ ਨਹੀਂ ਖਾਣਾ ਜਦੋਂ ਉਹ ਕੇਸ ਬਣ ਜਾਂਦਾ ਇਹਨਾਂ ਤੇ ਫਿਰ ਮਾਫੀ ਮੰਗ ਲੈਂਦੇ ਨੇ ਉਹ ਵੀ ਆਪਣੀ ਉਹ ਚਾਹੁੰਦੇ ਨੇ ਨਾ ਚੋਰ ਦਰਵਾਜ਼ੇ ਸੀ ਚਾਹੁੰਦੇ ਨੇ ਆਪਣੀ ਉਬਾਲਣੀ ਇਹਦੂ ਬਤਾਲੀ ਜਿਹੜੇ ਗੁਰੂ ਸ਼ਿਕਾਰ ਖੇਡਦੇ ਰਹੇ ਹੁਣ ਮਾਸ ਨਹੀਂ ਖਾਂਦੇ ਹੁਣ ਤੁਸੀਂ ਨਹੀਂ ਖਾਂਦੇ ਨਾ ਖਾਓ ਸਿੱਖੀ ਛੱਡ ਕੇ ਘਰ ਨੂੰ ਚਲੇ ਜਾਓ ਆਪਣੇ ਸਿੰਘ ਤਾਂ ਛੇਰ ਨੇ ਖਾਣ ਗਈ ਸਿੰਘ ਰੁਚੇ ਸਦ ਭੋਜਨ ਮਾਸ ਕਹਿੰਦੇ ਕਿੱਥੇ ਲਿਖਿਆ ਹੋਇਆ ਜੀ ਮਾਸ ਖਾਣਾ ਗੁਰੂ ਗ੍ਰੰਥ ਸਾਹਿਬ ਜੀ ਕਿੱਥੇ ਲਿਖਿਆ ਹੈ ਪਰ ਜਿੱਥੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਲਿਖਿਆ ਉੱਥੇ ਲਿਖਿਆ ਹੋਇਆ ਰਸੂਲ ਨੇ ਦੱਸੋ ਕਿੱਥੇ ਲਿਖਿਆ ਨੇ ਕਿਉਂ ਖਾਣੇ ਵਰ ਲਿਖੀ ਹੈ ਕਿਤੇ ਖਾਣ ਨੂੰ ਕਿਉਂ ਖਾਣੇ ਹੋ ਉਹ ਚੀਜ਼ ਖਾਓ ਜਿਹੜੀ ਲਿਖੀ ਹੋਈ ਹੈ ਬਾਕੀ ਸਾਰੀਆਂ ਛੱਡੋ ਲੱਸੀ ਵੀ ਨਹੀਂ ਪੀ ਸਕਦੇ ਵੀ ਸੰਸਾਰੀ ਪੀਣਗੇ ਗਰਮ ਖਰੀ ਪੀ ਸਕਦੇ ਲੱਸੀ ਰੋਟੀ ਖਾਣੀ ਹੈ ਕਾਠ ਦੀ ਖਾਓ ਦੂਈ ਨਹੀਂ ਖਾ ਸਕਦੇ ਰੋਟੀ ਮੇਰੀ ਕਾਠ ਦੀ ਦੂਈ ਨਹੀਂ ਖਾ ਸਕਦੇ ਹੁਜਤਾਂ ਕਰਦੇ ਨੇ ਹੁਜਤਾਂ ਸਾਨੂੰ ਹੁਜਤਾਂ ਆਉਂਦੀਆਂ ਨਹੀਂ ਸਾਨੂੰ ਹੁਜਤਾਂ ਵੀ ਆਉਂਦੀਆਂ ਹੁਜਤਾਂ ਦੇ ਜਵਾਬ ਵੀ ਆਉਂਦੇ ਨੇ ਇਹ ਸਿਰਫ ਹੁਜਤਾਂ ਨੇ ਦਲੀਲ ਨਹੀਂ ਹੈ ਕੋਈ ਕਿੱਥੇ ਲਿਖਿਆ ਹੈ ਇਹ ਖਾਣ ਪੀਣ ਲਿਖਿਆ ਹੈ ਤੇ ਇਹ ਆਤਮਾ ਦੀ ਖੁਰਾਕ ਹੈ ਗੁਰਬਾਣੀ 'ਚ ਲਿਖੀ ਹੋਈ ਆਤਮਾ ਨੇ ਕੀ ਖਾਣਾ ਸਰੀਰ ਨੇ ਕੀ ਖਾਣਾ ਸਰੀਰ ਨਾਲ ਤਾਂ ਮਤਲਬ ਹੈ ਕੋਈ ਨਹੀਂ ਇਹਦਾ ਗੁਰਬਾਣੀ ਦਾ ਸਰੀਰ ਨਾਲ ਬਾਣੀ ਦਾ ਕੀ ਮਤਲਬ ਇਹ ਗਾ ਆਯੁਰਵੇਦਿਕ ਹੈ ਵੀ ਕਿਹੜੀ ਬਿਮਾਰੀ ਤੇ ਕੀ ਖਾਣਾ ਆਯੁਰਵੇਦ ਪੜ੍ਹ ਲਓ ਤੁਸੀਂ ਉੱਥੇ ਲਿਖਿਆ ਹੋਊਗਾ ਇਹ ਆਤਮਿਕ ਗਿਆਨ ਹੈ ਆਤਮਾ ਦੀ ਖੁਰਾਕ ਕੀ ਹੋਣੀ ਚਾਹੀਦੀ ਹੈ ਕੀ ਆਤਮਾ ਦੀ ਖੁਰਾਕ ਨਹੀਂ ਹੋਣੀ ਚਾਹੀਦੀ ਆਤਮਾ ਕਿਵੇਂ ਸਵਸਥ ਹੋਊਗੀ ਕਿਵੇਂ ਆਤਮਾ ਦਾ ਰੋਗ ਜਿਹੜਾ ਹੋਵੇ ਦੂਰ ਹੋਊਗਾ ਪਰਮ ਰੋਗ ਤਾਂ ਇਹਦਾ ਆਦ ਰੋਗ ਹੈ ਵਿਆਦ ਰੋਗ ਦੂਜੇ ਨੇ ਉਹ ਆਦ ਰੋਗ ਵੀ ਕਿਵੇਂ ਹਟੂਗਾ ਗੱਲ ਇਹ ਹੈ ਤੁਸੀਂ ਖਾਣ ਪੀਣ ਨਾਲ ਜੋੜ ਲਈਏ ਤੁਹਾਡੀ ਫਿਰ ਆਤਮਾ ਕਿਵੇਂ ਬਲੀਨ ਹੋਊਗੀ ਪੰਡਤ ਪੰਡਤ ਮਾਸ ਨਹੀਂ ਖਾਂਦਾ ਸ਼ਰਾਬ ਨਹੀਂ ਪੀਂਦਾ ਪੰਡਤ ਨੂੰ ਕਪਟੀ ਕਿਉਂ ਕਿਹਾ ਹੈ ਪੰਡਿਆ ਕਵਣ ਕੁਮਤ ਤੁਮ ਲਾਗੇ ਜਿਹੜੇ ਇਹਨਾਂ ਲੋਕਾਂ ਦੀ ਮਤ ਹੈ ਨਾ ਮਾਸ ਸ਼ਰਾਬ ਤੇ ਵਰਜਣ ਵਾਲਿਆਂ ਦੀ ਉਹ ਕੁਮਤ ਹੈ ਉਹਨੂੰ ਕੁਮਤ ਕਿਹਾ ਪੰਡਿਆ ਕਵਣ ਕੁਮਤ ਤੁਮ ਲਾਗੇ ਬੂਡੋਗੇ ਪਰਿਵਾਰ ਸਕਲ ਸੋ ਨਾਮ ਨ ਜਪੋ ਭਾਗੇ ਜਿੱਥੇ ਕਹਿੰਦੇ ਭਾਂਗ ਮਛਲੀ ਸੁਰਾਪਾਨ ਜੇ ਜੇ ਪ੍ਰਾਣੀ ਖਾਏ ਉੱਥੇ ਸਿਰ ਤੀਰਥ ਵਰਤ ਔਰ ਨੇਮ ਉਹਨਾਂ ਦੇ ਨਾਮ ਹੁੰਦੇ ਨੇ ਨਾਮ ਨਹੀਂ ਨਾ ਹੁੰਦਾ ਨਾਮ ਬਾਹਰ ਹੈ ਉੱਥੇ ਤੀਰਥ ਵਰਤ ਨੇਮ ਤਾਂ ਇਹਨਾਂ ਦੇ ਸਾਡੇ ਹੈ ਹੀ ਨਹੀਂ ਨਾ ਸਾਡੇ ਤੀਰਥ ਹਨ ਔਰ ਨੇਮ ਇਹੀ ਨਾ ਹੁੰਦੇ ਨੇ ਇਹਨਾਂ ਦੇ ਹੋ ਜਾਣ ਸਾਡੇ ਤਾਂ ਪਹਿਲੇ ਹੀ ਨਾਸ ਕੀਤੇ ਅਸੀਂ ਤਾਂ ਨਾਸ ਕਰਨੇ ਨੇ ਉਹ ਸਮਾਂ ਅਸੀਂ ਤਾਂ ਤੀਰਥ ਵਰਤ ਨੇਮ ਨਾਸ ਕਰਨੇ ਨੇ ਇਹਨਾਂ ਦੀ ਬਣਾਉਣ ਜੇ ਹੋ ਜਾਣ ਵਧੀਆ ਗੱਲ ਹੈ ਜੇ ਇਹ ਖਾਦੇ ਦੇ ਹੋ ਜਾਣ ਹੋਰ ਸਸਤਾ ਹੀ ਹੈ ਫਿਰ ਤਾਂ ਕੰਮ ਇਹ ਤਾਂ ਅਸੀਂ ਨਾਸ ਕਰਨੇ ਨੇ ਤੀਰਥ ਵੀ ਨਾਸ ਕਰਨਾ ਹੈ ਨੇਮ ਔਰ ਵਰਤ ਤਿੰਨੇ ਨਾਸ ਕਰਨੇ ਨੇ ਇਹ ਖਾਊਗਾ ਤਾਂ ਨਾਸ ਹੋ ਜਾਣਗੇ ਮੌਜ ਬਣ ਜੂ ਇਹ ਤਾਂ ਫਸਾਉਣ ਵਾਲੇ ਨੇ ਸਾਰੇ ਉੱਤੇ ਨਾਮ ਦੀ ਗੱਲ ਨਹੀਂ ਹੈ ਸਿੱਖਾਂ ਕੋਲ ਇਹਦਾ ਵੀ ਜਵਾਬ ਨਹੀਂ ਹੈ ਇਹ ਕਹਿ ਕੇ ਫਸਾ ਲੈਂਦੇ ਨੇ ਤੀਰਥ ਵਰਤ ਔਰ ਨੇਮ ਕੀ ਸਭੇ ਰਸਾਤਲ ਜਾਏ ਤੀਰਥ ਵਰਤ ਨੇਮ ਵਾਲਾ ਤਾਂ ਉਹੀ ਰਸਾਤਲ ਜਾਊਗਾ ਹੀ ਉਹਨੂੰ ਬਚਾਊ ਕੌਣ ਨਾਮ ਦੇ ਬਿਨਾਂ ਵਾਲੇ ਸਾਰੇ ਰਸਾਤਲ ਜਾਣਗੇ ਬਿਨ ਨਾਮ ਹੈ ਕਿਉਂ ਛੁੱਟੀ ਹੈ ਜਾਏ ਰਸਾਤਲ ਅੰਤ ਨਾਮ ਦੇ ਬਿਨਾਂ ਛੁੱਟੇ ਨਹੀਂ ਸਕਦੇ ਤੀਰਥ ਵਰਤ ਨਾਮ ਦੇ ਸਣੇ ਵੀ ਰਸਾਤਲ ਜਾਣੇ ਤੁਸੀਂ ਉਹ ਨਹੀਂ ਛੁੱਟ ਸਕਦੇ ਫਿਰ ਤੀਰਥ ਵਰਤਲ ਦੀ ਇੱਕ ਹੋਰ ਪੰਕਤੀ ਹੈ ਤੀਰਥ ਵਰਤ ਔਰ ਦਾਨ ਕਰ ਮਨ ਵਿੱਚ ਧਰੇ ਨਾਨਕ ਨੇ ਫੜ ਜਾਤ ਤੇ ਜੋ ਕੁੰਚਰ ਉਹ ਤਾਂ ਤਾਂ ਵੀ ਨੇ ਫੜ ਚਲੇ ਗਏ ਫਿਰ ਤੀਰਥ ਵਰਤ ਦੀ ਜਗ੍ਹਾ ਇੱਕ ਤਪ ਹੋਰ ਆ ਗਿਆ ਇਹ ਤੋਂ ਵੱਡੀ ਗੱਲ ਆ ਗਈ ਜੇ ਤਪ ਵੀ ਨਾਲ ਹੋਵੇ ਤੀਰਥ ਤਪ ਦਇਆ ਦੇਖੋ ਦਇਆ ਕਿੱਡੀ ਕਿੱਡੀ ਗੱਲ ਆ ਦਇਆ ਇਹ ਤੋਂ ਵੱਡੀਆਂ ਪਾਵਰਾਂ ਇਹ ਤੋਂ ਵੱਡੀਆਂ ਪਾਵਰਾਂ ਤੀਰ ਤੇ ਤਪ ਦਿਆ ਦਤ ਦਾਨ ਦਾਨ ਦਿੱਤਾ ਹੋਇਆ ਹੱਥ ਨਾਲ ਤਪ ਕੀਤਾ ਹੋਇਆ ਤੀਰਥ ਔਰ ਜੇ ਕੋ ਪਾਵਤ ਲਗਾ ਇਹ ਤਾਂ ਪ੍ਰਾਪਤੀ ਕੀ ਹੋਊਗੀ ਜੇ ਕੋਈ ਤਾਂ ਪ੍ਰਾਪਤੀ ਵੀ ਹੋਊ ਕਿਸੇ ਨੂੰ ਥੋੜਾ ਬਹੁਤਾ ਮਾਣ ਪ੍ਰਾਪਤ ਹੋ ਜੂ ਤੈਸਾ ਮਾਣ ਤੈਸਾ ਬਿਮਾਰ ਉਹ ਪ੍ਰਾਪਤ ਹੁੰਦੀ ਸਾਰੇ ਬਿਮਾਰ ਚ ਬਦਲ ਜਾਣਾ ਰੋਗ ਚ ਬਦਲ ਜਾਣਾ ਪ੍ਰਾਪਤ ਹੁੰਦੀ ਸਾਰੇ ਮਾਨ ਦਾ ਅਭਿਮਾਨ ਬਦਲ ਜਾਣਾ ਹੰਕਾਰ ਬਣ ਜਾਣਾ ਕੀ ਫਾਇਦਾ ਹੋਇਆ ਉਹਦਾ ਫਾਇਦਾ ਕੀ ਹੋਇਆ ਹੋਇਆ ਕੁਝ ਫਾਇਦਾ ਜਿਹੜੀਆਂ ਚੀਜ਼ਾਂ ਨੇ ਰੋਗ ਸੀ ਉਹਨਾਂ ਨੂੰ ਉਪਲਬਧੀਆਂ ਮੰਨਿਆ ਹੋਇਆ ਉਹਨਾਂ ਨੇ ਤਾਂ ਗਿਆ ਪੰਡਿਆ ਕਵਣ ਕੁਮਤ ਤੁਮ ਲੱਗੇ ਹੁਣ ਸਮਝ ਆਉ ਤੁਹਾਨੂੰ ਇਹ ਪੰਕਤੀ ਦੀ ਹੁਣ ਸਮਝ ਆਉ ਵੀ ਕੀ ਕੁਮਤ ਸੀ ਮਿੱਠੇ ਦਹੀਂ ਹਾਂ ਜੇ ਉਹਦਾ ਪ੍ਰਾਪਤੀ ਵੀ ਹੈ ਹੰਕਾਰ ਹੈ ਉਹਦੀ ਪ੍ਰਾਪਤੀ ਹਉਮੈ ਦਾ ਰੋਗ ਵੱਧ ਗਿਆ ਪਾਠ ਪੜੇ ਬੇਨ ਵਿਚਾਰੇ ਹਉਮੈ ਵੱਧ ਗਈ ਹੋਮੇ ਦਾ ਕੋਈ ਇਲਾਜ ਨਹੀਂ ਹੈ ਕੁਝ ਵੀ ਇਲਾਜ ਨਹੀਂ ਹੋਮੇ ਦਾ ਜਿੰਨੀਆਂ ਸੰਸਾਰ ਦੀਆਂ ਮੱਤਾਂ ਨੇ ਸਭ ਹੋਮੇ ਪੈਦਾ ਕਰਦੀਆਂ ਨੇ ਹੋਮੇ ਦਾ ਇਲਾਜ ਕੋਈ ਨਹੀਂ ਕਰ ਰਹੀ ਹੋਮੇ ਦਾ ਇਲਾਜ ਨਾਮ ਬਣੀ ਸਿੱਧਾ ਕਰ ਰਿਹਾ ਹੋਮੇ ਨੋਵੇ ਨਾਲ ਵਿਰੋਧ ਹੈ ਨਾਮ ਤਾਂ ਉੱਥੇ ਵੱਡਦਾ ਹੀ ਨਹੀਂ ਜਾ ਕੇ ਜਿੱਥੇ ਹੋਵੇ ਪਹਿਲਾ ਹੋਮੇ ਜਾਵੇ ਹੋਵੇ ਕਿੱਥੋਂ ਉਪਜਾ ਕਿਤ ਸੰਜਮੇ ਜਾਏ ਜਾਊਗੀ ਕਿਵੇਂ ਜਿੱਥੋਂ ਪੈਦਾ ਹੁੰਦੀ ਹੈ ਉਹ ਚੀਜ਼ ਦੀ ਉਹ ਘਟਾਈ ਜਾਵੇ ਉਹ ਸ਼ਕਤੀ ਘਟਾਈ ਜਾਵੇ ਜਿਹਦੇ ਚ ਹੋਮੇ ਪੈਦਾ ਹੁੰਦੀ ਸਮਝ ਲੱਗੀ ਗੱਲ ਦੀ ਹਉਮੈ ਕਿੱਥੋਂ ਪੈਦਾ ਹੁੰਦੀ ਹੈ ਹਉਮੈ ਹੁੰਦੀ ਹੈ ਪਰਮ ਚੋਂ ਪੈਦਾ ਪਰਮ ਦਾ ਪਹਿਲਾਂ ਨਾਸ਼ ਕੀਤਾ ਜਾਵੇ ਇੱਕ ਗੱਲ ਦੂਜੀ ਗੱਲ ਵਡਿਆਈ ਕੀਤੀ ਜਾਵੇ ਜਿਹੜਾ ਆਪ ਤੋਂ ਵੱਡਾ ਹੈ ਉਹਨੂੰ ਵੱਡਾ ਮੰਨਿਆ ਜਾਵੇ ਆਪ ਤੋਂ ਵੱਡੇ ਨੂੰ ਅਸੀਂ ਵੱਡਾ ਨਹੀਂ ਮੰਨਦੇ ਵੱਡਾ ਭਾਵੇਂ ਹੋਵੇ ਪਰ ਅਸੀਂ ਨਹੀਂ ਮੰਨਦੇ ਅਸੀਂ ਕਹਿੰਦੇ ਮੇਰੇ ਤੋਂ ਵੱਡਾ ਕੋਈ ਨਹੀਂ ਜਿਹੜਾ ਆਪ ਤੋਂ ਵੱਡਾ ਉਹਨੂੰ ਵੱਡਾ ਮੰਨਣਾ ਚਾਹੀਦਾ ਜਦ ਵੱਡੇ ਨੂੰ ਵੱਡਾ ਮੰਨਣਾ ਚਾਹੀਦਾ ਉਹਦੀ ਵਡਿਆਈ ਕਰੂਗਾ ਤਾਂ ਹੰਕਾਰ ਆਪਣੇ ਆਪ ਥੱਲੇ ਹੋ ਜਾਊਗਾ ਫਿਰ ਇਹਨੂੰ ਹੌਲੀ ਹੌਲੀ ਪਤਾ ਲੱਗੂ ਵੀ ਤੇਰੇ 'ਚ ਕਿੰਨੇ ਗੁਣ ਨੇ ਉਹਦੇ ਨਾਲ ਮੁਕਾਬਲਾ ਕਰ ਲੈ ਇਮਾਨਦਾਰੀ ਨਾਲ ਜੇ ਮੁਕਾਬਲਾ ਕਰੂਗਾ ਤਾਂ ਫਿਰ ਪਤਾ ਲੱਗੂ ਸਭ ਗੁਣ ਤੇਰੇ ਮੈਂ ਨਹੀਂ ਕੋਈ ਜੇ ਮੇਰੇ 'ਚ ਕੋਈ ਗੁਣੇ ਨਹੀਂ ਤਾਂ ਹੰਕਾਰ ਵੀ ਕੋਈ ਕਹਦਾ ਰਹੇਗਾ ਫਿਰ ਹੰਕਾਰ ਦਾ ਨਾਸ ਹੋਏ ਤੇ ਬਾਅਦ ਨਾਮ ਦੀ ਗੱਲ ਆਉਣੀ ਹੈ ਪਹਿਲਾਂ ਨਾਮ ਦੀ ਗੱਲ ਨਹੀਂ ਹੈ ਜਿਹੜਾ ਪਹਿਲਾ ਨਾਮ ਹੈ ਨਾ ਜਿਹਨੂੰ ਗੁਰਬਾਣੀ ਚ ਨਾਮ ਸਮਾਇਆ ਅਸਲ ਚੋ ਗਿਆਨ ਹੈ ਨਾਮ ਨਹੀਂ ਹੈ ਨਾਮ ਦੋ ਪ੍ਰਕਾਰ ਦਾ ਰ ਪਹਿਲਾ ਨਾਮ ਦਾ ਗਿਆਨ ਹੈ ਉਹਨੂੰ ਨਾਮ ਕਿਉਂ ਕਹਿੰਦੇ ਹੁਣ ਸਵਾਲ ਹੈ ਇੱਕ ਖਾਸ ਕਿਸਮ ਦਾ ਗਿਆਨ ਹੈ ਜਿਹਨੂੰ ਅਸੀਂ ਨਾਮ ਕਹਿੰਦੇ ਹਾਂ ਬਾਕੀ ਸਾਰੀ ਦੁਨੀਆ ਦੇ ਗਿਆਨ ਨੂੰ ਗਿਆਨ ਕਹਿੰਦੇ ਜੋ ਸੰਸਾਰ ਦਾ ਮੈਟਰ ਦਾ ਮਾਇਆ ਦਾ ਗਿਆਨ ਹੈ ਨਾ ਜਿੰਨਾ ਵੀ ਹੈ ਉਹਨੂੰ ਅਸੀਂ ਗਿਆਨ ਕਹਿੰਦੇ ਪਰ ਜਿਹੜਾ ਨਿਰਾਕਾਰ ਵਸਤੂ ਹੈ ਤਤ ਵਸਤੂ ਉਹਦੀ ਸੋਚੀ ਹੈ ਉਹਨੂੰ ਅਸੀਂ ਨਾਮ ਕਹਿੰਦੇ ਜੀ ਤੋਂ ਸਾਨੂੰ ਹੁਕਮ ਦੀ ਸਮਝ ਆਉਂਦੀ ਹੈ ਨਾ ਉਹਨੂੰ ਅਸੀਂ ਨਾਮ ਕਹਿੰਦੇ ਨੇ ਉਹ ਗਿਆਨ ਨੂੰ ਨਾਮ ਕਹਿੰਦੇ ਆ ਗੁਰ ਗਿਆਨ ਪਦਾਰਥ ਨਾਮ ਹੈ ਗੁਰਬਾਣੀ ਜੋ ਹੁਕਮ ਦੀ ਉਹ ਵਡਿਆਈ ਦੱਸੀ ਹੋਈ ਹੈ ਨਾ ਹੁਕਮ ਦੀ ਜਿਹੜੀ ਵਡਿਆਈ ਹੈ ਜਿਹੜਾ ਗਿਆਨ ਗੁਰੂਆਂ ਨੇ ਸਾਨੂੰ ਦਿੱਤਾ ਹੈ ਹੁਕਮ ਨਾਲ ਕੀ ਹੁੰਦਾ ਹੈ ਪੈ ਵਿੱਚ ਪਾਉਣ ਵਾਹ ਸਦਭਾਵ ਕਹਿੰਦੇ ਹੁਕਮ ਦੇ ਅੰਡਰ ਹਵਾ ਚੱਲਦੀ ਹੈ ਜਦੋਂ ਮਰਜ਼ੀ ਚਲਾ ਦੇ ਪੈ ਵਿੱਚ ਚੱਲੇ ਲੱਖ ਦਰਿਆ ਪੈ ਵਿੱਚ ਅਗਨ ਕੱਢੇ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਇਹ ਹੁਕਮ ਦੀ ਸ਼ਕਤੀ ਹੈ ਇਹ ਹੁਕਮ ਦੀ ਸ਼ਕਤੀ ਹੈ ਕਹਿੰਦੇ ਸਭ ਕੁਝ ਬਣਾਇਆ ਜੋ ਪਰਮੇਸ਼ਰ ਨੇ ਉਹਦੇ ਪੈ ਚ ਹੈ ਸਭ ਕੁਝ ਉਹ ਇਹਦਾ ਜੜ ਉਹਦੇ ਪੈ ਚ ਨੇ ਤੂੰ ਚੇਤਨ ਹੋ ਕੇ ਉਹਦੇ ਪੈ ਚ ਕਿਉਂ ਨਹੀਂ ਰਹਿੰਦਾ ਗੱਲ ਆ ਹੈ ਉਹ ਜੜ ਵਸਤੂਆਂ ਜਿਹੜੀਆਂ ਉਹਨੇ ਬਣਾਈਆਂ ਨੇ ਉਹਦੇ ਪੈਚ ਨੇ ਤੂੰ ਕਿਉਂ ਨਹੀਂ ਪੈਜ ਰਹਿੰਦਾ ਪੈਜ ਚੱਲਣ ਦੇ ਵਿੱਚ ਸੁੱਖ ਹੈ ਪੈ ਤੋਂ ਬਾਹਰ ਨਿਕਲਣ ਵਿੱਚ ਦੁੱਖ ਹੈ ਪੈਜ ਚੱਲਣ ਵਿੱਚ ਸੁੱਖ ਹੈ ਸਗਲਾ ਪਾਉ ਲਿਖਿਆ ਅਸਰ ਲੇਖ ਨਾਨਕ ਨਿਰਪਉ ਨਿਰੰਕਾਰ ਸੱਚ ਏਕ ਜਾਂ ਸੱਚ ਹੈ ਫਿਰ ਪੈ ਨਹੀਂ ਸਤ ਸਰੂਪ ਹੋ ਗਿਆ ਇੱਕ ਹੋ ਗਿਆ ਫਿਰ ਇਹਨੂੰ ਕੋਈ ਭੈ ਨਹੀਂ ਰਿਹਾ ਭੈ ਤੇ ਨਿਰਭਉ ਹੋਏ ਬਸਨ ਫਿਰ ਮਨ ਬਸਦਾ ਜਦ ਇਹਨੂੰ ਇੰਨਾ ਗਿਆਨ ਹੋ ਜਾਂਦਾ ਹੈ ਭੈ ਤੋਂ ਨਿਰਭਉ ਹੋਏ ਬਸਨ ਉਹ ਤੋਂ ਪਹਿਲਾਂ ਨਾਮ ਤੋਂ ਬਿਨਾ ਇਹਨੇ ਗਿਆਨ ਤੋਂ ਬਿਨਾ ਮਨ ਟਿਕਦਾ ਨਹੀਂ ਜਦ ਮਨ ਟਿਕ ਜਾਂਦਾ ਹੈ ਇਹ ਜਿਹੜਾ ਨਾਮ ਗਿਆਨ ਹੈ ਮਨ ਨੂੰ ਟਿਕਾਉਣ ਵਾਲਾ ਹੈ ਸਿਰਫ ਟਿਕਾਉਣ ਵਾਲਾ ਇਹ ਗਿਆਨ ਟਿਕਾਉਣ ਵਾਲਾ ਨਾਮ ਟਿਕਾਉਣ ਵਾਲਾ ਹੀ ਹੈ ਇਹ ਗਿਆਨ ਗਿਆਨ ਦਾ ਵੱਧਾ ਇਹ ਨਾਮ ਗਿਆਨ ਨੂੰ ਕਹਿੰਦੇ ਇਹ ਸਾਡੇ ਕੰਨਾਂ ਦਾ ਵੀ ਇਹ ਜਲੋੜ ਹੈ ਸੁਣਨ ਦੀ ਗੁਰਬਾਣੀ ਸੁਣਾਂਗੇ ਬੁੱਧੀ ਦੀ ਵੀ ਲੋੜ ਹੈ ਦਿਮਾਗ ਦੀ ਵੀ ਲੋੜ ਹੈ ਮਨ ਚਿੱਤ ਇੱਕ ਹੋ ਕੇ ਸੁਣਾਂਗੇ ਜੋ ਪੂਰੇ ਵਿਚਾਰਾਂਗੇ ਸੰਗਤ ਦੀ ਵੀ ਲੋੜ ਹੈ ਵਿਚਾਰਨ ਨੂੰ ਇੱਕ ਕਰਕ 11 ਜਿਆਦਾ ਬੈਠ ਕੇ ਵਿਚਾਰ ਲਓ ਇੱਥੇ ਤੱਕ ਪਹੁੰਚਣ ਵਾਸਤੇ ਸਾਨੂੰ ਬਾਹਰ ਦੀ ਲੋੜ ਹੈ ਪਰ ਜਦ ਮਨ ਟਿਕ ਗਿਆ ਜਿਹੜਾ ਦੂਆ ਨਾਮ ਹੈ ਨਾ ਉਹ ਜਪੀ ਦਾ ਨਹੀਂ ਹੁੰਦਾ ਉਹ ਜਪਣ ਵਾਲਾ ਨਹੀਂ ਹੈ ਉਹਦਾ ਹੈ ਉਹਦੀ ਤਾਂ ਜਬ ਤਾਂ ਲਿਆ ਸਮਝਦਾ ਲਿਆ ਉਹ ਸਮਝਦਾ ਲਿਆ ਉਹ ਜਬ ਤਾਂ ਲਿਆ ਪਤਾ ਤਾਂ ਲੱਗ ਗਿਆ ਉਹਦਾ ਮੈਨੂੰ ਉਹ ਤਾਂ ਇਹਦੇ ਵਿੱਚੋਂ ਹੀ ਪ੍ਰਗਟ ਹੋਣਾ ਜਿਹੜਾ ਦਾਣਾ ਜਦ ਇੱਕ ਹੋ ਗਿਆ ਜਿਹੜਾ ਬੂਟਾ ਬਣਨਾ ਕਿੱਥੋਂ ਬਣਨਾ ਵਿੱਚੋਂ ਹੀ ਬਣਨਾ ਉਹਦੇ ਉਹ ਨਾਮ ਦਾ ਦੇ ਅੰਦਰੋਂ ਹੀ ਪ੍ਰਗਟ ਹੋਣਾ ਇਹਨੇ ਆਪੇ ਨਾਮ ਰੂਪ ਬਣ ਜਾਣਾ ਉਹਦਾ ਫਿਰ ਰੂਪ ਹੈ ਫਿਰ ਉਹ ਨਾਮ ਦੀ ਤਾਂ ਆਰਾਧਨਾ ਹੁੰਦੀ ਹੈ ਜਾਂ ਐ ਕਹਿ ਲੋ ਉਹ ਨਾਮ ਜਿਹੜਾ ਹੈਗਾ ਇਹ ਜਿਹੜਾ ਹੁੰਦਾ ਨਾ ਇੱਕ ਹੋਇਆ ਹੋਇਆ ਗਿਆਨ ਦਾ ਬੱਧਾ ਮੰਨ ਰਹੇ ਇਹ ਮਿਰਤੀ ਦੀ ਉਪਰ ਹੈ ਸ਼ਬਦ ਮਰੈ ਇਹ ਮਰਿਆ ਹੋਇਆ ਇਹ ਮਾਰਨ ਵਾਲਾ ਗਿਆਨ ਹੈ ਮਾਰਨ ਵਾਲਾ ਮਾਰਨ ਵਾਲਾ ਕੀ ਆਪਣੀ ਮਰਜ਼ੀ ਮਾਰੀ ਹੈ ਮਰਜ਼ੀ ਛੱਡਤੀ ਇਹਨੇ ਆਪਣੀ ਸਾਡਾ ਪਾਣਾ ਮਰਜ਼ੀ ਗੁਰ ਕਾ ਪਾਣਾ ਇਹ ਦੋਹਾਂ ਦਾ ਟਕਰਾਅ ਹੈ ਗੁਰ ਪਾਣੇ ਦੇ ਅੱਗੇ ਆਪਣੇ ਪਾਣੇ ਨੂੰ ਸਰੈਂਡਰ ਕਰ ਦੇ ਮੇਰਾ ਮੇਰੀ ਇੱਛਾ ਕੋਈ ਨਹੀਂ ਜੇ ਕੋਈ ਇੱਛਾ ਨਹੀਂ ਮਰਿਆ ਹੋਈ ਹੈ ਬਸ ਫਿਰ ਉਹ ਮਰਿਆ ਹੈ ਕਹਿੰਦੇ ਨੇ ਅਸੀਂ ਮਨ ਮਾਰ ਲਿਆ ਨਾ ਕਹਿੰਦਾ ਮਨ ਮਾਰੇ ਬਿਨਾ ਭਾਈ ਪੜਾਈ ਨਹੀਂ ਹੁੰਦੀ ਮਨ ਮਾਰੇ ਬਿਨਾ ਵਹਿ ਨਹੀਂ ਹੁੰਦਾ ਕੰਮ ਨਹੀਂ ਹੁੰਦਾ ਮਨ ਮਾਰ ਕੇ ਹੁੰਦਾ ਨਾ ਕੰਮ ਮਨ ਨੂੰ ਸਮਝਾਉਣਾ ਹੀ ਮਾਰਨਾ ਸਮਝਾਉਣਾ ਵੀ ਮਾਰਨਾ ਮਾਰਨਾ ਹੁਣ ਲਫ਼ਜ਼ ਵਰਤ ਲਿਆ ਸੀ ਉਹਦੀ ਮਰਜ਼ੀ ਮੰਦੀ ਜਦੋਂ ਨਹੀਂ ਰਹਿੰਦੀ ਤਾਂ ਮਨ ਮਰਿਆ ਹੋਇਆ ਬਣਿਆ ਜਾਂਦਾ ਫਿਰ ਇਹਨੇ ਜਦ ਫਿਰ ਇਹ ਆਰਾਧਨਾ ਕਰਦਾ ਨਾਮ ਦੀ ਆਰਾਧਨਾ ਆਰਾਧਨ ਨੇਕਾ ਹਰ ਹਰ ਨਾਮ ਉਸ ਨਾਮ ਦੀ ਆਰਾਧਨਾ ਉਹ ਬੁੱਧੀ ਤੋਂ ਪਰੇ ਹੈ ਬੁੱਧੀ ਤੇ ਅੰਦਰਲਾ ਜਪੀਦਾ ਹੁੰਦਾ ਬੁੱਧੀ ਗਿਆਨ ਜਪ ਸਕਦੀ ਹੈ ਨਾਮ ਨਹੀਂ ਜਪ ਸਕਦੀ ਬੁੱਧੀ ਗਿਆਨ ਜਪ ਸਕਦੀ ਹੈ ਤਾਂ ਹੀ ਕਹ ਐਸਾ ਗਿਆਨ ਜਪੋ ਮਨ ਮੇਰੇ ਗਿਆਨ ਸਿਰਫ ਜਪਣ ਦਾ ਜਪਣ ਦਾ ਨਾ ਸਮਝਣਾ ਜਪਣ ਦਾ ਜੋ ਸਾਡਾ ਸਮਝ ਸਕਦੇ ਆ ਉਹ ਗਿਆਨ ਜਿਹਨੂੰ ਅਸੀਂ ਸਮਝੇ ਨਹੀਂ ਸਕਦੇ ਤੁਰਕੀ ਬਾਣੀ ਹੈ ਬਿਨਾਂ ਕੰਨਾਂ ਤੋਂ ਸੁਣਨ ਵਾਲੀ ਹੈ ਹੁਣ ਕਹੇ ਜੀ ਹੈ ਜਾਂ ਸੁਣੂਗੀ ਆਪੇ ਪਤਾ ਲੱਗ ਜੂਗਾ ਉਹਦਾ ਭਰਮ ਬਣਿਆ ਰਹਿੰਦਾ ਹੈ ਸੰਸਾਰ ਦਾ ਭਰਮ ਦੂਰ ਕਰਦੀ ਹੈ ਬਾਣੀ ਤਿੰਨ ਲੋਕ ਦਾ ਭਰਮ ਦੂਰ ਕਰਦੀ ਹੈ ਬਾਣੀ ਗੁਰਬਾਣੀ ਗੁਰਬਾਣੀ ਇਹ ਜਿਹੜੀ ਗੁਰਬਾਣੀ ਹੈ ਇਹਨੂੰ ਬਾਣੀ ਵੀ ਅਸੀਂ ਕਹਿ ਦਿੰਦੇ ਆ ਇਹ ਤਿੰਨ ਲੋਕ ਦਾ ਹੀ ਭਰਮ ਦੂਰ ਕਰਦੀ ਹੈ ਨਾਮ ਤਾਂ ਚੌਥੇ ਲੋਕ ਚ ਹੁੰਦਾ ਸੱਚਖੰਡ ਚ ਹੁਕਮ ਹੈ ਜਿਹੜਾ ਹੁਕਮ ਦਾ ਭਰਮ ਨਹੀਂ ਦੂਰ ਕਰਦੀ ਇਹ ਹੁਕਮ ਦਾ ਜਦ ਅੰਦਰ ਪ੍ਰਗਟ ਹੁੰਦਾ ਇਹ ਪਤਾ ਲੱਗਦਾ ਵੀ ਆਹ ਹੈ ਤਾਹੀ ਕਬੀਰ ਕਹਿੰਦੇ ਨੇ ਨਾ ਕਹਿੰਦੇ ਚਰਨ ਕਮਲ ਕੀ ਮੌਜ ਕੋ ਜਦ ਹੁਕਮ ਪ੍ਰਗਟ ਹੁੰਦਾ ਨਾ ਜਾਂ ਉਹਦੇ ਉਹਦੀ ਛਤਰ ਛਾਇਆ 'ਚ ਬਹਿਦੇ ਆ ਬੈਠਾ ਹੋਵੇ ਕੋਈ ਉਹਦੇ ਨਾਲ ਜੁੜ ਕੇ ਸੁਰਤ ਸ਼ਬਦ ਨਾਲ ਜੁੜ ਜਵੇ ਕਹੋ ਕੈਸੋ ਅਨੁਮਾਨ ਹੁਣ ਕੀ ਦੱਸਾਂ ਮੈਂ ਉਹਦੀ ਗੱਲ ਤੁਹਾਨੂੰ ਗੱਲ ਚੌਥੇ ਲੋਕ ਦੀ ਹੈ ਤੁਸੀਂ ਤਿੰਨ ਲੋਕ 'ਚ ਖੜੇ ਹੋ ਕਹਿਵੇ ਕੋ ਸੋਭਾ ਨਹੀਂ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਦੱਸਾਂ ਅਗਲਾ ਕਹੂਗਾ ਕਿੱਡੀਆਂ ਗੱਪਾਂ ਮਾਰਦਾ ਆਪਣੇ ਆਪ ਨੂੰ ਕੀ ਸਮਝਦਾ ਹੈ ਮੈਂ ਹੁਣ ਦੱਸਣਾ ਮੇਰਾ ਜੀ ਨਹੀਂ ਕਰਦਾ ਦੱਸਣ ਦੇਖਾ ਹੀ ਤੇ ਹੀ ਪਰਵਾਹ ਵਾ ਜਿਹੜਾ ਭਾਈ ਦੇਖੂਗਾ ਨਾ ਉਹੀ ਮੰਨੂਗਾ ਇਸ ਗੱਲ ਨੂੰ ਜੇ ਮੈਂ ਕਹਾਂ ਵੀ ਤਾਂ ਤੁਸੀਂ ਮੰਨਣੀ ਨਹੀਂ ਇਹ ਗੱਲ ਮੰਨਣ ਵਾਲੀ ਹੈ ਨਹੀਂ ਤਿੰਨ ਲੋਕ ਸਾਡੇ ਸਾਹਮਣੇ ਨੇ ਤਿੰਨ ਲੋਕ ਦੀ ਗੱਲ ਕਹੀ ਅਸੀਂ ਮੰਨ ਸਕਦੇ ਹਾਂ ਤਿੰਨ ਲੋਕ ਸਾਹਮਣੇ ਨੇ ਸਾਡੇ ਸੰਸਾਰ ਸਾਡੇ ਸਾਹਮਣੇ ਸੰਸਾਰ ਨੂੰ ਸਮਝਾਇਆ ਜਾ ਸਕਦਾ ਹੈ ਸੰਸਾਰ ਸਮਝਾਇਆ ਹੋਇਆ ਇਹਦੇ ਵਾਸਤੇ ਔਰ ਜਿਹੜਾ ਜੀਵ ਆਤਮਾ ਵੀ ਸੰਸਾਰ ਦੇ ਵਿੱਚ ਹੈ ਸੰਸਾਰ ਦਾ ਹਿੱਸਾ ਜੀਵ ਆਤਮਾ ਸੰਸਾਰ ਜੀਵ ਆਤਮਾ ਦੇ ਨਾਲ ਹੀ ਹੈ ਸੰਸਾਰੀ ਜੀਵ ਨਹੀਂ ਹਨ ਭਗਤਾਂ ਦੇ ਸੰਸਾਰੀਆਂ ਭਗਤ ਵੀ ਵਿਚੇ ਨੇ ਅਜੇ ਜਿਹੜੇ ਬੋਲਦੇ ਨੇ ਪਰ ਵਿੱਚ ਹੁੰਦੇ ਹੋਏ ਵੀ ਵਿੱਚ ਨਹੀਂ ਹਨ ਸੰਸਾਰ ਦੇ ਇੰਨਾ ਹੀ ਫਰਕ ਹੈ ਨਾ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨੇ ਜਾਣੋ ਮਾਨਸ ਦੇ ਭਾਵੇਂ ਉਹ ਮਾਨਸ ਹੀ ਦੇ ਵਿੱਚ ਵੀ ਹੈ ਪਰ ਉਹ ਇਸ ਤਰੀਕੇ ਨਾਲ ਮਾਨਸ ਹੀ ਚ ਨਹੀਂ ਜਿਹੇ ਜੇ ਸੰਸਾਰੀ ਆਦਮੀ ਜਿਵੇਂ ਹੁੰਦੇ ਨੇ ਉਹ ਮਾਨਸ ਹੀ ਦੇ ਅਧੀਨ ਨਹੀਂ ਮਾਨਸ ਹੀ ਉਹਦੇ ਅਧੀਨ ਹੈ ਕੋਈ ਸਰੀਰ ਦੇ ਅਧੀਨ ਹੈ ਕਿਸੇ ਦੇ ਸਰੀਰ ਅਧੀਨ ਜਿਹੜਾ ਸਰੀਰ ਵਾਸਤੇ ਭੱਜਿਆ ਫਿਰਦਾ ਸਾਰਾ ਦਿਨ ਸਰੀਰ ਦੀ ਚਿੰਤਾ ਹੈ ਉਹਦਾ ਸਰੀਰ ਦੇ ਅਧੀਨ ਆਪਣੇ ਸਰੀਰ ਦੇ ਆਪਣੇ ਪੁੱਤ ਪੋਤਿਆਂ ਦੇ ਸਰੀਰ ਦੇ ਆਪਣੇ ਰਿਸ਼ਤੇਦਾਰਾਂ ਦੇ ਸਰੀਰ ਦੇ ਆਪਣੀ ਸੰਗਤ ਦੇ ਸਰੀਰ ਦੇ ਆਪਣੇ ਚੇਲਿਆਂ ਦੇ ਸਰੀਰ ਦੇ ਇਹ ਆਪਣੀ ਪਾਰਟੀ ਦੇ ਸਰੀਰ ਦੇ ਦੀ ਚਿੰਤਾ ਜਿਹਨੂੰ ਉਹ ਬੰਦਾ ਸੰਸਾਰੀ ਹੈ ਉਹ ਸਰੀਰ ਦੇ ਅਧੀਨ ਹੈ ਮਾਇਆ ਦੇ ਅਧੀਨ ਹੈ ਚੇਰੀ ਕੀ ਸੇਵਾ ਕਰੇ ਉਹ ਸੇਵਾ ਸਰੀਰ ਦੀ ਕਰਦਾ ਸਰੀਰ ਤਾਂ ਸਾਡੀ ਆਗਿਆ 'ਚ ਇਹਦੀ ਸੇਵਾ ਕਰਦਾ ਇਹ ਤਾਂ ਸਾਡੀ ਸੇਵਾ ਵਾਸਤੇ ਦਿੱਤਾ ਸੀਗਾ ਕਿ ਸਾਨੂੰ ਦਿੱਤਾ ਸੀ ਸਾਡੀ ਸੇਵਾ ਵਾਸਤੇ ਕਿ ਤੁਸੀਂ ਤਰੱਕੀ ਕਰਕੇ ਸੱਚਖੰਡ ਆ ਜਾਓ ਸਕੂਟਰ ਜਾਂ ਕਾਰ ਸਾਡੀ ਸੇਵਾ ਵਾਸਤੇ ਅਸੀਂ ਉਹਦੇ ਸੇਵਾ ਵਾਸਤੇ ਤੁਰ ਕੇ ਜਾਣਾ ਅਸੀਂ ਹੁਣ ਉਹਨੂੰ ਚੱਕ ਕੇ ਜਾਣਾ ਕਿ ਤੁਸੀਂ ਉਹਦੇ ਬਹਿ ਕੇ ਜਾਣਾ ਜੇ ਤੋਦੀ ਸੇਵਾ ਕਰਨੀ ਫਿਰ ਤਾਂ ਉਹਨੂੰ ਚੱਕੀ ਫਿਰੋ ਜੋ ਤੁਸੀਂ ਵਾਲੇ ਨੇ ਤਾਂ ਸਵਾਰੀ ਕਰੋ ਜਿਹੜੇ ਸਰੀਰ ਦੇ ਦੀਨ ਨੇ ਉਹਨਾਂ ਨੂੰ ਸਰੀਰ ਦੀ ਚਿੰਤਾ ਸਰੀਰ ਚੱਕਿਆ ਹੋਇਆ ਉਹਨਾਂ ਨੇ ਆਪਣੇ ਸਿਰ ਤੇ ਜਿਹੜੇ ਸਰੀਰ ਦੇ ਅਧੀਨ ਨਹੀਂ ਹਨ ਉਹ ਸਰੀਰ ਦੇ ਉੱਤੇ ਸਵਾਰੀ ਕਰਕੇ ਕੰਮ ਕਰਦੇ ਨੇ ਉਹਨਾਂ ਨੂੰ ਸਰੀਰ ਨੇ ਚੱਕਿਆ ਹੋਇਆ ਤੇਲ ਪਾਣੀ ਜ਼ਰੂਰ ਪਾਉਣਾ ਪਊਗਾ ਜੇ ਤੁਸੀਂ ਸਕੂਟਰ ਚੱਕ ਕੇ ਲਿਜਾਉਣਾ ਤੇਲ ਪਾਣੀ ਦੀ ਲੋੜ ਨਹੀਂ ਅਰੇ ਤੇਲ ਪਾਣੀ ਫਿਰ ਵੀ ਮੰਗਦਾ ਜਿਹੜੇ ਸਰੀਰ ਦੇ ਅਧੀਨ ਜਿਉਂਦੇ ਨੇ ਉਹਨਾਂ ਕਿਹਾ ਮਾਇਆ ਕੇ ਦੇਵਾਨੇ ਪ੍ਰਾਣੀ ਝੂਠ ਢਗੋਰੀ ਉਹ ਮਾਇਆ ਦੇ دیਵਾਨੇ ਸੱਚ ਦੇ دیਵਾਨੇ ਨਹੀਂ ਹੈ ਝੂਠ ਦੇ دیਵਾਨੇ ਝੂਠ ਠਗੌਰੀ ਭਾਈ ਝੂਠ ਦੀ ਠਗੌਰੀ ਦੇ ਵਿੱਚ ਠੱਗੇ ਗਏ ਉਹਨਾਂ ਨੂੰ ਦੁਨੀਆ ਦਾ ਫਿਕਰ ਹੈ ਸੰਸਾਰ ਦਾ ਫਿਕਰ ਹੈ ਪਰ ਭਗਤਾਂ ਨੂੰ ਆਪਣਾ ਫਿਕਰ ਹੈ ਸਭਨਾ ਆਪੋ ਆਪਣੀ ਮੈਂ ਆਪਣੀ ਉਹ ਸਰੀਰ ਦੀ ਨਹੀਂ ਉਹਨਾਂ ਨੂੰ ਚਿੰਤਾ ਕਿਉਂਕਿ ਸਰੀਰ ਦੀ ਚਿੰਤਾ ਤਾਂ ਪਰਮੇਸ਼ਰ ਨੂੰ ਹੈ ਜਿਹਨੇ ਪੈਦਾ ਕੀਤਾ ਅਸਲ 'ਚ ਗੱਲ ਇਹ ਹੈ ਜਾਂ ਮੇਰਾ ਹੈ ਹੀ ਨਹੀਂ ਮੈਨੂੰ ਕਾਹਦੀ ਚਿੰਤਾ ਜਿੰਨਾ ਚਿਰ ਵਾਸਤੇ ਉਹਨੇ ਦਿੱਤਾ ਉਹਨਾਂ ਚਿਰ ਵਾਸਤੇ ਸਹੀ ਸਲਾਮਤ ਰੱਖਣਾ ਉਹਦੀ ਡਿਊਟੀ ਹੈ ਇਹ ਬਿਲਕੁਲ ਸਾਡਾ ਭਰਮ ਹੈ ਵੀ ਮੇਰੀ ਡਿਊਟੀ ਹੈ ਮੇਰੀ ਡਿਊਟੀ ਕਿਸੇ ਹੱਦ ਤੱਕ ਹੈ ਪੂਰੇ ਦੇ ਕਾਰ ਆਉਂਦੀ ਹੈ ਪਾਸੇ ਹੋਣਾ ਇਹ ਗੱਲ ਹੋਰ ਪਾਸੇ ਹੋਰ ਦੀ ਪ੍ਰੇਰਣਾ ਵੀ ਉਹੀ ਦਿੰਦਾ ਅੰਦਰੋਂ ਤਾਂ ਹੀ ਦਿੰਦਾ ਨਾ ਤਾਂ ਹੀ ਪਾਸੇ ਹੁੰਦਾ ਹੈ ਪਾਸੇ ਦੇ ਉਹ ਪਾਸੇ ਕਰਨ ਵਾਲੀ ਸ਼ਕਤੀ ਸਰੀਰ ਨੂੰ ਵੀ ਉਹਦੀ ਉਹ ਸ਼ਕਤੀ ਹੈ ਤੇਰੀ ਨਹੀਂ ਉਹ ਸ਼ਕਤੀ ਵੀ ਉਸੇ ਉਸੇ ਦੀ ਦਿੱਤੀ ਹੋਈ ਹੈ ਬਸ ਇੱਥੇ ਹੀ ਭਰਮ ਹੈ ਸਾਰਾ ਇਹ ਸਭ ਕੁਝ ਸਰੀਰ ਦਾ ਪੂਰਨ ਹੈ ਜਦ ਗਰਭ ਵਿੱਚ ਸੀ ਜਦ ਕਿਨੂੰ ਫਿਕਰ ਸੀ ਭਾਈ ਸਰੀਰ ਦਾ ਪ੍ਰਭਾਵ ਹੈ ਬਿਨ ਸਾਸ ਤੇ ਉੱਤੇ ਸਾਹ ਨਹੀਂ ਸੀ ਉਹਦਾ ਤਾਂ ਤੇਰੀ ਰੱਖਿਆ ਕਰ ਲਈ ਉੱਥੇ ਸੈਲ ਪੱਥਰ ਮੇ ਜੰਤੋ ਪਾਏ ਤਾਂ ਕਾ ਰਿਜਕ ਆਗੇ ਕੀ ਲੋੜ ਸੀ ਇਹਨਾਂ ਗੱਲਾਂ ਲਿਖਣ ਦੀ ਸਰੀਰ ਦਾ ਫਿਕਰੇ ਛੜਾਇਆ ਸੀ ਇਹ ਗੱਲਾਂ ਲਿਖ ਕੇ ਇਹ ਜਿਹੜੀ ਅਸੀਂ ਚਿੰਤਾ ਮੱਲੋ ਮੱਲੀ ਸਿਰ ਤੇ ਰੱਖੀ ਹੋਈ ਹੈ ਸਰਬ ਕੀ ਚਿੰਤਾ ਜਿਸ ਮਨ ਹੈ ਤਿਸ ਤੇ ਵਰਥਾ ਕੋਈ ਨਾ ਹੈ ਇਹਦਾ ਕਹਿਣ ਦਾ ਕੀ ਫਾਇਦਾ ਸੀ ਪਤਾ ਸੀ ਨਾ ਵੀ ਜਿਹੜਾ ਪ੍ਰਚਾਰ ਹੋਇਆ ਹੋਇਆ ਜਿਹੜੀਆਂ ਮੱਤਾਂ ਦਾ ਮਾਇਆ ਧਾਰੀਆਂ ਦੀਆਂ ਦਾ ਇਹਨਾਂ ਨੇ ਜੋੜ ਤੇ ਇਹਦੇ ਨਾਲ ਸਰੀਰ ਨਾਲ ਸਰੀਰ ਨਾਲ ਜੋੜਨ ਵਾਲਾ ਜਿਹੜਾ ਧਰਮ ਹੈ ਉਹਨੂੰ ਕਹਿੰਦੇ ਨੇ ਸਟੇਟ ਧਰਮ ਰਾਜ ਧਰਮ ਰਾਜੇ ਦਾ ਧਰਮ ਵਿਸ਼ਨੂ ਦਾ ਧਰਮ ਆ ਸਰਕਾਰ ਦਾ ਧਰਮ ਹੈ ਇਧਰ ਜੋੜ ਲਓ ਸਰੀਰ ਦਾ ਤਰੱਕੀ ਕਰੋ ਪੜੋ ਲਿਖੋ ਪੈਸੇ ਕਮਾਓ ਟੈਕਸ ਦਿਓ ਇਹ ਤਾਂ ਫਾਇਦਾ ਉਹਨਾਂ ਦਾ ਧਰਮ ਹੈ ਦਰਗਾਹ ਦਾ ਧਰਮ ਉਹ ਕਹਿੰਦੇ ਨੇ ਗਿਆਨ ਕਮਾਓ ਮਾਇਆ ਵਿੱਚ ਉਦਾਸੀ ਰਹੋ ਘਰ ਆਓ ਆਪਣੇ ਵਾਪਸ ਇਹ ਕਹਿੰਦੇ ਨੇ ਇੱਥੇ ਰਹੋ ਇਹ ਕਹਿੰਦੇ ਕਹਿੰਦੀ ਹੈ ਸਰਕਾਰ ਕਹਿੰਦੀ ਹੈ ਵੀ ਤੁਸੀਂ ਮੁਕਤ ਹੋ ਜਾਓ ਉਹ ਆਪਣਾ ਧਰਮ ਉਹਨਾਂ ਦਾ ਅੱਡਾ ਹੈ ਉਹਨਾਂ ਦਾ ਅੱਡਾ ਸਰਕਾਰ ਕਿਸ ਨੂੰ ਕਹਿੰਦੀ ਹੈ ਮੁਕਤ ਹੋ ਜਾਓ ਸਰਕਾਰ ਕਹਿੰਦੀ ਹੈ ਮਾਇਆ ਵਿੱਚ ਉਦਾਸੀ ਹੋ ਜਾਓ ਇਹ ਹੋਰ ਧਰਮ ਹੈ ਹੋਰ ਧਰਮ ਹੈ ਵਿਸ਼ਨੂੰ ਧਰਮ ਹੋਰ ਹੈ ਇਸ ਕਰਕੇ ਨਾਨਕ ਇਹ ਪੰਡਤ ਨੂੰ ਜੇ ਗੱਲ ਕਰਦਾ ਹੈ ਤਾਂ ਇਹ ਕਹਿ ਕੇ ਕਰਦਾ ਪੰਡਿਆ ਕਵਨ ਕੁਮਤ ਤੁਮ ਲਾਗੇ ਬੂਡੋਗੇ ਪਰਿਵਾਰ ਸਕਲ ਸੋ ਨਾਮ ਨੂੰ ਜਪੋ ਉਪਾਗੇ ਪਰ ਪੰਡਤ ਦਾ ਨਾਮ ਜਪਦਾ ਰਾਮ ਰਾਮ ਕਹਿੰਦਾ ਵਾਲਾ ਫੜੀ ਫਿਰਦਾ ਲੋਕਾਂ ਨੂੰ ਦਿੰਦਾ ਵਾਲਾ ਵੈਸ਼ਨੂ ਭਗਤ ਨੇ ਚਾਰ ਵਾਲਾ ਇਕੱਠੀਆਂ ਕਰ ਲਈਆਂ ਉਹਨਾਂ ਨੇ ਵੈਸ਼ਨੂ ਪਿਆ ਤੋਂ ਕਿਆ ਪਿਆ ਵਾਲਾ ਮੇਲੀ ਚਾਰ ਹਿਰਦੇ ਰਾਮ ਰਾਮ ਦਾ ਤੇਰੇ ਹਿਰਦੇ ਚ ਅੰਦਰ ਨਾ ਹੋ ਤੈਨੂੰ ਸਮਝ ਨਹੀਂ ਆਈ ਤੈਨੂੰ ਪਤਾ ਨਹੀਂ ਲੱਗਿਆ ਵੀ ਤੇਰੇ ਅੰਦਰ ਰਾਮ ਹੈ ਇਹ ਜਪਣੀ ਕਿਆ ਹੋਏ ਇਹਦੇ ਨਾਲ ਕੀ ਕਰ ਲੇਗਾ ਤੂੰ ਜਿਹਨੂੰ ਟੋਲਦਾ ਉਹ ਤਾਂ ਅੰਦਰ ਬੈਠਾ ਤੇਰੇ ਮਾਲਾ ਤੇ ਕੀ ਕਰਾਉਣਾ ਅੰਦਰਲੇ ਰਾਮ ਨਾਲ ਸੰਪਰਕ ਕਰਨ ਵਾਸਤੇ ਮਾਲਾ ਦੀ ਕੋਈ ਲੋੜ ਨਹੀਂ ਅੰਦਰਲੇ ਰਾਮ ਨਾਲ ਸੰਪਰਕ ਕਰਨ ਵਾਸਤੇ ਸਮਾਧੀ ਦੀ ਕੋਈ ਲੋੜ ਨਹੀਂ ਅੰਗਲ ਹੈ ਰਾਮ ਨਾਲ ਸੰਪਰਕ ਕਰਨ ਵਾਸਤੇ ਉਹਦੇ ਗਿਆਨ ਦੀ ਲੋੜ ਹੈ ਕਿੱਥੇ ਆ ਕਿਵੇਂ ਮਿਲੂਗਾ ਇਹ ਸੋਝੀ ਦੀ ਲੋੜ ਹੈ ਸੋਝੀ ਪਹਿਲਾਂ ਤਾਂ ਚਿੰਤਾ ਸਰੀਰ ਦੀ ਛੱਡ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ ਇਹ ਸਰੀਰ ਦੀ ਚਿੰਤਾ ਨਹੀਂ ਛੱਡਦਾ ਤਾਂ ਰਾਮ ਰਤਨ ਨਹੀਂ ਮਿਲਣਾ ਸਰੀਰ ਦੀ ਚਿੰਤਾ ਦਾ ਕੰਮ ਜਾਣੇ ਨਹੀਂ ਦਿੰਦੀ ਅੰਦਰ ਸਰੀਰ ਬਾਹਰ ਹੈ ਜਨਤਾ ਇਹਦੀ ਖੁਰਾਕ ਬਾਹਰ ਹੈ ਸਰੀਰ ਬਾਹਰ ਹੈ ਇਹਦੀ ਖੁਰਾਕ ਵੀ ਬਾਹਰ ਹੈ ਬਾਹਰੋਂ ਹੀ ਵੇਲ ਨਹੀਂ ਅੰਦਰ ਕਾ ਜਾਊਗਾ ਹੈ ਰਾਮ ਨੂੰ ਕਦ ਖੋਜੂ ਜਾ ਕੇ ਅੰਦਰੋਂ ਫੁਰਸਤ ਨਹੀਂ ਹੈਗੀ ਬਾਹਰੇ ਕੰਮ ਵਿਗੜਦੇ ਨੇ ਸਾਰੇ ਬਾਹਰੇ ਸਾਰਾ ਕਾਰੋਬਾਰ ਖੜਿਆ ਹੈ ਸ਼ਰਤ ਰੱਖਦੀ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ ਇਹਦੀ ਚਿੰਤਾ ਛੱਡਦੇ ਸਰੀਰ ਦੀ ਇਹ ਚਿੰਤਾ ਨਹੀਂ ਤੈਨੂੰ ਉਧਰ ਜਾਣ ਦਿੰਦੀ ਇਹ ਚਿੰਤਾ ਨਾਲ ਸਰਕਾਰੀ ਧਰਮ ਜੋੜਦਾ ਤੁਹਾਨੂੰ ਬੱਚਿਆਂ ਦੀ ਚਿੰਤਾ ਕਰੋ ਚੰਗੇ ਸਕੂਲਾਂ 'ਚ ਪੜ੍ਹਾਓ ਜੋੜਦਾ ਨਾ ਬਾਹਰ ਵਿਸ਼ਨੂੰ ਧਰਮ ਗੁਰਮਤਿ ਤੇ ਖਿਲਾਫ ਹੈ ਵਿਸ਼ਨੂੰ ਧਰਮ ਦਾ ਝੰਡਾ ਵਰਦਾਰ ਪੰਡਤ ਹੈ ਵਿਸ਼ਨੂੰ ਧਰਮ ਦਾ ਝੰਡਾ ਵਰਦਾਰ ਵਿਦਵਾਨ ਅੱਜ ਦਾ ਅੱਜ ਦਾ ਵਿਦਵਾਨ ਵੀ ਹੋਈ ਅੱਜ ਦੀ ਸਰਕਾਰ ਵੀ ਤਾਂ ਹੀ ਯੂਨੀਵਰਸਿਟੀਆਂ ਬਣਾਈਆਂ ਨੇ ਇਹ ਸਾਰਾ ਹਿੰਦੂ ਮਤ ਵਾਲਾ ਧਰਮ ਹੈ ਜਿਹੜਾ ਯੂਨੀਵਰਸਿਟੀਆਂ 'ਚ ਪ੍ਰਚਾਰ ਹੁੰਦਾ ਹੈ ਇਦੋਂ ਗਾਹਾਂ ਵਿਦਵਾਨ ਨਹੀਂ ਜਾ ਸਕਦਾ ਵਿਦਵਾਨ ਦੀ ਅਪਰੋਚ ਹੀ ਨਹੀਂ ਇਦੋਂ ਗਾਹਾਂ ਜਾਣਦੀ ਉਹਦੀ ਦ੍ਰਿਸ਼ਟੀ ਉਹ ਨਹੀਂ ਇਦੋਂ ਗਾਹਾਂ ਜਾਣਦੀ ਵਿਦਵਾਨ ਦੀ ਹੋਏ ਨਹੀਂ ਸਕਦੀ ਵਿਦਵਾਨ ਦੀ ਦ੍ਰਿਸ਼ਟੀ ਗੁਰਬਾਣੀ ਦੀ ਦ੍ਰਿਸ਼ਟੀ ਇਦੋਂ ਗਾਹਾਂ ਜਿੱਥੇ ਵਿਦਵਾਨ ਅੜਿਆ ਹੋਇਆ ਉਦੋਂ ਗਾਹਾਂ ਗੁਰਬਾਣੀ ਲੈ ਕੇ ਜਾਂਦੀ ਹੈ ਉਹਨੂੰ ਕਹਿੰਦੇ ਨੇ ਖਾਲ ਇਹ ਬੱਕਰੀ ਖਾਲ ਨਹੀਂ ਟੱਪਦੀ ਇੱਕ ਵਾਰ ਖਾਲ ਟੱਪ ਗਈ ਪਿੱਛੇ ਆਉਣਾ ਮੁਸ਼ਕਲ ਹੈ ਨਾ ਪੈਰ ਨਹੀਂ ਨਾ ਪਿਉਂਦੀ ਇਹ ਮੈਂ ਕਹਾਂ ਗੈਰੂ ਕਾ ਬੱਕਰੀ ਦਾ ਖਾਲ ਨਹੀਂ ਟੱਪਦੀ ਉਹ ਕਹਿੰਦਾ ਇਹ ਕੀ ਹੈ ਮੈਂ ਹੁਣ ਤੈਨੂੰ ਮੈਂ ਕੀ ਦੱਸਾਂ ਬੱਕਰੀ ਖਾਲ ਨਹੀਂ ਟੱਪਦੀ ਹੈ ਤੇਰੀ ਸੁਰਤ ਕਹਾਣੀ ਜਾਂਦੀ ਸਰੀਰ ਤੇ ਇਹ ਜਿਹੜਾ ਪਾਣੀ ਦਾ ਬੁਲਬੁਲਾ ਖਾ ਲੈ ਟੱਪ ਜਾ ਕਾਂ ਚਲਾ ਜਾ ਹੈ ਇਹ ਸਰੀਰ ਪਾਣੀ ਹੈ ਨਾ ਸੰਸਾਰ ਪਾਣੀ ਤੋਂ ਪੈਦਾ ਹੈ ਨਾ ਤਿੰਨੇ ਲੋਕ ਟੱਪ ਜਾਈਦਾ ਜਾਂ ਖਾਲ ਟੱਪ ਜਾਈਦਾ ਹੈ ਤੇ ਜਿਹੜੇ ਸੋ ਅਨਪੜ੍ਹ ਸੀ ਉਹਨਾਂ ਦੀ ਗੱਲ ਬਣਾਈ ਹੋਈ ਹੈ ਕਹਿੰਦੇ ਬੱਕਰੀ ਖਾਲ ਨਹੀਂ ਟੱਪਦੀ ਬੱਕਰੀ ਸੁਰਤ ਨੂੰ ਕਹਿੰਦੇ ਨੇ ਖਾਲ ਦੇ ਨਾਲ ਲੋਕਾਂ ਨੂੰ ਕਹਿੰਦੇ ਨੇ ਜਾਂ ਖਾਲ ਟੱਪ ਗਈ ਪਰਲੇ ਪਾਸੇ ਹੈ ਖਾਲ ਦੇ ਕਹੂ ਨਾ ਪਾਰ ਉਤਾਰ ਚਰਾਵਤ ਕੈਸੇ ਖਤਮ ਕੈਸੇ ਖਤਮ ਉਹ ਪਾਰ ਹੈ ਖਾਲ ਤੋਂ ਉਹ ਖਾਲ ਕਹ ਲੋ ਨਦੀ ਕਹ ਲੋ ਤੁਸੀਂ ਜਮਨਾ ਕਹ ਲੋ ਕੁਝ ਵੀ ਕਹ ਲੋ ਇਹ ਉਹ ਤੋਂ ਪਰੇ ਹੈ ਭਾਈ ਸਾਰਾ ਇਹ ਇਹ ਖੁਰਾਕ ਉਦੋਂ ਪਰੇ ਦੀ ਹੈ ਨਿਰਾਕਾਰੀ ਦੁਨੀਆ ਇਹ ਦੁਨੀਆ ਤੋਂ ਪਰੇ ਹੈ ਇਹ ਨਿਰਾਕਾਰੀ ਦੁਨੀਆ ਦੀ ਗੱਲ ਹੈ ਨਿਰਾਕਾਰ ਕੇ ਦੇਸ ਜਾਏ ਤਾਂ ਸੁਖ ਲਹੇ ਮਹਲ ਜੇ ਜਾਊਗਾ ਪਾਰ ਤਾਂ ਹੀ ਸੁਖ ਮਹਲ ਰਹੂ ਇਹਦਾ ਖਾਲ ਡਬਦੀ ਨਹੀਂ ਬੱਕਰੀ ਤਾਂ ਉਹਲੇ ਪਾਸੇ ਖੜੇ ਗੱਲਾਂ ਕਰੀ ਜਾਂਦੇ ਨੇ ਪਰਲੇ ਪਾਸੇ ਦੀਆਂ ਗੱਲਾਂ ਉਰੇ ਖੜੇ ਕਰੀ ਜਾਂਦੇ ਨੇ ਉਹਲੇ ਪਾਸੇ ਪਤਾ ਕੁਝ ਨਹੀਂ ਪਤਾ ਕੁਝ ਨਹੀਂ ਵਿਦਵਾਨ ਜਿਹੜਾ ਹੁੰਦਾ ਹੈ ਵਿਦਿਆ ਵੇਚਦਾ ਹੁੰਦਾ ਹੈ ਵਿਦਵਾਨ ਇਸ ਕਰਕੇ ਕੋਈ ਵੀ ਵਿਦਿਆ ਪੜਦਾ ਹੁੰਦਾ ਹੈ ਪੀ ਐਚ ਡੀ ਕਰਦਾ ਹੁੰਦਾ ਉਹਨੇ ਕੋਈ ਨੌਕਰੀ ਲੈਣੀ ਹੁੰਦੀ ਯੂਨੀਵਰਸਿਟੀ ਦੇ ਵਿੱਚ ਲੈਣੀ ਹੋਵੇ ਕਿ ਕਿਤੇ ਵੀ ਲੈਣੀ ਹੋਵੇ ਕੋਈ ਉਹਦਾ ਲੈਣਾ ਉਹਦੀ ਵਿਦਿਆ ਦਾ ਕਾਰਨ ਉਹਦੇ ਢਿੱਡ ਦੀ ਭੁੱਖ ਹੁੰਦੀ ਹੈ ਉਧਰ ਪੂਰਤੀ ਤੋਂ ਜ਼ਿਆਦਾ ਕੁਝ ਨਹੀਂ ਹੁੰਦਾ ਤੇ ਜਿਹਦਾ ਬੇਸ ਇਹ ਹੈ ਉਧਰ ਪੂਰਤੀ ਉਧਰ ਪੂਰਤੀ ਸਿਰਫ ਰੋਜੀ ਰੋਟੀ ਤੁਸੀਂ ਉਹਦੇ ਧਰਮ ਦੀ ਆਸ ਕਿਵੇਂ ਕਰ ਸਕਦੇ ਹੋ ਧਰਮ ਦੀ ਆਸ ਉਹਦੇ ਕਰਨੀ ਮੂਰਖਤਾਈ ਤੋਂ ਸਿਵਾ ਕੁਝ ਨਹੀਂ ਧਰਮ ਦੀ ਆਸ ਉਹ ਤੋਂ ਕਰੋ ਜਿਹੜਾ ਇਹ ਤੋਂ ਗਾਂ ਲੰਘ ਗਿਆ ਹੁਣ ਬਾਕੀ ਰਹਿ ਗਏ ਡੇਰੇ ਕਬੀਰ ਇਹ ਰਵਦਾਸ ਜਾਂ ਕੋਈ ਵੀ ਭਗਤ ਜਿੰਨੇ ਹੋਏ ਨੇ ਜੇ ਉਹਨਾਂ ਦੇ ਝਾਤ ਮਾਰੀਏ ਪਿੱਛੇ ਜੀਵਨ ਵੱਲ ਕਿਸੇ ਡੇਰੇ ਤੇ ਕੋਈ ਭਗਤ ਨਹੀਂ ਸੀ ਰਹਿੰਦਾ ਸਿਰਫ ਇੱਕ ਕਬੀਰ ਦੇ ਜਿਹੜਾ ਸੋਮੀ ਰਾਮਾਨੰਦ ਹੈ ਜਿਹਨੇ ਕਹਿੰਦੇ ਨੇ ਕਬੀਰ ਨੂੰ ਮਾਲਾ ਦਿੱਤੀ ਹੈ ਉਹ ਵੀ ਕੋਈ ਖਾਸ ਨਹੀਂ ਸੀ ਵੈਸੇ ਉਹ ਸਿਆਣਾ ਕਰਕੇ ਚੰਗਾ ਕਰਕੇ ਉੱਚੀ ਅਵਸਥਾ ਵਾਲਾ ਬੰਦਾ ਸੀ ਉਹਨੂੰ ਲੋਕ ਮੰਨਦੇ ਸੀ ਉੱਚੀ ਅਵਸਥਾ ਸੀ ਲੋਭ ਉਹ ਤੋਂ ਉੱਪਰ ਸੀ ਇਸੇ ਕਰਕੇ ਕਬੀਰ ਦੀ ਗੱਲ ਨੂੰ ਸਮਝ ਵੀ ਆ ਗਈ ਉਹਦਾ ਇੱਕ ਸ਼ਬਦ ਵੀ ਹੈ ਉਹਦੇ 'ਚ ਉਹ ਗੱਲ ਨਹੀਂ ਸੀ ਚਿੰਬੜਨ ਵਾਲੀ ਸੋਝੀ ਹੈ ਇਮਾਨਦਾਰੀ ਨਾਲ ਸੰਤੋਖ ਤੱਕ ਪਹੁੰਚਿਆ ਹੋਇਆ ਬੰਦਾ ਸੀ ਉਹ ਜੇ ਨਾ ਹੁੰਦਾ ਇਮਾਨਦਾਰ ਤਾਂ ਕਬੀਰ ਦੀ ਗੱਲ ਨਹੀਂ ਸੀ ਬਣਨੀ ਗੱਲ ਕੁਰਬਾਨੀ ਦੀ ਉਹ ਬੰਦਾ ਜਿਹਦਾ ਅੰਦਰੋਂ ਇਮਾਨਦਾਰ ਹੋਵੇ ਜਿਹੜਾ ਅੰਦਰੋਂ ਇਮਾਨਦਾਰ ਨਹੀਂ ਗੁਰਬਾਣੀ ਦੀ ਗੱਲ ਪਿਆ ਸੁਣੀ ਜਾਵੇ ਉਹਨੇ ਮੰਨਣੀ ਬਿਲਕੁਲ ਨਹੀਂ ਇੱਥੇ ਇਮਾਨ ਜਿਹੜਾ ਹੈਗਾ ਨਾ ਮੁਸਲਮਾਨ ਨੂੰ ਤਾਂ ਹੀ ਚੰਗਾ ਕਿਹਾ ਮੁਸਲਮਾਨ ਇਮਾਨ ਤੇ ਖੜਾ ਜੇ ਇਮਾਨ ਹੈ ਤਾਂ ਸੋਨਾ ਹੈ ਤੇਵਾਰੀ ਇੱਕ ਡਿਗਰੀ ਹੈ ਉਹ ਸੱਚਾ ਸੱਚਾ ਹੈ ਬਸ ਫਿਰ ਉਹ ਉਹਦਾ ਗਾਹ ਕੀ ਕਰਨਾ ਉਹਨੇ ਉਗੜਣੀ ਹੈ ਉਹਨੂੰ ਉਗੜਨ ਦੀ ਵਿਧੀ ਉਹ ਦੱਸਣੀ ਜੋ ਗੁਰਬਾਣੀ ਨੇ ਕੰਮ ਕਰਨਾ ਸੀ ਨਾ ਗੁਰਬਾਣੀ ਨੇ ਉਹਦਾ ਹੋਇਆ ਹੋਇਆ ਜੇ ਤੋ ਦੁਆਰੇ ਉਪਰੇ ਤੇ ਤੇ ਲਈ ਉਬਾਰਨੇ ਵਾਲੇ ਦੁਆਰੇ ਸਾਰੇ ਹੀ ਨਹੀਂ ਉਹਦਾ ਡੇਰਾ ਸੀ ਕਦੇ ਡੇਰਾ ਤਾਂ ਖੈਰ ਨਹੀਂ ਉਹਨੂੰ ਕਹਿ ਸਕਦੇ ਉਹਦੇ ਡੇਰੇ ਤੇ ਵੈਸੇ ਉਹ ਇੱਕ ਐਸ ਕਿਸਮ ਦਾ ਸੀ ਜਿਵੇਂ ਉਹਨੇ ਮੰਦਰ ਵੀ ਨਹੀਂ ਬਣਾਇਆ ਕੋਈ ਕਿਉਂਕਿ ਮੈਨੂੰ ਉਹਦੀ ਹਿਸਟਰੀ ਬਾਰੇ ਤਾਂ ਚਾਹ ਨਹੀਂ ਪਤਾ ਪਰ ਗੁਰਬਾਣੀ ਚੋਂ ਸਾਨੂੰ ਹਿਸਟਰੀ ਦਾ ਪਤਾ ਲੱਗਦਾ ਜਦੋਂ ਲੱਗਦਾ ਇੱਕ ਦਿਨ ਇੱਕ ਦਿਨ ਮਨ ਭਈ ਉਵੰਗ ਕਸ ਚੰਦਨ ਚੋ ਆ ਬਹੁਤ ਸੁਗੰਧ ਪੂਜਣ ਚੱਲੀ ਬ੍ਰਹਮ ਠਾਏ ਗੁਰ ਬ੍ਰਹਮ ਬਤਾਇਓ ਮਨੀ ਮਾ ਇਹਦਾ ਮਤਲਬ ਕਿਸੇ ਮੰਦਰ ਚੱਲਿਆ ਸੀ ਮੰਦਰ ਉਹਦਾ ਆਪਣਾ ਨਹੀਂ ਸੀ ਜਿਵੇਂ ਲੋਕ ਜਾਂਦੇ ਸੀ ਉਹ ਮੰਦਰ ਚੱਲਿਆ ਸੀ ਉਹ ਘਰ 'ਚ ਰਹਿੰਦਾ ਸੀ ਆਪਣੇ ਜੇ ਮੰਦਰ ਹੁੰਦਾ ਉਹਦਾ ਉੱਥੇ ਤੇ ਇਹ ਸ਼ਬਦ ਕਿਉਂ ਲਿਖਦਾ ਨਾ ਡੇਰਾ ਡੇਰੇ ਵਾਲੇ ਦਾ ਗੁਰਦੁਆਰਾ ਆਪਣਾ ਬਣਾਉਣਗੇ ਡੇਰੇ ਵਾਲੇ ਦਾ ਮੰਦਰ ਆਪਣਾ ਬਣਾਉਣਗੇ ਉਹ ਤਾਂ ਆਮਦਨ ਦਾ ਸਾਧਨ ਬਣਾਉਣਗੇ ਨਾ ਉੱਥੇ ਇਸ ਕਰਕੇ ਜਦੋਂ ਕਬੀਰ ਆਇਆ ਵਾਪਸ ਸਿਰਫ ਇੱਕ ਆਦਮੀ ਹੋ ਜਿਹਨੇ ਉਹਦੀ ਕਬੀਰ ਦੀ ਗੱਲ ਮੰਨ ਲਈ ਉਹਦਾ ਸ਼ਬਦ ਆ ਗਿਆ ਨਾ ਆਪਣੇ ਕੋਲ ਗੁਰਬਾਣੀ ਸ਼ਬਦ ਹੈ ਸਾਡੇ ਕੋਲ ਸਬੂਤ ਹੈ ਉਹਨੇ ਗੱਲ ਮੰਨੀ ਮੈਂ ਕਹਾ ਹਾਂ ਗੱਲ ਠੀਕ ਹੈ ਅਪਣਾ ਵੀ ਲਈ ਸਮਝ ਵੀ ਗਿਆ ਔਰ ਉਸ ਅਵਸਥਾ ਨੂੰ ਪਹੁੰਚ ਵੀ ਗਿਆ ਕਰਾਮਨਮ ਦਾ ਇੱਕ ਸ਼ਬਦ ਹੈਗਾ ਆਪਣੇ ਕੋਲ ਡੇਰਿਆਂ ਚੋਂ ਇਹ ਸੰਸਾਵਾਂ ਚੋਂ ਕੋਈ ਅੱਜ ਤੱਕ ਭਗਤ ਪੈਦਾ ਨਹੀਂ ਹੋਇਆ ਡੇਰਿਆਂ ਚੋਂ ਨਹੀਂ ਪੈਦਾ ਸਕੂਲਾਂ 'ਚੋਂ ਪੈਦਾ ਹੋਇਆ ਇਸ ਗੱਲ 'ਤੇ ਗੁਰੂ ਘਰ ਨੇ ਡੇਰਾ ਔਰ ਮੰਦਰ ਨਹੀਂ ਕਿਹਾ ਸਾਲ ਕਹੀਏ ਗੁਰੂ ਦੀ ਕਿਉਂ ਡੇਰਾ ਔਰ ਮੰਦਰ ਕਿਉਂ ਨਹੀਂ ਕਿਹਾ ਸਾਲ ਕਿਉਂ ਕਹੀਏ ਚਾਰ ਸਾਲ ਹੁੰਦੀ ਹੈ ਜਿੱਥੇ ਸਟੱਡੀ ਕਰਾਉਣੀ ਹੈ ਚਾਰ ਸਾਲ ਸਕੂਲ ਨੂੰ ਕਹਿੰਦੇ ਨੇ ਜਿੱਥੇ ਸਿੱਖ ਚਾਟੜਾ ਕਹਿੰਦੇ ਨੇ ਚਾਟੜਾ ਸਿੱਖ ਨੂੰ ਸਟੂਡੈਂਟ ਸਟੂਡੈਂਟ ਵੀ ਨਹੀਂ ਹੁੰਦਾ ਅਸਲ ਚ ਜਿਹਨੂੰ ਨਾਮ ਦਾ ਰਸ ਲਾ ਦਈਏ ਸਵਾਦ ਲਾ ਦਈਏ ਚਾਟ ਲਾ ਦਈਏ ਕਹਿੰਦੇ ਚਾਟ ਤੇ ਲਾਤਾ ਉਹਦਾ ਮਾਇਆ ਦਾ ਜਿਹੜਾ ਸਵਾਦ ਹੈ ਨਾ ਕੌੜੀ ਲੱਗਦੀ ਸੀ ਜਿਹੜੀ ਮਾਇਆ ਮਿੱਠੀ ਲੱਗਦੀ ਸੀ ਸੱਚ ਕੌੜਾ ਲੱਗਦਾ ਤਾਂ ਉਹਨੂੰ ਸੱਚ ਮਿੱਠਾ ਲੱਗਣ ਲਾਤਾ ਟੇਸਟ ਬਦਲਤਾ ਉਹਨੂੰ 4 ਸਾਲ ਕਹਿੰਦੇ ਚਾਟਣਾ ਕਹਿੰਦੇ ਨੇ ਜਿਹੜਾ ਚਾਟ ਤੇ ਲੱਗ ਜਵੇ ਸੱਚ ਦੀ ਚਾਟ ਤੇ ਲੱਗਦਾ ਉਹਨੂੰ ਸਕੂਲ ਵੀ ਹੋਰ ਗੱਲ ਹੈ ਥੱਲੇ ਦੀ ਗੱਲ ਹੈ ਸਕੂਲ 4 ਸਾਲ ਹੈ ਸੰਗਤ ਦੇ ਵਿੱਚ ਉਹਦਾ ਸੁਭਾਅ ਬਦਲਦਾ ਤੇਸ ਦੇ ਬਦਲਦਾ ਇਸ ਕਰਕੇ 4 ਸਾਲ ਰੱਖਿਆ ਨਾ ਨੂੰ ਬੰਦਾ ਰੱਖਿਆ ਜੇ ਅੱਜ ਅਸੀਂ ਗੁਰਦੁਆਰੇ ਡੇਰੇ ਬਣਾ ਲਏ ਤਾਂ ਉਤੋਂ ਪੈਦਾ ਵੀ ਕੀ ਹੁੰਦਾ ਦੇਖ ਲਓ 4 ਸਾਲ ਨਹੀਂ ਬਣਾਏ 4 ਸਾਲ ਬਦਲ ਕੇ ਅਸੀਂ ਕੁਝ ਹੋਰ ਬਣਾਇਆ ਨਾ ਫਿਰ ਉਤੋਂ ਨਿਕਲਿਆ ਕੀ ਹੁਣ ਉਹ ਵੀ ਦੇਖੋ ਨਿਕਲ ਕੀ ਰਿਹਾ ਉਤੋਂ ਗੁਰਮਤ ਦਾ ਵਿਰੋਧ ਨਿਕਲ ਰਿਹਾ ਉਤੋਂ ਗੁਰਮਤ ਦਾ ਵਿਰੋਧ ਨਿਕਲ ਰਿਹਾ ਉਹ ਲੋਕ ਝੰਡੇ ਲਈ ਖੜੇ ਨੇ ਗੁਰਮਤ ਦੇ ਖਿਲਾਫ ਜੋ ਕੰਮ ਵਿਰੋਧੀਆਂ ਨੇ ਕਰਨਾ ਸੀ ਉਹ ਆਪ ਕਰ ਰਹੇ ਨੇ ਮੰਨਦੇ ਨੇ ਵੀ 베ਰੀ ਦੀ ਪੂਜਾ ਹੁੰਦੀ ਹੈ ਗੁਰਮਤਿ ਦੇ ਖਿਲਾਫ ਹੈ ਪਰ ਸੰਗਤ ਨਾਰਾਜ਼ ਹੋ ਜੂ ਜੇ 베ਰੀ ਪਟਤੀ ਸੰਗਤ ਦੀ ਲੋੜ ਹੈ ਗੁਰੂ ਦੀ ਲੋੜ ਨਹੀਂ ਹੈ ਸੰਗਤ ਦੀਆਂ ਵੋਟਾਂ ਨੇ ਸੰਗਤ ਦੇ ਸਿਰ ਤੇ ਉਹਨਾਂ ਦੀ ਕੁਰਸੀ ਹੈ ਸੰਗਤ ਦੇ ਸਿਰ ਤੇ ਚੜਾਵਾ ਹੈ ਸੰਗਤ ਦੇ ਸਿਰ ਤੇ ਰੋਟੀ ਹੈ ਸੰਸਾਰੀ ਨੇ ਲੋਕ ਨਿਆਕਾਰੀ ਨਹੀਂ ਹੈ ਮਾਇਆ ਦੇ ਤੇ ਡਿਪੈਂਡੈਂਟ ਹੋ ਗਏ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਸੇ ਮਾਇਆ ਕੇ ਵਾਣੇ ਪ੍ਰਾਣੀ ਝੂਠ ਠਕੋਰੀ ਸਾਰੀਆਂ ਪੰਕਤੀਆਂ ਇਸ਼ਾਰਾ ਉਹਨਾਂ ਵੱਲ ਕਰਨੀ ਉਹਨਾਂ ਵੱਲ ਉਂਗਲੀ ਕਰ ਰਹੀਆਂ ਨੇ ਅੱਜ ਅੱਜ ਗੁਰਬਾਣੀ ਦੀਆਂ ਇਹ ਜਿਹੜੇ ਨੇ ਪੰਕਤੀਆਂ ਉਹਨਾਂ ਵੱਲ ਉਂਗਲੀ ਕਰ ਰਹੀਆਂ ਨੇ ਸਾਡੇ ਘਰ ਵੱਲ ਸਾਡੇ ਹੈੱਡ ਜਿੱਥੇ ਕਾਬੇ ਤੋਂ ਹੀ ਕੁਫਰ ਪੈਦਾ ਹੋਣ ਲੱਗ ਜੇ ਜੇ ਜੇ ਕਾਬੇ ਤੋਂ ਕੁਫਰ ਫੈਲਣ ਲੱਗ ਜੇ ਫਿਰ ਕੀ ਹੋ ਫਿਰ ਕਾਬੇ ਦੇ ਖਿਲਾਫ ਬਗਾਵਤ ਹੋਰ ਕੀ ਹੋ ਹੋਰ ਕੀ ਹੋ ਕੁਫਰ ਦੇ ਖਿਲਾਫ ਜੇ ਬਗਾਵਤ ਕਰਨੀ ਹੈ ਤਾਂ ਕਾਬੇ ਦੇ ਖਿਲਾਫ ਬਗਾਵਤ ਹੈ ਫਿਰ ਇਹਨੂੰ ਕਾਬੇ ਦੇ ਖਿਲਾਫ ਬਗਾਵਤ ਮੰਨਿਆ ਜਾਊਗਾ ਜੇ ਕੁਫਰ ਦੇ ਖਿਲਾਫ ਬਗਾਵਤ ਕਰਨੀ ਹੈ ਪਰ ਗੱਲ ਸੱਚ ਦੀ ਚਾਹੀਦੀ ਹੈ ਐਵੇਂ ਨਹੀਂ ਚਾਹੀਦੀ ਜਿਵੇਂ ਲੋਕ ਨਿੰਦਿਆ ਨਿੰਦਿਆ ਜ਼ਿਆਦਾ ਕਰਦੇ ਨੇ ਗੱਲ ਦੱਸਦੀ ਠੋਸ ਗੱਲ ਕੋਈ ਨਹੀਂ ਕੋਈ ਠੋਸ ਗੱਲ ਦੱਸੋ ਤੁਸੀਂ ਗੁਰਬਾਣੀ ਆ ਕਹਿੰਦੀ ਹੈ ਤੁਸੀਂ ਕਿਉਂ ਨਹੀਂ ਕਰਦੇ ਇਹ ਆਏ ਦੇ ਅਰਥ ਬਹਿ ਕੇ ਦੱਸੋ ਵੀ ਇਹ ਹੈ ਜੀ ਕਾਲਾ ਫਗਾਨਾ ਨੇ ਬਥੇਰਾ ਰੌਲਾ ਪਾਇਆ ਜਾਂ ਕਾਲਾ ਫਗਾਨਾ ਨੂੰ ਕਿਹਾ ਫਿਰ ਆਪ ਤੇ ਨਹੀਂ ਆਇਆ ਸਮਝਣ ਉਹ ਤਾਂ ਕਹਿੰਦਾ ਸੀ ਮੈਨੂੰ ਕੋਈ ਗੁਰਮੁਖ ਸਮਝਾਓ ਫਿਰ ਕਿਉਂ ਨਹੀਂ ਆਇਆ ਸਮਝਣ ਨਾ ਜਵਾਬ ਦਿੱਤਾ ਉਸ ਗੱਲ ਦਾ ਨਾ ਸਮਝਣ ਆਇਆ ਦੁਬਾਰਾ ਕਹਿੰਦਾ ਜੇ ਮੈਂ ਗਲਤ ਆ ਮੈਨੂੰ ਕੋਈ ਸਮਝਾ ਦਿਓ ਜਦੋਂ ਦੇ ਉਹਨੂੰ ਸਮਝਾਤਾ ਵੀ ਇਹ ਤੈਨੂੰ ਸਮਝ ਨਹੀਂ ਹੈ ਗੁਰਬਾਣੀ ਦੀ ਫਿਰ ਚਰਚਾ ਕਰਨ ਨੂੰ ਨਹੀਂ ਆਇਆ ਮੈਂ ਵੀ ਚੰਡੀਗੜ੍ਹ ਗਿਆ ਫਿਰ ਮੂਰੇ ਨਹੀਂ ਆਇਆ ਅਸਲ ਦੇ ਵਿੱਚ ਉਹ ਆਪ ਆਦਮੀ ਮਹਾ ਝੂਠੇ ਨੇ ਉਹ ਨਿੰਦਿਆ ਕਰਦੇ ਸੀ ਉਹ ਇਸੇ ਕਾਬਲੇ ਸੀ ਕੱਢ ਦੇਣੇ ਚਾਹੀਦੇ ਸੀ ਪੰਥ ਚੋਂ ਖਾਰਜ ਕਰ ਦੇਣੇ ਚਾਹੀਦੇ ਸੀ ਕੀ ਠੋਸ ਗੱਲ ਹੈ ਜਿਹੜੀ ਹੁਣ ਵੀ ਕਰਦਾ ਦੇਖੋ ਜਿਹੜੇ ਵਿਦਵਾਨ ਉਹ ਲਈ ਫਿਰਦਾ ਹੈ ਸਾਰੇ ਗੁਰਮਤ ਦੇ ਖਿਲਾਫ ਨੇ ਜੋ ਗੁਰਮਤ ਦੇ ਖਿਲਾਫ ਇਤਿਹਾਸ ਪਏ ਨੇ ਪਰ ਵੀ ਤਾਂ ਪਾਇਆ ਉਹ ਚੀਜ਼ਾਂ ਲਿਆਉਂਦਾ ਜਿਹੜੀਆਂ ਗੁਰੂ ਘਰ ਦੇ ਵਿਰੋਧੀਆਂ ਨੇ ਲਿਖੀਆਂ ਹੋਈਆਂ ਉਹ ਹਾਈਲਾਈਟ ਕਰਦਾ ਕਰੀ ਜਾਵੇ ਕੀ ਫਰਕ ਪੈ ਜੂਗਾ ਇਹ ਤਾਂ ਅੱਜ ਬਥੇਰਾ ਕੁਝ ਪਿਆ ਜੋ ਚੱਲ ਰਿਹਾ ਹੈ ਠੀਕ ਉਹਦੀ ਬਜਾਏ ਵਿਰੋਧੀ ਇਤਿਹਾਸ ਕਿਉਂ ਲਿਆ ਰਿਹਾ ਉਹ ਉਹਦੀ ਨੀਅਤ ਤੇ ਦੇਖੋ ਉਹਦੀ ਨੀਅਤ ਹੈ ਕੀ ਉਸ ਬੰਦੇ ਦੀ ਨੀਅਤ ਕੀ ਹੈ ਨਿਰੰਕਾਰੀ ਉਹਦੇ ਨੇੜੇ ਕਿਉਂ ਹੈ ਨਿਰੰਕਾਰੀ ਉਹਦੇ ਨੇੜੇ ਕਿਉਂ ਹੈ ਕੀ ਕਹਿ ਰਿਹਾ ਕਿਹੜੇ ਕਿਹੜੇ ਇਤਿਹਾਸ ਲਿਆ ਰਹੇ ਹੋ ਕੋਈ ਫਰਕ ਨਹੀਂ ਪੈਣਾ ਜਸਟੀਫਾਈ ਕਰੇ ਹੋ ਵੀ ਮੈਂ ਠੀਕ ਸੀ ਹੈਗਾ ਜਿੰਨਾ ਚਿਰ ਆਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਹੀਂ ਨਾ ਸਾਨੂੰ ਗਿਆਨ ਹੁੰਦਾ ਠੀਕ ਰਸਤਾ ਮਿਲਦਾ ਉਹਨਾਂ ਚਿਰ ਇਤਿਹਾਸ ਦੀ ਗੱਲ ਇਹਦੇ ਤੇ ਲਿਆ ਕੇ ਤੁਸੀਂ ਇਤਿਹਾਸ ਦੱਸੋ ਵੀ ਆਏ ਇਹਦੇ ਤੇ ਲਿਆ ਕੇ ਦਸਮ ਗ੍ਰੰਥ ਦੀ ਗੱਲ ਕਰੋ ਵੀ ਆਏ ਇਹਦੇ ਤੇ ਖੋਟਾ ਕਰਕੇ ਦਿਖਾਓ ਇਹਦੇ ਹਿਸਾਬ ਨਾਲ ਖੋਟਾ ਕਰਕੇ ਦਿਖਾਓ ਜਦੋਂ ਗੁਰਬਾਣੀ ਗਰਭ ਦੀ ਗੱਲ ਕਰਦੀ ਹੈ ਕੀ ਲੋੜ ਸੀ ਇਹ ਗੱਲ ਕਰਨ ਦੀ 10 ਮਾਸ ਮਾਤਾ ਉਧਰ ਰੱਖਿਆ ਜੇ ਪੂਰਾ ਸਮਝਾਉਣਾ ਹੋਵੇ ਇਹ ਅਸ਼ਲੀਲ ਨਹੀਂ ਹੈਗਾ ਇਹ ਤੇ ਬਿਨਾਂ ਸਰਦਾ ਸੀ ਕੋਈ ਕਹੇ ਵੀ ਇਹ ਤੇ ਬਿਨਾਂ ਸਰਦਾ ਸੀ ਹੋਰ ਬਥੇਰਾ ਕੁਝ ਕਹਿਣ ਨੂੰ ਸੀ ਕਿਉਂ ਲਿਖਿਆ ਵੀ ਇਹ ਤੁਸੀਂ ਜੀਵ ਦੀ ਕਿਵੇਂ ਦੱਸਦੇ ਵੀ ਉਗਰ ਦੇ ਵਿੱਚ ਜੀਵ ਹੈਗਾ ਉਹ ਇੱਕ ਲੋਕ ਹੈ ਦੁਆਪੁਰ ਹੈ ਦੁਆਪਰ ਹੈ ਤਿੰਨੇ ਲੋਕ ਕਿਵੇਂ ਸਮਝਾਉਂਦੇ ਤੁਸੀਂ ਇਹ ਤਿੰਨ ਲੋਕ ਦੀ ਗੱਲ ਹੈ ਗੁਰਬਾਣੀ ਜਦੋਂ ਇਹ ਮਾਇਆ 'ਚ ਲਿਪਤ ਹੁੰਦਾ ਹੈ ਕਿਵੇਂ ਹੁੰਦਾ ਹੈ ਕਿਵੇਂ ਜੁੜਦਾ ਹੈ ਹੁਣ ਕਿਵੇਂ ਅਲੱਗ ਹੋਊ ਵਿਸ਼ਾ ਤਾਂ ਇਹ ਗੁਰਬਾਣੀ ਦਾ ਉਹਨਾਂ ਨੂੰ ਕੀ ਪਤਾ ਵੀ ਗੁਰਬਾਣੀ ਦਾ ਵਿਸ਼ਾ ਕੀ ਹੈ ਉਹਨਾਂ ਨੂੰ ਕੋਈ ਨਹੀਂ ਪਤਾ ਗੁਰਬਾਣੀ ਦੇ ਵਿਸ਼ੇ ਦਾ ਉਹਨਾਂ ਤਾਂ ਕਪੜਾ ਬਣਾਇਆ ਵੀ ਗੁਰਬਾਣੀ ਆ ਕਹਿੰਦੀ ਹੈ ਗੁਰਬਾਣੀ ਦਾ ਤਿੰਨ ਲੋਕ ਵਿਸ਼ਾ ਕਬੀਰ ਕਹਿੰਦਾ ਤਿੰਨ ਲੋਕ ਕੀ ਬਾਤਾਂ ਕਹੇ ਪਹਿਲਾਂ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਤਿੰਨ ਲੋਕ ਹੁੰਦੇ ਕੀ ਨੇ ਜੇ ਦੱਸਣਗੇ ਤਿੰਨ ਲੋਕ ਹਿੰਦੂ ਵਾਲੇ ਦੱਸਣਗੇ ਚਾਰ ਪਦਾਰਥ ਦੱਸਣਗੇ ਹਿੰਦੂ ਵਾਲੇ ਦੱਸਣਗੇ ਚਾਰੇ ਯੁੱਗ ਦੱਸਣਗੇ ਹਿੰਦੂ ਵਾਲੇ ਦੱਸਣਗੇ ਤੇ ਉਹ ਤਾਂ ਕਹਿੰਦੇ ਨੇ ਅਸੀਂ ਸਿੱਖ ਗੁਰਬਾਣੀ ਦਾ ਚਾਰੇ ਯੁੱਗ ਨਹੀਂ ਬੰਦੀ ਚਾਰੇ ਯੁੱਗ ਕਲੀਅਰ ਕਰ ਲਓ ਜੋ ਤਤਗੁਰ ਮਾਤਾ ਚਾਰੇ ਯੁੱਗ ਕਲੀਅਰ ਕਰਕੇ ਦਿਖਾਉਣ ਮੈਨੂੰ ਤਿੰਨੇ ਲੋਕ ਕਲੀਅਰ ਕਰਕੇ ਦਿਖਾਉਣ ਚਾਰ ਪਦਾਰਥ ਕਲੀਅਰ ਕਰਕੇ ਦਿਖਾਉਣ ਦੱਸਣ ਚਾਰ ਪਦਾਰਥ ਕੀ ਹੁੰਦੇ ਨੇ ਇੱਕ ਬਰੰਤਾ ਦੋਏ ਮੂਹੇ ਦੋਏ ਬਰੰਤੇ ਚਾਰ ਚਾਰ ਬ੍ਰਹਮ ਛੇ ਮੂਹੇ ਚਾਰ ਪੁਰਖ ਦੋਏ ਨਾਲ ਨੂੰ ਕਲੀਅਰ ਕਰਨ ਕੀ ਗੱਲ ਹੈ ਇਹਦੀ ਵਿਆਖਿਆ ਕਰਕੇ ਦਿਖਾਉਣ ਕੀ ਹੈ ਇੱਕ ਪੱਤਰ ਪਰ ਉਰਕਟ ਉਰਕਟ ਇੱਕ ਪੱਤਰ ਪਰ ਪਾਣੀ ਆਸ-ਪਾਸ ਪੰਜ ਜੋਗੀਆਂ ਬੈਠੇ ਵਿੱਚ ਨਗਰ ਇਹਨੂੰ ਕਲੀਅਰ ਕਰਨ ਗੱਲ ਕੀ ਹੈ ਤਾਂ ਪਤਾ ਲੱਗੂ ਵੀ ਆਹ ਤੁਹਾਨੂੰ ਪਤਾ ਲੱਗਿਆ ਨਹੀਂ ਲੱਗਿਆ ਸਮਝੇ ਨਹੀਂ ਸਾਸ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮ ਡਰੂ ਨਹੀਂ ਉਹਨੂੰ ਕਲੀਅਰ ਕਰਨ ਕੀ ਕਿਹਾ ਫਿਰ ਲਬਾਬੀ ਵਰਦ ਪਖਾਵਜ ਕਲੀਅਰ ਕਰਨ ਕੀ ਹੈ ਕਿੰਨਾ ਕੁਝ ਪਿਆ ਗੁਰਬਾਣੀ ਵਿੱਚ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੁੱਝੇ ਬ੍ਰਹਮ ਗਿਆਨੀ ਨੂੰ ਕਲੀਅਰ ਕਰਨ ਕੀ ਹੈ ਕਨ ਕਲੀਅਰ ਇਹਦੇ ਤਾਂ ਇਹਦੇ ਵਿੱਚ ਹੀ ਸਵਾਲ ਨੇ ਸਾਰੇ ਬੁੱਝੇ ਬ੍ਰਹਮ ਗਿਆਨੀ ਨਾਲ ਲਿਖਤਾ ਇਹਨੂੰ ਕਲੀਅਰ ਕਰਨ ਨਾਲ ਅਸੀਂ ਸਮਝ ਲਾਂਗੇ ਉਹਨਾਂ ਕੋਲ ਤਾਂ ਤਤ ਗੁਰਮਤ ਹੈਗੀ ਹੈ ਕੀ ਜਵਾਬ ਹੈ ਉਹਨਾਂ ਦੇ ਕੋਲ ਜਾਣਦੇ ਨੇ ਉਹ ਸਾਰੇ ਸਮਝਦੇ ਨੇ ਪਰ ਜਦੋਂ ਆਦਮੀ ਦਾ ਮਨ ਹਰਾਮੀ ਹੋ ਜਵੇ ਹੁਜਤਾਂ ਹੀ ਕਰਦਾ ਹੁੰਦਾ ਹੋਰ ਕੀ ਕਰਨੀ ਹੁੰਦੀ ਉਹਨਾਂ ਕੋ ਹੁਜਤਾਂ ਦੇ ਸਵਾ ਕੁਝ ਨਹੀਂ ਹੈ ਉਹਨੇ ਆਪਣੀ ਖਲ ਬਚਾਉਂਦੇ ਨੇ ਤੁਸੀਂ ਤਾਂ ਕਿਹਾ ਹੀ ਸੀ ਇਹਨਾਂ ਨੂੰ ਵੀ ਭਾਈ ਉਹਨਾਂ ਨੂੰ ਲਿਆਓ ਬੁਲਾਓ ਆਪਾਂ ਨੇ ਕਿਹਾ ਨਹੀਂ ਆ ਕੇ ਵਿਦਾ ਸੁਗ੍ਰੰਥ ਤੇ ਲਿਆਓ ਚਰਚਾ ਕਰੋ ਅਸੀਂ ਦੱਸਦੇ ਹਾਂ ਵਿਦਾ ਸੁਗ੍ਰੰਥ ਕੀ ਹੈ ਕਿਹਦਾ ਲਿਖਿਆ ਹੈ ਕਿਉਂ ਲਿਖਿਆ ਹੈ ਉਹ ਸਾਬਤ ਕਰ ਨਹੀਂ ਹੈਗਾ ਅਸੀਂ ਸਾਬਤ ਕਰਾਂਗੇ ਹੈਗਾ ਪਰ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਨੇ ਸਾਨੂੰ ਡਰਨਾ ਉਹ ਨੂੰ ਕਿਉਂਕਿ ਜੱਜਾਂ ਦੇ ਲੈਵਲ ਦੀ ਗੱਲ ਹੈ ਜਜਮੈਂਟ ਜੋ ਦੇਣੀ ਹੈ ਦੋਹਾਂ ਦੀ ਦੋਹਾਂ ਨੂੰ ਸੁਣ ਕੇ ਜਜਮੈਂਟ ਦੇਣੀ ਜਜਮੈਂਟ ਨਹੀਂ ਦੇਣੀ ਦੋਹਾਂ ਤੇ ਸੁਣ ਕੇ ਜੱਜੇ ਜਜਮੈਂਟ ਦਿੰਦੇ ਹੁੰਦੇ ਨੇ ਦੂਆ ਕੌਣ ਦੇ ਦੂਗਾ ਜਜਮੈਂਟ ਜਜਮੈਂਟ ਦੇ ਦੇਣ ਫੈਸਲਾ ਹਮੇਸ਼ਾ ਵਾਸਤੇ ਹੋ ਜੂਗਾ ਉਹਨਾਂ ਨੂੰ ਪਤਾ ਵੀ ਜੇ ਇਹ ਗੱਲ ਸਾਡੇ ਬੱਲੇ ਕੱਖ ਨਹੀਂ ਹੈ ਸਾਨੂੰ ਲੋਕ ਕਹਿਣਗੇ ਤੁਸੀਂ ਕਾਹਦੇ ਵਾਸਤੇ ਬੈਠੇ ਹੋ ਤੇ ਰੋਟੀਆਂ ਖਾਣ ਬੈਠੇ ਹੋ ਚਲੋ ਛੱਡੋ ਪਰ ਸਾਨੂੰ ਨਾ ਭਜਾ ਦੇਣ ਇੱਥੇ ਕੱਲ ਤੱਕ ਤੋਂ ਲੋਕ ਉਹ ਵੀ ਨਹੀਂ ਚਾਹੁੰਦੇ ਵੀ ਸੱਚ ਪ੍ਰਗਟ ਹੋ ਜਵੇ ਖਤਰਾ ਉਹਨਾਂ ਨੂੰ ਵੀ ਹੈ ਉੱਥੇ ਵੀ ਝੂਠੇ ਹੈ ਇਹਨਾਂ ਨੂੰ ਪਤਾ ਉੱਥੇ ਝੂਠ ਹੈ ਦੋਏ ਝੂਠੇ ਇਸ ਤਰੀਕੇ ਨਾਲ ਲੜਦੇ ਨੇ ਸਿਰਫ ਗੋਲਕ ਤੇ ਕਬਜ਼ਾ ਕਰਨ ਨੂੰ ਲੜਾਈ ਗੋਲਕ ਦੀ ਜਦੋਂ ਹੁੰਦੀ ਹੋਰ ਕੁਝ ਸਿਆਸੀ ਆਦਮੀ ਕੋਈ ਜਿਹਾ ਹੁੰਦਾ ਇਹਨਾਂ ਦੀ ਵੀ ਲੜਾਈ ਗੋਲਕ ਤੱਕੇ ਹੈ ਸਿਰਫ ਉਹਨਾਂ ਦਾ ਗੋਲਕ ਤੇ ਕਬਜ਼ਾ ਹੈ ਕਬਜ਼ਾ ਕਰਨਾ ਚਾਹੁੰਦੇ ਨੇ ਨਾ ਇਹਨਾਂ ਦਾ ਮੁੱਦਾ ਗੁਰਮਤ ਦਾ ਨਾ ਉਹਨਾਂ ਦਾ ਮੁੱਦਾ ਗੁਰਮਤ ਦਾ ਗੁਰਮਤ ਦਾ ਮੁੱਦਾ ਦੋਹਾਂ ਦਾ ਨਹੀਂ ਹੈ ਗੁਰਮਤ ਦਾ ਉਹਨਾਂ ਲੈਣਾ ਵੀ ਕੀ ਹੈ ਇਹਨਾਂ ਦੋਹਾਂ ਨੇ ਲੈਣਾ ਵੀ ਕੀ ਹੈ ਗਿਆਨ ਦੀ ਗੱਲ ਸਾਰੇ ਕਰਦੇ ਨੇ ਚਰਚਾ ਦੀ ਗੱਲ ਇਹ ਵੀ ਕਰਦਾ ਦਲੀਲ ਚਾਹੀਦੀ ਹੈ ਇਹ ਖੁਦ ਦਲੀਲ ਦੇਣ ਕਿਉਂ ਨਾ ਹੈ ਸਾਡੇ ਕੋਲ ਆਉਂਦੇ ਦਲੀਲ ਦੇ ਸਾਡੇ ਨਾਲ ਦਲੀਲ ਨਾਲ ਕਿੰਨੀ ਗੱਲ ਕੀਤੀ ਇਹਨਾਂ ਉਹਨਾਂ ਨੇ ਨਾ ਕਰਨ ਹੁਣ ਕਰ ਲੈਣ ਜਦ ਮਰਜ਼ੀ ਕਰ ਲੈਣ ਜਿੱਥੇ ਮਰਜ਼ੀ ਕਰ ਲੈਣ ਸੁਣੇ ਲੈਣਾ ਉਹਨਾਂ ਨੇ ਇੰਟਰਨੈਟ ਤੇ ਚਲਾ ਜਾਣਾ ਜਿੱਥੇ ਮਰਜ਼ੀ ਆ ਜਾਣ ਕਰ ਲੈਣ ਗੱਲ ਰਹਿਣ ਦੇ ਨਾਲ ਤਾਂ ਤੁਹਾਨੂੰ ਇੱਕ ਪਾਸੇ ਸੰਗਤ ਵਿੱਚ ਕਰਨ ਗੱਲ ਟੈਲੀਵਿਜ਼ਨ ਤੇ ਕਰ ਲੈਣ ਮੈਂ ਦੇਖ ਲਾਂਗੇ ਕਿੰਨੇ ਕੋ ਉਹਨਾਂ ਦੇ ਜਿਹੜੇ ਪਾਣੀ ਹੈ ਇਹਨਾਂ ਦੇ ਵਿੱਚ ਪਤਾ ਤਾਂ ਲੱਗ ਜੂ ਜਦ ਮਾਰ ਪਰੀ ਦੋ ਮੋਰਨ ਤੇ ਨਾ ਰਹੋ ਪਰ ਬਸੂਰਨ ਕੇ ਮਨ ਮੈਂ ਜਿਹੜਾ ਵਿਦਵਾਨਾਂ ਦਾ ਭਰਮ ਸਭ ਚੱਕਿਆ ਜਾਊਗਾ ਜੇ ਜੰਗ ਦੇ ਵਿੱਚ ਦੋਏ ਪਾਸੇ ਭਿੜਦੇ ਨੇ ਸੂਰਮਿਆਂ ਦਾ ਭਰਮ ਆਪੇ ਚੱਕਿਆ ਜਾਂਦਾ ਇਹ ਦੋ ਹੀ ਪਾਸੇ ਲੱਗ ਜਾਂਦੀ ਹੈ ਰਣਦਾਸ ਸੰਪਾਸ਼ਾ ਨੇ ਪੰਕਤੀ ਅਸਲ ਵਿੱਚ ਗਿਆਨ ਚਰਚਾ ਦੀ ਕੀਤੀ ਹੈ ਗਿਆਨ ਖੰਡ ਦੀ ਲੜਾਈ ਦੀ ਕੀਤੀ ਹੈ ਕਦੇ ਜਦ ਮਾਰ ਮਚੀ ਦੋਹ ਔਰਨ ਤੇ ਨਾ ਪਰ ਪਰਮਸੂਰਨ ਕੇ ਮਨ ਵਿੱਚ ਸਾਰਾ ਭਰਮ ਚੱਕਿਆ ਜਾਊ ਉਹ ਕਾਲੇ ਵਖਾਨੇ ਦਾ ਚੱਕਿਆ ਗਿਆ ਨਾ ਇਹਦਾ ਕੀ ਨੇ ਇਹਨਾਂ ਦਾ ਕੀ ਹੈ ਇਹਦਾ ਤੇ ਕੀ ਨੇ ਔਰ ਹੈ ਵੀ ਬਦ ਰੰਗ ਦੀਆਂ ਦੂਏ ਰੰਗ ਦੀਆਂ ਜੇ ਰੰਗ ਦੀ ਦੁੱਕੀ ਹੋਵੇ ਦੁੱਕੀ ਉਹ ਬਹੁਤ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ